ਦੇਹ ਦੇਹ ਆਖੇ ਸਭ ਕੋਈ ਜੈ ਭਾਵੇ ਤਾਂ ਦੇਈ ਗੁਰੂ ਦੁਆਰੇ ਦੇਵ ਸੀ ਤਿਖਾ ਨਵਾਰੇ ਸੋਏ ਗੁਰੂ ਦੁਆਰੇ ਦੇਵ ਸੀ ਸਾਡੇ ਗੁਰਦੁਆਰੇ ਨੇ ਗੁਰੂ ਦੁਆਰੇ ਨੇ ਗੁਰਦੁਆਰਾ ਇੱਕ ਲਫ਼ਜ਼ ਹੈ ਗੁਰੂ ਜਿਹੜਾ ਹੈਗਾ ਸ਼ਬਦ ਇਹ ਇੰਡੀਪੈਂਡੈਂਟ ਹੈ ਗੁਰੂ ਸਰਵਿਆਪਕ ਹੈ ਗੁਰੂ ਆਪਣੇ ਜਾਣ ਗੁਰੂ ਦੇ ਕੋਲ ਕੋਈ ਜਾਂਦਾ ਹੈ ਦੁਆਰੇ ਤੇ ਜਾਂਦਾ ਹੈ ਸਾਡੇ ਵਾਸਤੇ ਦੁਆਰਾ ਭਰਮ ਦੇ ਪਰਦੇ ਤੋਂ ਪਰੇ ਗੁਰੂ ਦਾ ਦੁਆਰ ਹੈ ਜਦ ਭਰਮ ਤੋਂ ਭਰਮ ਦਾ ਪਰਦਾ ਕਿਆ ਹੋਣਾ ਸਾਡਾ ਭਰਮ ਤਾਂ ਘਟ ਟੁੱਟਣਾ ਉਹ ਦੁਆਰਾ ਗੁਰੂ ਦਾ ਵਰਣ ਜਿੰਨਾ ਜਨ ਭਰਮ ਦੇ ਅੰਦਰਾਂ ਦੁਆਰਾ ਹੋਇਆ ਨਹੀਂ ਭਰਮ ਦੀ ਜਿਹੜੀ ਗੱਲ ਗਈ ਦੁਆਰਾ ਬਣ ਗਿਆ ਗੁਰੂ ਦਾ ਬਾਹਰ-ਬਾਹਰ ਗੁਰੂ ਹੈ ਪਾਸੇ ਭਗਤ ਸਾਗਰ ਦੇ ਸੁਖ ਸਾਗਰ ਬਾਹਰ ਹੈ ਸੁਖ ਸਾਗਰ ਗੁਰੂ ਦਾ ਘਰ ਹੈ ਗੁਰੂ ਘਰ ਕੀ ਹੈ ਸੁਖ ਸਾਗਰ ਜਿੱਥੇ ਸੱਚਖੰਡ ਹੈ ਆ ਕੀ ਹੈ ਭਵ ਸਾਗਰ ਜਿੰਨਾ ਜਰ ਕੋਈ ਦੀਵਾਰ ਭਰਮ ਦੀ ਦੇ ਵਿੱਚ ਬੰਦ ਹੈ ਭਰਮ ਦੇ ਗੜ ਦੇ ਵਿੱਚ ਬੰਦ ਹੈ ਜਦੋਂ ਭਰਮ ਦਾ ਗੜ ਤੋੜ ਲਿਆ ਉਹ ਗੜ ਤੋੜੀ ਹੋਈ ਦੀਵਾਰ ਟੁੱਟੀ ਹੋਈ ਗੁਰੂ ਦਾ ਦਵਾਰ ਹੈ ਭਰਮ ਤੇ ਬਾਹਰ ਜਾ ਕੇ ਨਾਮ ਮਿਲਦਾ ਭਰਮ ਦੇ ਅੰਦਰ ਨਾਮ ਨਹੀਂ ਮਿਲਦਾ ਵਿਚਾਰੇ ਦੀਵਾਰ ਜੋ ਤਨ ਪਰ ਕਾਇਤ ਸੰਗੇ ਹੀ ਬਾਸਾ ਵਿੱਚ ਹੋਵੇ ਭੀਤ ਕਰਾਰੀ ਜਿੰਨਾ ਚਿਰ ਹਉਮੈ ਨਾਮ ਨਹੀਂ ਮਿਲਦਾ ਦੀਵਾਰ ਹਕੀਕਤ ਹਉਮੈ ਕਰਾਰੀ ਤਕੜੀ ਪੀਤ ਹਉਮੈ ਹਉਮੈ ਨਾਮ ਨਾਲ ਵਿਰੋਧ ਹੈ ਨਾਮ ਤਾਂ ਲੈ ਨਹੀਂ ਰਹੀ ਹਉਮੈ ਤਾਂ ਹਉਮੈ ਵਾਲਾ ਤਾਂ ਨਾਮ ਲੈ ਨਹੀਂ ਰਿਹਾ ਉਹਦਾ ਵਿਰੋਧ ਕਰ ਰਿਹਾ ਦੀਵਾਰ ਤਾਂ ਵਿਰੋਧ ਕਰ ਰਹੀ ਹੈ ਇਸ ਕਰਕੇ ਗੁਰੂ ਦੁਆਰੇ ਦੇਵ ਸੀ ਦੇਵ ਸੀ ਕੌਣ ਦੇਵ ਸੀ ਗੁਰੂ ਦੇਵ ਸੀ ਕਿ ਕਿਨੂੰ ਦੇਵ ਸੀ ਜਿਹੜਾ ਉਹਦੇ ਦੁਆਰੇ ਤੇ ਭਰਮ ਦਾ ਗੜ ਤੋੜ ਕੇ ਚਲਾ ਜਾਂਦਾ ਜਿਹੜਾ ਭਰਮ ਦਾ ਗੜ ਤੋੜ ਕੇ ਭਰਮ ਦੀ ਦੀਵਾਰ ਹੋਵੇ ਦੀ ਦੀਵਾਰ ਤੋੜ ਕੇ ਉਹਦੇ ਦੁਆਰੇ ਤੇ ਚਲਾ ਜਾਂਦਾ ਹੈ ਉਹਨੂੰ ਦਿੰਦਾ ਤਿਖਾਨ ਵਾਰਿਸ ਤਿਖਾਨ ਵਾਰਸ ਹੋਏ ਸੋਏ ਉਸੇ ਦੀ ਤਿਖਾ ਜਿਹੜੀ ਤ੍ਰਿਸ਼ਨਾ ਹੈ ਦੀ ਆਗਾ ਬੁਝਦੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਉਸ ਬਿਰਲੇ ਦੀ ਤ੍ਰਿਸ਼ਨਾ ਹੋਈਦੀ ਹੈ ਵਰਨਾ ਕਿਸੇ ਦੀ ਤ੍ਰਿਸ਼ਨਾ ਨਹੀਂ ਹੋਈਦੀ ਜੋਗੀ ਸਮਾਧੀ ਲਾਉਂਦਾ ਤ੍ਰਿਸ਼ਨਾ ਬਚਾਉਣ ਨੂੰ ਨਹੀਂ ਹੋਈਦੀ ਤ੍ਰਿਸ਼ਨਾ ਤਾਂ ਐ ਹੋਈਦੀ ਹੈ ਗੁਰੂ ਦੁਆਰਾ ਗੁਰੂ ਦੁਆਰਾ ਬੜਾ ਗੁਰੂ ਦੁਆਰਾ ਨਾਨਕ ਕਹਿ ਰਿਹਾ ਗੁਰੂ ਦੁਆਰੇ ਉਹ ਤਾਂ ਸਾਡੇ ਦਾ ਗੁਰਦੁਆਰੇ ਹੈ ਨਹੀਂ ਸੀ ਕਿਹੜੇ ਗੁਰਦੁਆਰੇ ਦੀ ਗੱਲ ਕਰ ਰਿਹਾ ਗੁਰੂ ਆਪਣੇ ਦੁਆਰੇ ਤੇ ਦਿੰਦਾ ਦੇਣ ਵਾਲਾ ਗੁਰੂ ਹੈ ਲੈਣ ਵਾਲਾ ਨਹੀਂ ਗੁਰੂ ਲੈਣ ਵਾਲਾ ਚੇਲਾ ਨਾਨਕ ਗੁਰੂ ਦੁਆਰੇ ਕਹਿ ਰਿਹਾ ਵੀ ਮਿਲਦੀ ਹੈ ਨਾਨਕ ਨੂੰ ਗੁਰੂ ਦੇ ਦੁਆਰੇ ਤੇ ਮਿਲੀ ਹੈ ਵਸਤ ਦਾਤਾ ਹੈ ਗੁਰੂ ਦਾਤਾ ਦਾਤ ਰੱਖੀ ਘਰ ਆਪਣੇ ਨਾ ਹੱਥ ਆਪਣੇ ਜੈ ਭਾਵੇ ਤਦੇ ਉਹਦੇ ਹੱਥ ਚ ਦਾਤ ਜਿਹਨੂੰ ਚਾਹੁੰਦਾ ਉਹਨੂੰ ਦੇ ਜਿਹਨੂੰ ਦੇ ਦਿੰਦਾ ਉਹਦੀ ਤ੍ਰਿਸ਼ਨਾ ਖਤਮ ਹੋ ਜਾਂਦੀ ਅਸੀਂ ਜਿਹੜੀਆਂ ਗਲਤੀਆਂ ਕੀਤੀਆਂ ਨੇ ਨਾ ਗੁਰੂ ਆਪਣੇ ਮਰਜ਼ੀ ਦੇ ਬਣਾ ਕੇ ਜਿਨ੍ਹਾਂ ਨੇ ਵੀ ਗਲਤੀਆਂ ਕੀਤੀਆਂ ਸੀ ਡੁਪਲੀਕੇਟ ਗੁਰੂ ਬਣਾ ਕੇ ਉਹਨਾਂ ਨੂੰ ਕੱਖ ਨਹੀਂ ਮਿਲਿਆ ਉਸੇ ਪਰਮਜਾਲ ਚ ਸਿੱਖ ਫਸ ਗਏ ਜਿਹੜੇ ਪਰਮਜਾਲ ਦੁਨੀਆ ਮਤਾਂ ਫਸੀਆਂ ਹੋਈਆਂ ਸੀ ਅੱਜ ਸਾਡੇ ਕੋਲ ਸਿੱਖ ਮਤ ਖਤਮ ਹੋ ਗਈ ਗੁਰੂ ਅਸੀਂ ਬਾਹਰ ਬਣਾ ਲਿਆ ਜਿਵੇਂ ਲੋਕਾਂ ਦੇ ਗੁਰੂ ਬਣਾਏ ਸੀ ਗੁਰੂ ਤਾਂ ਪਰਮੇਸ਼ਰ ਹੈ ਗੁਰ ਪਰਮੇਸ਼ਰ ਇੱਕ ਹੋ ਜੀ ਪਰਮੇਸ਼ਰ ਨਾਲ ਗੁਰੂ ਤਾਂ ਇੱਕ ਹੈ ਜੇ ਅਸੀਂ ਨਾਨਕ ਨੂੰ ਪਰਮੇਸ਼ਰ ਮੰਨ ਲਿਆ ਫਿਰ ਤਾਂ ਪਰਮੇਸ਼ਰ ਜਨਮ ਧਾਰਦਾ ਫਿਰ ਤਾਂ ਪਰਮੇਸ਼ਰ ਦਾ ਪਿਓ ਵੀ ਸੀ ਉਹਦਾ ਤਾਂ ਇਹ ਫਿਰ ਕਹੋ ਦਰਕਾਣਾ ਸਾਹਿਬ ਹੈ ਨਹੀਂ ਇਹਨਾਂ ਤੇ ਮੁਕਰੋ ਜਾਂ ਕਹੋ ਵੀ ਤ੍ਰਿਪਤਾ ਦਾ ਤ੍ਰਿਪਤਾ ਦੀ ਮਾਂ ਹੈ ਨਹੀਂ ਸੀ ਇਹ ਤਾਂ ਗੱਲਾਂ ਉਹਨਾਂ ਨੂੰ ਕਹੀ ਸੀ ਰਾਮਚੰਦਰ ਨੂੰ ਮੈਂ ਜੋ ਅਜੋਨ ਕਹਿਣ ਲੱਗੇ ਸੀ ਅਜੋਨ ਜਿਵੇਂ ਹੀ ਨਹੀਂ ਸਾਡੇ ਵੀ ਕਹਾਣੀਆਂ ਕਈ ਸਰਦਾਰ ਨੇ ਬਕਵਾਸ ਕੀਤਾ ਹੋਇਆ ਉਹਦਾ ਜੀ ਜਿਵੇਂ ਹੀ ਨਹੀਂ ਨਾਨਕ ਤਾਂ ਇਹ ਝੂਠੇ ਨੇ ਮਾਨਾ ਝੂਠੇ ਦਸਮ ਬਾਜਾ ਜੋ ਕਹੋ RAM ਅਜੋਨ ਅਜੈ ਹੈ ਜੋ ਤੁਸੀਂ ਕਹਿੰਦੇ ਹੋ ਰਾਮ ਅਜੋਨੀ ਹੈ ਅਜਾਇ ਹੈ ਜਿੱਤੇ ਨਹੀਂ ਜਾ ਸਕਦਾ ਉਦੋਂ ਉਹਦੇ ਮੁੰਡਿਆਂ ਨੇ ਜਿੱਤ ਲਿਆ ਨਾਲੇ ਕਹਿੰਦਾ ਮੁੰਡਿਆਂ ਨੇ ਹਰਾਤਾ ਲਵ ਕੁਸ ਨੇ ਕਾਹੇ ਕੋ ਕੌਸ਼ਲ ਕੁਖ ਜਿਉ ਜੂ ਫਿਰ ਕੁਸਲਿਆ ਦਾ ਮੁੰਡਾ ਕਹਿੰਦੇ ਕਹਿੰਦੇ ਹੋ ਉਹਦੀ ਮਾਂ ਲਿਆ ਸੀ ਫਿਰ ਕਹਿੰਦੇ ਕਹਿੰਦੇ ਅਜੋਰ ਵੀ ਕਹਿੰਦੇ ਹੋ ਮਾਂ-ਬਾਪ ਵੀ ਮੰਨੀ ਜਾਂਦੇ ਹੋ ਜਿਹੜਾ ਕੁਝ ਪਿੱਛੇ ਪਖੰਡਵਾਦ ਸੀ ਉਹੀ ਅਸੀਂ ਸਾਰਾ ਖੜਾ ਕਰ ਲਿਆ ਖੜਾ ਕਰ ਦਿੱਤਾ ਬਣਤ ਨੇ ਅਸੀਂ ਮੰਨ ਲਿਆ ਅੱਖਾਂ ਵਿੱਚ ਕੇ ਹਨੇਰਾ ਕੀਤਾ ਹੋਇਆ ਅੱਖਾਂ ਖੋਲਣ ਦੀ ਲੋੜ ਹੈ ਅੱਖਾਂ ਬੰਦ ਕਰਨ ਦੀ ਲੋੜ ਨਹੀਂ ਅੱਖਾਂ ਬੰਦ ਕਰਕੇ ਝੂਠ ਨੂੰ ਬਣਿਆ ਸੀ ਚੰਗੇ ਭਲੇ ਨੇ ਬਣ ਗਏ ਅੱਖਾਂ ਬੰਦ ਕਰ ਲੋ ਜੇ ਆਦਮੀ ਬੰਦ ਕਰ ਲਵੇ ਅੰਨਾ ਹੋ ਗਿਆ ਅਗਿਆਨਤਾ ਦਾ ਕਾਰਨ ਹੈ ਅਸੀਂ ਸਭ ਕੁਝ ਉਹ ਮੰਨ ਲਿਆ ਉਸੇ ਤਰੀਕੇ ਨਾਲ ਮੰਨ ਲਿਆ ਜਿਵੇਂ ਹਿੰਦੂਆਂ ਨੇ ਮੰਨਿਆ ਸੀ ਉਹ ਜਿਹੜੇ ਸਿਆਣੇ ਹਿੰਦੂ ਉਹ ਕਹਿੰਦੇ ਨੇ ਸਿੱਖੇ ਦੂਏ ਨੇ ਬਿਲਕੁਲ ਕਹਿੰਦੇ ਨੇ ਠੀਕ ਕਹਿੰਦੇ ਨੇ ਦੂਏ ਨੇ ਜਦ ਅਸੀਂ ਸਿੱਖੀ ਛੱਡਤੀ ਫਿਰ ਬਾਕੀ ਕੀ ਬਚਿਆ ਬਾਕੀ ਕੀ ਬਚਿਆ ਸਰੋਂ ਉਹਨਾਂ ਜਦ ਸਰੋਂ ਹੈ ਜਿੰਨਾ ਜਦ ਤੇਲ ਵਿੱਚ ਹੈ ਤਤ ਵਿੱਚ ਹੈ ਤਤ ਕੱਢ ਲਈਏ ਫਿਰ ਖਾਲ ਹੋ ਜਾਂਦੀ ਹੈ ਫਿਰ ਸਰੋਂ ਨਹੀਂ ਹੁੰਦੀ ਫਿਰ ਨਹੀਂ ਸਰੋਂ ਰਹਿੰਦੀ ਫਿਰ ਖਾਲ ਹੋ ਜਾਂਦੀ ਹੈ ਕੀਮਤ ਵੀ ਘਟ ਜਾਂਦੀ ਹੈ ਫਿਰ ਉਹਦੀ ਤਾਂ ਹੀ ਉਹਨਾਂ ਕਾਚੀ ਸਰਸੋਂ ਪੇਲੀਏ ਨਾ ਖੜ ਪੈ ਤੇਲ ਕੱਚੀ ਸਰੋਂ ਜੇ ਪੀੜ ਲਈਏ ਨਾ ਖੜ ਨਿਕਲਦਾ ਨਾ ਤੇਲ ਕੱਚੀ ਸਰੋਂ ਕੀ ਹੈ ਸਰੀਰ ਕੱਚੀ ਸਰੋਂ ਹੈ ਸਰੀਰ ਦੇ ਉੱਤੇ ਜਿਆਦਾ ਸੀ ਲਿਆ ਕੇ ਸਭ ਕੁਝ ਇਤਿਹਾਸ ਤੇ ਲਿਆਦਾ ਨਾ ਤੇਲ ਨਾ ਇਹਦੀ ਖੜ ਬਣਦੀ ਕੁਝ ਵੀ ਨਹੀਂ ਕੱਚੀ ਸਰਸੋਂ ਪੇਲ ਕੇ ਕਬੀਰ ਕਹਿੰਦਾ ਨਾ ਖੜ ਪਿਆ ਨਾ ਤੇਲ ਨਾ ਜੋ ਤੇਲ ਲੱਗਦਾ ਕੋਈ ਖੜ ਇਹਦੇ ਕੰਮ ਗੁਰੂ ਦੁਆਰੇ ਦੇਵ ਸੀ ਗੁਰੂ ਆਪਣੇ ਦੁਆਰੇ ਤੇ ਜਿਹੜਾ ਜਾਊਗਾ ਉਹਨੂੰ ਦਿੰਦਾ ਗੁਰੂ ਦੇ ਦੁਆਰੇ ਤੇ ਮਰੇ ਤੇ ਬਿਨਾਂ ਨਹੀਂ ਜਾਇਆ ਜਾ ਸਕਦਾ ਤਾਂ ਇੱਕ ਵੀਰ ਕਹਿੰਦਾ ਮਰੂ ਤੋਂ ਹਰ ਕੇ ਦੁਆਰ ਮਤ ਹਰ ਪੁੱਛੇ ਕੌਣ ਹੈ ਪਰਾ ਹਮਾਰੇ ਬਾਲ ਉਹ ਦਵੇ ਉਹਦੇ ਦੁਆਰੇ ਤੇ ਜਾ ਕੇ ਮਰ ਜਾਈਦਾ ਜਿਉਂਦਾ ਉਹ ਆਪੇ ਕਰ ਲੈਂਦਾ ਨਾਮ ਨਾਲ ਜਿਉਂਦਾ ਹੁੰਦਾ ਜਿਹੜਾ ਉਹਦੇ ਕੋਲੋਂ ਨਾਮ ਡਾਇਰੈਕਟ ਮਿਲਦਾ ਉਹਦੇ ਨਾਲ ਨਾਮ ਨਹੀਂ ਅਸਲ ਜੋ ਸਪਰਸ਼ ਹੈ ਉਹ ਆਪਣੇ ਹੱਥ ਰੱਖਦਾ ਹੱਥ ਹੱਥ ਲਾ ਦਿੰਦਾ ਸਮੁੰਦਰ ਦਾ ਹੱਥ ਕੀ ਹੈ ਸਮੁੰਦਰ ਦਾ ਹੱਥ ਲਹਿਰ ਸਮੁੰਦਰ ਇੱਥੇ ਹੈ ਲਹਿਰ ਉਹ ਚਲੀ ਜਾਂਦੀ ਹੈ ਬਾਹਰ ਖੜੋ ਸਮੁੰਦਰ ਦੇ ਲਹਿਰ ਤੁਹਾਨੂੰ ਟੱਚ ਕਰ ਦਿੰਦੀ ਸਮੁੰਦਰ ਨੇ ਆਪਣੇ ਹੱਥ ਨਾਲ ਟੱਚ ਕੀਤਾ ਤੁਹਾਨੂੰ ਉਹਦੇ ਅੰਦਰ ਜਿਹੜੀ ਇੱਛਾ ਸ਼ਕਤੀ ਹੈ ਉਹਦੇ ਹੱਥ ਹੈ ਉਹਦੀ ਇੱਛਾ ਸ਼ਕਤੀ ਨਾਲ ਟੱਚ ਕਰਦਾ ਲਹਿਰ ਨਾਲ ਟੱਚ ਕਰਦਾ ਸਪਰਸ਼ ਕੀਤਾ ਇਹ ਦਰਸ਼ਨ ਹੈ ਇਹ ਦਰਸ਼ਨ ਪਰਸਨ ਨੂੰ ਦਰਸ਼ਨ ਕਹਿੰਦੇ ਨੇ ਜਦ ਉਹਦੇ ਦੁਆਰੇ ਜਾਊਗਾ ਉਹ ਢਾਲੂਗਾ ਮਰੇ ਨੂੰ ਦੁਆਰੇ ਦੁਆਰੇ ਤੇ ਜੇ ਜਾਊਗਾ ਵਰਕੇ ਜਾਊਗਾ ਤਾਂ ਢਾਲੂ ਉਹੀ ਕਿ ਕੋਹੇ ਤਾਂ ਉਗਵਾ ਉਹ ਹੀ ਉਗੂਗਾ ਫਿਰ ਧਰਤੀ ਦਾਣਾ ਜਾਂ ਪੈ ਜਾਂਦਾ ਮਰ ਜਾਂਦਾ ਬਸ ਜੇ ਨਾ ਉਗੇ ਤਾਂ ਮਰੇ ਗਿਆ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਝ ਮਰਤਬਾ ਚਾਹੀਏ ਕਿ ਦਾਣਾ ਖਾਕ ਮੇ ਕੇ ਗੋਲੇ ਗੁਰਦਾਨ ਹੁੰਦਾ ਦਾਣਾ ਖਤਮ ਹੋ ਜਾਂਦਾ ਹੈ ਇਸ ਕਰਕੇ ਮਰ ਕੇ ਹੀ ਦਾ ਹੁੰਦਾ ਇਹਨੂੰ ਕਹਿੰਦੇ ਜੀਵਨ ਮੁਕਤ ਤੋ ਆਖੀਏ ਮਰ ਜੀਵੇ ਮਰਿਆ ਮਰਨਾ ਤਾਂ ਨਹੀਂ ਪਰ ਜੇ ਆਪਣਾ ਐਸ ਤਰੀਕੇ ਨਾਲ ਮਰ ਜਵੇ ਨਾ ਐਸੀ ਮਰਨੀ ਮਰ ਜਵੇ ਐਸੀ ਮਰਨੀ ਜੇ ਮਰੇ ਬੋੜ ਨਾ ਬਣਾ ਵਰਣੇ ਹੀ ਤੇ ਪਾਈਏ ਪੂਰਨ ਪਰਮਾਨੰਦ ਪੂਰਨ ਪਰਮਾਨੰਦ ਆ ਜਿਹੜਾ ਪਹਿਲਾਂ ਮਰ ਜਵੇ ਉਹਦੇ ਦੁਆਰੇ ਤੇ ਜਾ ਕੇ ਫੇਰ ਉਹ ਉਹਦੀ ਪ੍ਰਾਪਤੀ ਹੁੰਦੀ ਹੈ ਫਿਰ ਉਹਦਾ ਸਪਰਸ਼ ਪ੍ਰਾਪਤ ਹੁੰਦਾ ਹੈ ਦਰਸ਼ਨ ਕੀ ਹੈ ਪਰਸਣ ਹੱਥ ਲਾਉਂਦੀ ਸਾਰੇ ਸਾਰਾ ਰਸ ਆ ਜਾਂਦਾ ਸਰਸਣ ਰਸਾ ਆ ਗਿਆ ਦਰਸ਼ਨ ਪਰਸਣ ਸਰਸਣ ਹਰਸਣ ਵਿਗਾਸ ਹੋ ਗਿਆ ਨਾਨਕ ਭਗਤਾਂ ਸਦਾ ਖੇੜਾ ਹਰਸ ਖੇੜਾ ਸਦਾ ਵਿਗਾਸ ਰੰਗ ਰੰਗੀ ਕਰਤਾਰੀ ਬਵੇਗ ਬੁੱਧੀ ਪ੍ਰਗਟ ਹੋ ਗਈ ਪ੍ਰਗਟ ਕੀ ਹੁੰਦਾ ਹੈ ਇੱਕ ਮਨੇ ਤੇ ਉੱਗੇ ਬਵੇਗ ਬੁੱਧੀ ਪ੍ਰਗਟ ਹੁੰਦੀ ਹੈ ਰਾਮ ਰਾਮ ਤਮਤ ਪ੍ਰਗਟੀ ਆਏ ਪ੍ਰਗਟ ਆਈ ਢੰਡੋਲਤ ਢੁੰਡਤ ਹਉ ਫਰੀ ਢੰਡੋਲਤ ਢੁੰਡਤ ਹਉ ਫਰੀ ਟੈ ਟੈ ਪਵਨ ਕਰਾਜ ਬਾਹਰ ਬਹੁਤ ਟੋਲਿਆ ਪਹਾੜਾਂ ਤੇ ਢੋਲਿਆ ਤੀਰਥਾਂ ਤੇ ਢੋਲਿਆ ਮੰਦਰਾਂ 'ਚ ਢੋਲਿਆ ਸੰਤਾਂ ਦੇ ਡੇਰਿਆਂ ਤੇ ਜਾ ਕੇ ਢੋਲਿਆ ਜਿਨ੍ਹਾਂ ਨੂੰ ਲੋਕ ਮਹਾਪੁਰਖ ਕਹਿੰਦੇ ਸੀ ਉਹਨਾਂ ਦੇ ਕੋਲ ਜਾ ਜਾ ਢੋਲਿਆ ਔਰ ਹੌਸਲੇ ਢਹਿੰਦੇ ਚਲੇ ਗਏ ਜਿੱਥੋਂ ਗਏ ਉੱਥੇ ਮਿਲੇ ਹੀ ਫਿਰ ਹੌਸਲਾ ਬੰਨ ਕੇ ਜਾਣਾ ਕਰਾਰ ਕਰਕੇ ਜਾਣਾ ਫਿਰ ਨਾ ਕੁਝ ਮਿਲਣਾ ਟਹਿ ਪਵਣ ਕਰਾਰ ਕਰਾਰ ਮਨ ਨੂੰ ਹੌਸਲਾ ਬੰਨ ਕੇ ਜਾਣਾ ਫਿਰ ਟਹਿ ਜਾਣਾ ਜਾ ਕੇ ਟਹਿਡਾ ਪਵਨ ਕਰਾਰ ਭਾਰੇ ਟਹਿ ਤੇ ਟਹਿ ਪਏ ਹੌਲੇ ਨਕਸੇ ਪਾਰ ਜਿਹੜੇ ਭਾਰੇ ਸੀ ਟਹਿ ਤੇ ਟਹਿ ਪਏ ਟਹਿੰਦੇ ਟਹਿ ਪਏ ਹੌਲੇ ਨਕਸੇ ਪਾਰ ਜਿਹੜੇ ਭਾਰੇ ਸੀ ਉਹ ਤਾਂ ਟਹਿ ਗਏ ਤੇਰੀ ਹੋ ਗਏ ਭਾਰੇ ਕੌਣ ਸੀ ਜਿਹੜੇ ਸਰੀਰ ਨਾਲ ਜੁੜੇ ਹੋਏ ਸੀ ਜਿਹੜੇ ਸਰੀਰ ਨਾਲ ਜੁੜੇ ਹੋਏ ਸੀ ਕਿਉਂ ਜੁੜੇ ਹੋਏ ਸੀ ਸਰੀਰ ਨਾਲ ਸਰੀਰ ਨਾਲ ਜੁੜੇ ਸੀ ਕਿਉਂ ਜੁੜੇ ਸੀ ਕਿਉਂ ਨਹੀਂ ਛੱਡ ਸਕੇ ਸਰੀਰ ਨੂੰ ਸੋਮੇ ਮੋਹ ਭਰਮ ਭੈ ਚਾਰੇ ਚੀਜ਼ਾਂ ਤੋਂ ਗ੍ਰਸਤ ਹੈ ਇਹਨਾਂ ਦਾ ਹੀ ਭਾਰ ਸੀ ਸਰੀਰ ਦਾ ਭਾਰ ਨਹੀਂ ਸੀ ਸਰੀਰ ਤਾਂ ਛੱਡ ਦੇਈਦਾ ਫਿਰ ਭਾਰ ਬਾਕੀ ਵੱਜਦਾ ਕਾਹਦਾ ਹੈ ਸਰੀਰ ਦਾ ਦੋਹਾ ਨਹੀਂ ਛੱਡ ਦੇਣਾ ਸਰੀਰ ਉਹਦਾ ਵੀ ਛੁੱਟ ਜਾਣਾ ਸਰੀਰ ਉਹਦਾ ਵੀ ਛੁੱਟ ਜਾਣਾ ਪਰ ਉਹਦੀ ਹੋਂਦ ਨਹੀਂ ਛੁੱਟਣੀ ਪੈਰੀ ਛੁੱਟੀ ਛੁੱਟਣੀ ਭਰਮ ਛੁੱਟ ਅਖੀਰ ਆ ਗਿਆ ਭਰਮ ਛੁੱਟਣੀ ਹੋਵੇ ਮੋ ਭਰਮ ਹੋਵੇ ਮੋ ਪੈ ਤਿੰਨੇ ਛੁੱਟ ਜਾਣੇ ਨੇ ਭਰਮ ਦੇ ਵਿੱਚ ਸਮਾ ਜਾਣਾ ਨੇ ਤਿੰਨੇ ਪਰ ਉਹ ਰਹਿ ਜਾਣਾ ਗੱਲਾਂ ਭਰਮ ਨਹੀਂ ਸਰੀਰ ਛੱਡਦੇ ਸਾਰ ਮੋਹ ਵੀ ਛੁੱਟ ਜਾਣਾ ਪਰ ਵਿੱਚ ਸਮਾ ਜਾਣੇ ਨੇ ਮੋਹ ਦਾ ਕਾਰਨ ਮੋਹ ਜਨਮ ਦਾ ਕਾਰਨ ਬਣ ਜਾਂਦਾ ਉਸੇ ਕੁਲ ਚੋਸ ਏਰੀਏ ਚ ਜਿਹੜੇ ਪੂਰਬ ਜਨਮ ਦੇ ਸੰਜੋਗੀ ਸੀ ਨਾ ਉੱਥੇ ਜਨਮ ਲੈ ਲੈਣਾ ਆ ਗਏ ਜਿੱਥੇ ਸੁਰਤ ਜੁੜੀ ਹੋਈ ਸੀ ਉੱਥੇ ਹੀ ਲੈ ਅੰਤ ਅੰਤਕਾਲ ਜਿਹੜਾ ਸਿਮਰਦਾ ਸੀ ਜਿੱਥੇ ਉੱਥੇ ਹੀ ਆ ਜਾਣਾ ਉਹਦੀ ਇੱਛਾ ਜੋ ਹੈ ਉੱਥੇ ਜਨਮ ਲੈਣਾ ਜਿੱਥੇ ਇੱਛਾ ਲੈ ਲੈ ਭਾਈ ਭਾਰੇ ਢਹਿਤੇ ਢਹਿ ਪਏ ਹੌਲੇ ਨਕਸ਼ੇ ਪਾਰ ਜਿਹੜੇ ਹੌਲੇ ਸੀ ਜਿਨ੍ਹਾਂ ਨੇ ਕੁਝ ਰੱਖਿਆ ਹੀ ਨਹੀਂ ਕੋਲ ਕੁਝ ਵੀ ਨਹੀਂ ਬਾਲਕੀ ਰੱਖੀ ਸਰੀਰ ਦੀ ਮਾਲਕੀ ਵੀ ਨਹੀਂ ਰੱਖੀ ਜੋਤ ਸਰੂਪ ਹੋ ਗਏ ਉਹ ਪਾਰ ਨਿਕਲੇ ਫਿਰ ਵੇ ਹੋਏ ਤਰ ਗਏ ਗੁਣਾ ਜਨ ਪਾ ਹਾਂ ਹਰੂਏ ਹਰੂਏ ਤਰ ਗਏ ਬੂੜੇ ਜਨ ਸਰਪਾਰ ਜਿਨ੍ਹਾਂ ਦੇ ਬਹੁਤ ਸਾਰੇ ਚੇਲੇ ਸੀ ਜਿਨ੍ਹਾਂ ਦੀਆਂ ਬਹੁਤ ਸਾਰੇ ਜ਼ਿੰਮੇਵਾਰੀਆਂ ਸੀ ਜਿਨ੍ਹਾਂ ਦੇ ਬਹੁਤ ਸਾਰੇ ਵੈਦੇ ਕੀਤੇ ਹੋਏ ਸੀ ਮੈਂ ਬਾਹ ਫੜ ਕੇ ਲੈ ਜੂ ਸਾਰੇ ਡੁੱਬ ਗਏ ਚੇਲਿਆਂ ਸਣੇ ਡੁੱਬ ਗਏ ਜਿਨ੍ਹਾਂ ਨੇ ਕਿਹਾ ਸੀ ਨਾ ਬਾਹ ਫੜ ਕੇ ਲੈ ਜੂ ਆਪੇ ਡੁੱਬ ਗਏ ਭਾਰਤੀ ਨਾ ਸਰਤੇ ਸਭ ਨੂੰ ਲਿਜਾਣ ਦਾ ਸਾਰਿਆਂ ਦਾ ਫਿਕਰ ਸੀ ਸਾਰਿਆਂ ਦਾ ਜਿਹੜਾ ਸਿੱਖ ਬਣਾਉਣ ਵਾਲੇ ਨੇ ਨਾ ਉਹ ਡੁੱਬ ਗਏ ਡੁੱਬ ਜਾਣਗੇ ਆਪੇ ਬਣ ਜਾਓ ਇੰਨਾ ਹੀ ਬਹੁਤ ਹੈ ਜਿਹਨਾਂ ਨਿਕਲਣਾ ਪਾਰ ਆਪ ਸਿੱਖ ਬਣ ਜਵੇ ਜਿਹੜਾ ਕੋ ਮੈਂ ਸਾਰੇ ਆਪਣੇ ਘਰਦਿਆਂ ਨੂੰ ਟੱਬਰ ਨੂੰ ਬਣਾਉਣਾ ਉਹ ਵੀ ਡੁੱਬ ਜੂ ਨਾਨਕ ਨੇ ਆਪਣੇ ਮੁੰਡਿਆਂ ਨੂੰ ਨਹੀਂ ਕਿਹਾ ਵੀ ਸਿੱਖ ਬਣ ਜਾਓ ਜਿਹਨੇ ਬਣਨਾ ਬਣ ਜੂ ਬਾਣੀ ਰਖੀ ਹੋਈ ਹੈ ਉਹ ਵੀ ਪੜਦੇ ਸੀ ਜਿਹਨੇ ਬਣੇ ਬਣਦਾ ਬਣੇ ਜੇ ਡੁੱਬਣਾ ਡੁੱਬੇ ਕਿਤੇ ਕਿਹਾ ਹੋਵੇ ਨਾਨਕ ਨੇ ਵੀ ਤੁਸੀਂ ਕਿਉਂ ਨਹੀਂ ਬਣਦੇ ਇਸ ਗੱਲ ਦਾ ਕਿਤੇ ਜਿਗਰੇ ਨਹੀਂ ਹੈ ਇਤਿਹਾਸ ਕੀ ਮਤਲਬ ਸਾਰੇ ਸੁਣਦੇ ਹੀ ਨੇ ਉਹ ਵੀ ਸੁਣ ਲੈਣ ਨਹੀਂ ਸੁਣਨਾ ਨਾ ਸੁਣ ਨਾਨਕ ਨੂੰ ਸਭ ਕੋਈ ਨਹੀਂ ਨਾ ਕੋਈ ਬੈਰੀ ਨਾ ਹੈ ਬਗਾਨਾ ਇਹ ਤਾਂ ਜਨਰਲ ਆਦਮੀਆਂ ਦੀਆਂ ਗੱਲਾਂ ਨੇ ਆਮ ਆਦਮੀਆਂ ਦੀਆਂ ਮੇਰਾ ਤੇਰਾ ਉੱਥੇ ਮੇਰਾ ਤੇਰਾ ਕਿੱਥੇ ਸਾਰੇ ਹੀ ਆਪਣੇ ਨੇ ਸਾਰੇ ਹੀ ਪਰਾਏ ਨੇ ਸਾਰੇ ਹੀ ਆਪਣੇ ਨੇ ਸਾਰੇ ਹੀ ਪਰਾਏ ਨੇ ਜੈ ਸ੍ਰੀ ਦਾ ਹੋ ਜਾਈ ਲੈਣਾ ਸ੍ਰੀ ਚੰਦ ਦੇ ਦਿਮਾਗ 'ਚ ਫਰਕ ਹੋ ਨਾਨਕ ਦੇ ਤਾਂ ਹੈ ਸਾਡੇ ਸਿੱਖਾਂ ਦੇ ਫਰਕ ਹੋਊ ਰਾਮਦੇਵ ਦਾ ਹੈ ਨਹੀਂ ਗੁਰਬਾਣੀ ਦਾ ਫਰਕ ਦੱਸਦੀ ਨਹੀਂ ਗੁਰਬਾਣੀ ਦਾ ਫਰਕ ਰੱਖਣ ਨੂੰ ਕਹਿੰਦੀ ਨਹੀਂ ਤੇ ਜੀ ਆਪਣੇ ਮੁੰਡਿਆਂ ਨੂੰ ਨਹੀਂ ਦਿੱਤੀ ਜਿਹੜੇ ਆਪਣੇ ਮੁੰਡਿਆਂ ਨੂੰ ਦਿੱਤੀ ਨਹੀਂ ਕਹਿੰਦੇ ਉਹ ਸਾਰੇ ਆਦਮੀ ਨੇ ਆਪਣੇ ਹੁੰਦੇ ਨੇ ਜੇ ਆਪਣਾ ਪਰਾਇਆ ਹੁੰਦਾ ਤਾਂ ਸਿੱਖੀ ਕਿਤੇ ਫਿਰ ਸਾਡੇ ਆਪਣੀ ਤਕੜੀ ਨਾਲ ਤੋਲਦੇ ਆ ਅਸੀਂ ਆਪਣੀ ਬੁੱਧੀ ਨਾਲ ਤੋਲਦੇ ਆ ਬੋਲਣਾ ਨਹੀਂ ਆਉਂਦਾ ਬੋਲਣਾ ਕੀ ਹੈ ਅਮਰ ਅਜਾਚੀ ਹਰਮਿਲੈ ਤਿਨ ਕਹਿ ਹੋਂ ਬਲ ਜਾਉ ਅਮਰ ਆਤਮਾ ਤਾਂ ਹੁੰਦੀ ਹੋ ਅਮਰ ਆਤਮਾ ਤਾਂ ਹਰੇਕ ਦੀ ਉਮਰ ਹੈ ਮਰਦੀ ਹੈ ਨਹੀਂ ਪਰ ਜੇ ਅਜਾਚੀ ਬਣ ਜਵੇ ਇਹ ਕੁਝ ਵੀ ਨਾ ਮੰਗੇ ਸੰਸਾਰ ਦੇ ਵਿੱਚ ਜਾਚਨਾ ਕਰਨਾ ਮੰਗਣਾ ਜਾਦੇ ਦੀ ਮੰਗੇ ਨਹੀਂ ਕੋਈ ਰਹਿੰਦੀ ਫਿਰ ਜਾਚੀ ਹੁੰਦੀ ਹੈ ਅਮਰ ਅਜਾਚੀ ਹਰ ਮਿਲੇ ਫਿਰ ਹਰ ਮਿਲਦਾ ਤਨ ਕਹੇ ਹੋਂ ਵਾਲੇ ਹਰ ਐਵੇਂ ਨਹੀਂ ਮਿਲਦਾ ਹਰ ਜਦ ਮਿਲਦਾ ਜਦ ਸੰਸਾਰ ਦੀ ਕੋਈ ਇੱਛਾ ਰਹੇ ਨਾ ਕੋਈ ਡਿਮਾਂਡ ਰਹੇ ਨਾ ਬੰਗ ਮਨੋ ਕਾਮਨਾ ਮਾ ਕਿਥੇ ਰਹਿ ਗਈ ਫਿਰ ਕਿਹੜੀ ਮਨੋ ਕਾਮਨਾ ਪੂਰੀ ਕਰਨੀ ਹਰ ਤਾਂ ਮੈਨੂੰ ਜੇ ਮੰਗਾ ਖਤਮ ਹੋਣਗੀਆਂ ਜਿੰਨਾ ਜਰ ਮੰਗਾ ਹੈਗੀਆਂ ਹਰ ਵਾਲਾ ਵਰਕਾ ਪਾੜਿਆ ਹੋਇਆ ਨਾ ਲੋੜ ਹੈ ਨਾ ਮਿਲੂਗਾ ਸਿੱਖੀ ਦਾ ਟਾਰ ਸਿੱਖ ਦਾ ਟਾਰਗੇਟ ਹੈ ਹਰ ਦਾ ਮਿਲਣਾ ਹਰ ਦਾ ਬਲਾਪ ਜਿਹੜਾ ਸਤਪੁਰ ਦਾ ਸਿੱਖ ਜੇ ਫੂਦਾ ਕੋਈ ਉਹਦਾ ਟਾਰਗੇਟ ਹੋਣਾ ਚਾਹੀਦਾ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਉਹਦਾ ਟਾਰਗੇਟ ਕੀ ਹੋਣਾ ਚਾਹੀਦਾ ਉਹਦਾ ਅਮਰ ਤਾਂ ਸਾਰੇ ਹੀ ਨੇ ਅਜਾਚੀ ਹੋਣਾ ਜ਼ਰੂਰੀ ਹੈ ਕੋਈ ਮੰਗ ਨਹੀਂ ਹੋਣੀ ਉਹਦੇ ਮੰਗ ਗਿਆ ਜਿਉਂ ਭਾਵੇ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਏ ਰਾਮ ਰਾਏ ਪਾਵੇ ਭਾਵੇ ਤਿਉ ਰੱਖ ਲੈ ਤੂੰ ਰੱਖ ਮੈਨੂੰ ਆਪਣੇ ਨਾਲ ਬਸ ਜੋੜ ਕੇ ਰੱਖ ਜਿਵੇਂ ਤੇਰੀ ਰਾਜੀ ਹੈ ਉਵੇਂ ਮੈਂ ਰਹਿਣ ਨੂੰ ਤਿਆਰ ਹਾਂ ਤੂੰ ਆਪਣੀਆਂ ਸ਼ਰਤਾਂ ਲਾ ਜਿੰਨੀਆਂ ਸ਼ਰਤਾਂ ਤੂੰ ਲਾਵੇਂ ਮੈਂ ਸਾਰੀਆਂ ਮੰਨਣ ਨੂੰ ਤਿਆਰ ਹਾਂ ਸ਼ਰਤਾਂ ਲਾਉਂਦੀ ਹੈ ਬਾਣੀ ਅਸੀਂ ਆਪਣੀਆਂ ਸ਼ਰਤਾਂ ਤੇ ਬਾਣੀ ਨੂੰ ਮੰਨਦੇ ਹਾਂ ਆਪਣੀਆਂ ਸ਼ਰਤਾਂ ਤੇ ਬਾਣੀ ਨੂੰ ਮੰਨਦੇ ਹਾਂ ਕਾਂਡ ਛਾਂਡ ਕਰਕੇ ਉਹ ਵੀ ਮਤਲਬ ਦੇ ਅਰਥ ਕਰਕੇ ਬੰਦੇ ਅਮਰ ਅਜਾਚੀ ਹਰ ਵੇਲੇ ਤਨਕੇ ਹੋ ਬਲ ਤਨ ਤਨਕੇ ਹੋ ਬਲ ਜਿਹਦੀ ਇਹ ਅਵਸਥਾ ਹੋ ਗਈ ਨਾਨਕ ਤੇ ਦੇ ਬਲਿਆਰੇ ਜਾਂਦਾ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਣ ਜਾਓ ਪਿਆਸ ਹੈ ਹੋਰ ਕੋਈ ਨਹੀਂ ਸੰਸਾਰ ਦੀ ਤ੍ਰਿਸ਼ਨਾ ਹੀ ਕੋਈ ਨਹੀਂ ਰਹੀ ਜਿਸ ਜਨ ਕੋ ਜਨ ਕੌਣ ਹੁੰਦਾ ਜਾਨਵਰ ਹੈ ਪੰਜ ਪੰਜ ਪਾਸ਼ਾ ਇਸ ਭਗਤੀ ਦੀ ਵਿਆਖਿਆ ਕਰ ਰਹੇ ਨੇ ਸੁਖਣੀ ਸਾਹਿਬ ਦੇ ਵਿੱਚ ਬਿਲਕੁਲ ਐਸੇ ਭਗਤੀ ਦੀ ਵਿਆਖਿਆ ਹੈ ਗੁਰਬਾਣੀ ਗੁਰਬਾਣੀ ਨੂੰ ਅਰਥਾ ਰਹੀ ਹੈ ਕਿਤੇ ਸ਼ੰਕਾ ਵਾਲੀ ਕੋਈ ਗੱਲ ਨਹੀਂ ਰਹਿ ਸਕਦੀ ਗਾਉਣਾ ਨੇ ਅਰਥਾਤੀ ਭਗਤੀ ਹੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਅਜਾਚੀ ਹੈ ਹੋਰ ਕੁਝ ਨਹੀਂ ਦਵਾਣ ਦਰਸ ਪਿਆਸਾ ਦਰਸ ਦੀ ਪਿਆਸਾ ਇਹ ਤਾਂ ਸਵਾ ਪਿਆਸ ਹੈ ਕੋਈ ਨਹੀਂ ਕ੍ਰਿਸ਼ਨਾ ਹੀ ਕੋਈ ਨਹੀਂ ਇਹ ਕਾਸ ਹੈ ਇਹ ਕਾਸ ਰੱਖੋ ਨਾਲ ਨਾਨਕ ਤਾਕੇ ਬਲਵਲ ਜਸ ਉਹੀ ਆ ਤੇਰੇ ਅਜਾਤੀ ਹਰ ਵੇਲੇ ਤਿੰਨ ਕੇ ਹੋਂ ਬਲ ਜਾਉ ਹੋਂ ਬਲ ਜਾਉ ਮੈਂ ਉਹਦੇ ਬਲਿਆ ਨਹੀਂ ਜਾਉ ਤਿੰਨ ਕੀ ਧੂੜ ਅਕੁਲੀਆ ਸੰਗਤ ਮੇਲ ਮਿਲਾਉ ਉਹਨਾਂ ਦੀ ਜਿਹੜੀ ਧੂੜ ਹੁੰਦੀ ਹੈ ਉਹਨਾਂ ਦੀ ਜਿਹੜੀ ਗੱਲ ਹੈ ਉਪਦੇਸ਼ ਹੈ ਉਹ ਜਿਹੜਾ ਗਿਆਨ ਹੈ ਉਹ ਧੂੜ ਹੁੰਦੀ ਹੈ ਜਦੋਂ ਬੋਲਦੇ ਨਾ ਗਿਆਨ ਕੀ ਆਉਂਦੀ ਆਉਂਦੀ ਹੈ ਦੇਖੋ ਭਾਈ ਗਿਆਨ ਕੀ ਆਈ ਆਂਦੀ ਆਦੀ ਕੀ ਕਰਦੇ ਸਵੇਰ ਉਡਾਨੀ ਭਰਮ ਕੀ ਟਾਟੀ ਸਾਰੇ ਭਰਮ ਦੂਰ ਕਰ ਦਿੰਦੇ ਰਹਿ ਨਾ ਮਾਇਆ ਬਾਂਦੀ ਮਾਇਆ ਨਾਲ ਕਨੈਕਸ਼ਨ ਸਭ ਕੱਟੇ ਜਾਂਦੇ ਨੇ ਟੁੱਟ ਜਾਂਦੇ ਨੇ ਮਾਇਆ ਬਣ ਕੇ ਨਹੀਂ ਰੱਖ ਸਕਦੀ ਮਾਇਆ ਆਪਣੇ ਨਾਲ ਜੋੜ ਕੇ ਨਹੀਂ ਰੱਖ ਸਕਦੀ ਉਹ ਨਹੀਂ ਰਹਿੰਦਾ ਲੋਭ ਨਹੀਂ ਰਹਿੰਦਾ ਵੱਡੇ ਬੰਦਨ ਦੋਏ ਨੇ ਤਿੰਨ ਕੀ ਧੂੜ ਅਕੁੱਲੀ ਹੈ ਤਿੰਨ ਕੀ ਧੂੜ ਅਕੁੱਲੀ ਹੈ ਉਹਨਾਂ ਦੀ ਜਿਹੜਾ ਗਿਆਨ ਹੁੰਦਾ ਉਹ ਸੰਸਾਰ ਦੇ ਗਿਆਨ ਚ ਵਿਕਸਪ ਨਹੀਂ ਹੁੰਦਾ ਉਹਨਾਂ ਦਾ ਨਿਆਰਾ ਗਿਆਨ ਹੁੰਦਾ ਦਵਾ ਹੁੰਦਾ ਦਵਾ ਨੌ ਨਿਧੀ ਅੰਮ੍ਰਿਤ ਪ੍ਰਭ ਦਾ ਨਾਮ ਹੁੰਦਾ ਉਹ ਉਹ ਦੂਆ ਗਿਆਨਾਂ ਨਾਲ ਮੇਲ ਨਹੀਂ ਹੈ ਉਹਦਾ ਬਾਕੀ ਗ੍ਰੰਥਾਂ ਨਾਲ ਕੋਈ ਮੇਲ ਨਹੀਂ ਦੁਨੀਆ ਦੀ ਕੋਈ ਮਤ ਇਹ ਜੀ ਨਹੀਂ ਹੈ ਲਗਭਗ ਇਹ ਜੀ ਬਾੜੀ ਮੋਟੀ ਵੀ ਬਿਲਕੁਲ ਨਹੀਂ ਸੰਸਾਰ ਦੇ ਪਦਾਰਥ ਦੌਣ ਵਾਲੀਆਂ ਬੱਤਾਂ ਨੇ ਸੰਸਾਰ ਦੇ ਰਾਜ ਦੌਣ ਵਾਲੀਆਂ ਬੱਤਾਂ ਨੇ ਸੰਸਾਰ ਦਾ ਲੋਭ ਵਧਾਉਣ ਵਾਲੀਆਂ ਬੱਤਾਂ ਨੇ ਸੰਸਾਰ ਛਡਾਉਣ ਵਾਲੀ ਕੋਈ ਮਤ ਨਹੀਂ ਸੰਸਾਰ ਦਾ ਰਾਜ ਭਾਗ ਸੰਸਾਰ ਦੀ ਵਡਿਆਈ ਸੰਸਾਰ ਦੀ ਮਾਇਆ ਦੁੱਧ ਪੁੱਤ ਇਹ ਚੀਜ਼ਾਂ ਮੰਗਦੇ ਨੇ ਲੋਕ ਇਹ ਚੀਜ਼ਾਂ ਇਹਨਾਂ ਨੂੰ ਚਾਹੀਦੀਆਂ ਨੇ ਇਹੀ ਵਸਤਾਂ ਦੋਲਦੀਆਂ ਨੇ ਪਰ ਇਹ ਮਤ ਨਹੀਂ ਹੈ ਉਹ ਸਾਡੇ ਵਾਲੀ ਮਤ ਨਹੀਂ ਹੈ ਦੋਲਦੀ ਕੁਝ ਵੀ ਨਹੀਂ ਦੋਲਦੀ ਜੇ ਅੱਜ ਅਸੀਂ ਕਹਿੰਦੇ ਵਰਦਾ ਅਸੀਂ ਡਰਾਈ ਝੂਠ ਬੋਲਦੇ ਹਾਂ ਅਸਲ ਦੇ ਵਿੱਚ ਸਿੱਖ ਮਤ ਨੂੰ ਖਤਮ ਅਸੀਂ ਆਪ ਕੀਤਾ ਅਸੀਂ ਕਹਤਾ ਇਤੋਂ ਆ ਸੁਖ ਪੂਰੀ ਹੁੰਦੀ ਉਹ ਮਿਲਦਾ ਉਹ ਮਿਲਦਾ ਨਹੀਂ ਮਿਲਿਆ ਕਿਸੇ ਨੂੰ ਕੋ ਗੱਲ ਤਾਂ ਝੂਠ ਸੀ ਇਹ ਮਿਲਦਾ ਤਾਂ ਹੈ ਨਹੀਂ ਮਿਲਦਾ ਤਾਂ ਹੁਕਮ ਨਾਲ ਅਰਦਾਸ ਤਾਂ ਹਰੇਕ ਕਰਾ ਲੂ ਜਾ ਕੇ ਬੜਾ ਸੌਖਾ ਕੰਮ ਜੇ ਨਾ ਪੂਰੀ ਹੋਈ ਇਹ ਸਰਦਾ ਹੀ ਟੁੱਟ ਜਾਂਦੀ ਕਿਸੇ ਨੇ ਜਾ ਕੇ ਉੱਥੇ ਕਬਰ ਤੇ ਅਰਦਾਸ ਕਰਾ ਲਈ ਉਹਦੀ ਪੂਰੀ ਹੋ ਗਈ ਪੂਰੀ ਤਾਂ ਕਾਹਨੂੰ ਹੋਣੀ ਸੀ ਉਹਦੀ ਵੀ ਉਹੀ ਗੱਲ ਹੈ ਗੁਰਦਾਰੇ ਵੀ ਉਹੀ ਗੱਲ ਹੈ ਉਹਨੇ ਤਾਂ ਮੈਨਾਂ ਤਾਂ ਉੱਥੇ ਸਾਡੇ ਫਲੱਡ ਦਾ ਪੂਰੀ ਹੋ ਗਈ ਉਹ ਉੱਥੇ ਨੂੰ ਚੱਲ ਪੈਂਦੇ ਜੇ ਅਸੀਂ ਇਹ ਪ੍ਰਚਾਰ ਕਰਦੇ ਕਿਦੋਂ ਕੁਝ ਨਹੀਂ ਮਿਲਦਾ ਜੈ ਭਾਵੇ ਤੈ ਦੇ ਅਸੀਂ ਪ੍ਰਚਾਰ ਇਹ ਕਰਨਾ ਸੀ ਵੀ ਨਹੀਂ ਮਿਲਦਾ ਗੁਰਦੁਆਰੇ ਤੇ ਨਹੀਂ ਮਿਲਦਾ ਕਿਤੋਂ ਵੀ ਨਹੀਂ ਮਿਲਦਾ ਕੁਝ ਅਮਰ ਜਾਤੀ ਨੂੰ ਹਰ ਮਿਲਦਾ ਬਾਕੀ ਦਾ ਦਾਤੇ ਦਾਤ ਰੱਖੀ ਆ ਆਪਣੇ ਹੱਥ ਆਪਣੇ ਜੈ ਭਾਵੇ ਤੇ ਦੇ ਨਾਮ ਤੱਕ ਸਾਰੀਆਂ ਦਾਤਾ ਉਹਦੇ ਕੋਲ ਨੇ ਜੇ ਤੂੰ ਚਾਹਦਾ ਉਹ ਦਿੰਦਾ ਪਰ ਜੇ ਸਾਰੀ ਦਾਤਾ ਚਾਹੋਗੇ ਮੰਗੋਗੇ ਨਾਮ ਨਹੀਂ ਮਿਲਣਾ ਦਾਤਾਂ ਦੁਨੀਆਂ ਵੀ ਉਹਨਾਂ ਦੇਣੀਆਂ ਨੇ ਇਹ ਗੱਲ ਸੱਚ ਹੈ ਪਰ ਜੇ ਦੁਨੀਆਂ ਦਾਤਾ ਮੰਗੋਗੇ ਨਾਮ ਤੇ ਵਾਂਝੇ ਰਹਿ ਜਾਓਗੇ ਸਾਰਾ ਜੀਵਨ ਬਰਬਾਦ ਹੋ ਜਾਊਗਾ ਇਹ ਪ੍ਰਚਾਰ ਹੋਣਾ ਚਾਹੀਦਾ ਸੀ ਆਪੇ ਹੜਦੇ ਬੁੱਗੜਦੇ ਆਪੇ ਹੜਦੇ ਹੋਰ ਕਿਤੇ ਜਾਣਦੇ ਅਸੀਂ ਅਸੀਂ ਤੇਰੇ ਝੂਠ ਬੋਲਤੇ ਮੁਕਤੀ ਚਾਹੀਦੀ ਹੈ ਉਹ ਜਿਹੜਾ ਸੰਤ ਸਾਹਿਬ ਦੇ ਗੋੜੀ ਚ ਕੱਢ ਦੋ ਚਾਲ ਜੀ ਮੁਕਤੀ ਹੋ ਗਈ ਗੁਰਬਾਣੀ ਕੁਝ ਹੋਰ ਕਹਿੰਦੀ ਹੈ ਬੋਰਡ ਤੇ ਕੁਝ ਹੋਰ ਲਿਖਿਆ ਹੈ ਫਿਰ ਸਿੱਖ ਕਹਦੇ ਬੜੂ ਕੋਈ ਕੀ ਲੋੜ ਹੈ ਫਿਰ ਬਾਣੀ ਪੜ੍ਹਨ ਦੀ ਕੀ ਲੋੜ ਨਹੀਂ ਹੈ ਬਲ ਛਕਣ ਦੀ ਜਿੱਥੇ ਮਤਲਬ ਹੋਵੇ ਜਿੱਥੇ ਸ਼ਬਦ ਰੱਖੇ ਨਹੀਂ ਨਹੀਂ ਇੱਥੇ ਤਾਂ ਡਿੱਠੇ ਯਾਰ ਸ਼ਬਦ ਦੀ ਗੱਲ ਵੀ ਨਹੀਂ ਹੈ ਉਹ ਤਾਂ ਮੋਰੀ ਦੇ ਵੀ ਦੀ ਨਿਕਲ ਜਾਓ ਸੰਨ ਸਾਹਿਬ ਨੂੰ ਨਿਕਲ ਜਾਓ ਸੰਨ ਸਾਹਿਬ ਜੀ ਨਿਕਲ ਜਾਓ 84 ਪੌੜੀਆਂ ਨੇ ਗੋਇੰਦਵਾਲ ਸਾਹਿਬ ਔਰ ਸਿੱਖੀ ਦਾ ਤੁਰਾ ਦੇਖੋ ਕਿੱਡਾ ਝੂਠ ਬੋਲਦੇ ਨੇ ਸਿੱਖੀ ਦਾ ਤੁਰੇ ਦੇ ਬੋਰਡ ਕਿਉਂ ਲਾਏ ਕੱਠ ਨਹੀਂ ਹੁੰਦਾ ਸੀ ਤੇ ਕੋਈ ਜਾਂਦਾ ਨਹੀਂ ਸੀ ਉਹਨੇ ਸਾਡੀ ਦੁਕਾਨ ਘਟ ਚੱਲਦੀ ਹੈ ਸਿਰਫ ਦੁਕਾਨਾਂ ਨੇ ਹੋਰ ਕੁਝ ਨਹੀਂ ਹੈ ਔਰ ਦੁਕਾਨਾਂ ਨੇ ਹੁਣ ਝੂਠਦੀਆਂ ਝੂਠਦੀਆਂ ਤਾਂ ਪਹਿਲਾਂ ਵੀ ਕਹਿੰਦੇ ਸੀ ਮੁਸਲਮਾਨ ਵੀ ਕਹਿੰਦੇ ਸੀ ਗੁਰੂ ਦੇ ਵੇਲੇ ਵੀ ਝੂਠਦੀਆਂ ਦੁਕਾਨਾਂ ਨੇ ਪਰ ਉਦੋਂ ਦੁਕਾਨਾਂ ਝੂਠਦੀਆਂ ਕਾਹਨੂੰ ਸੀ ਉਹ ਬਣਾਤੀ ਹੁਣ ਝੂਠਦੀਆਂ ਗੋਲਕ ਨੇ ਬਣਾਤੀ ਝੂਠਦੀਆਂ ਦੁਕਾਨਾਂ ਗੋਲਕ ਚਾਹੀਦੀ ਹੈ ਗੁਰਮਤਰੀ ਨਹੀਂ ਚਾਹੀਦੀ ਗੋਲ ਕੋਈ ਨਹੀਂ ਸਰਦਾ ਗੁਰਮਤ ਬਿਨਾ ਸਰ ਜੂਗਾ ਸਿੱਖੀ ਤਾਂ ਸੀ ਆਪ ਖਤਮ ਕੀਤੀ ਹੈ ਜਾਂ ਬਹਿ ਕੇ ਇਕੱਠੇ ਹੋ ਕੇ ਦਰਸ਼ਨ ਨਹੀਂ ਕੀਤੀ ਖਤਮ ਬੈਠ ਕੇ ਇਕੱਠ ਕਰਕੇ ਸੰਗਤ ਵਿੱਚ ਦਸਣ ਵੀ ਅਸੀਂ ਨਹੀਂ ਕੀਤੀ ਖਤਮ ਜੋ ਕੁਝ ਤੁਹਾਡੇ ਬੋਰਡਾਂ ਤੇ ਲਿਖਿਆ ਹੋਇਆ ਹੈ ਗੁਰਮਤ ਦੇ ਖਿਲਾਫ ਹੈ ਇਹ ਗੁਰਮਤ ਅਨੁਸਾਰ ਹੈ ਦੁੱਖ ਭਜਣੀ ਬੇਰੀ ਹੋਈ ਸਾਨੂੰ ਸਾਹਿਬ ਦਾ ਮੋਹਰਾ ਹੋਇਆ ਪੌੜੀਆਂ ਹੋਈਆਂ ਗੱਡੇ ਵਾਲੀ ਹੋਈ ਗੱਡੇ ਚਲੋ ਉਹ ਤਾਂ ਖੈਰ ਹੈ ਨਹੀਂ ਇਹ ਮੌਕੇ ਤੇ ਕੁਛ ਹੈ ਨਹੀਂ ਇਹ ਜਿਹੜਾ ਤੁਸੀਂ ਪ੍ਰਚਾਰ ਕੀਤਾ ਕਾਦੇ ਵਾਸਤੇ ਕੀਤਾ ਕਾਦੇ ਵਾਸਤੇ ਕੀਤਾ ਗੁਰਮਤਿ ਵਾਸਤੇ ਵਧਾਉਣ ਵਾਸਤੇ ਕੀਤਾ ਖਤਮ ਕਰਨ ਵਾਸਤੇ ਕੀਤਾ ਜ਼ਿੰਮੇਵਾਰ ਕੌਣ ਖਤਮ ਕਰਨ ਫਿਰ ਸਾਖੀਆਂ ਤੁਸੀਂ ਮੰਨਦੇ ਝੂਠੀਆਂ ਨੇ ਗੁਰਮਤਿ ਅਨੁਸਾਰ ਇਹਨੂੰ ਠੀਕ ਕਰੋ ਤੁਸੀਂ ਬੰਦ ਕਿਉਂ ਨਹੀਂ ਕਰ ਦਿੰਦੇ ਸਾਖੀ ਫੜੀ ਸਾਈ ਠੀਕ ਕਰਦੇ ਰਹੋ ਫਿਰ ਪ੍ਰਚਾਰ ਕਰ ਲਿਓ ਜਾਂ ਠੀਕ ਹੋਣ ਗਿਓ ਗੁਰਬਾਣੀ ਦੇ ਬਿਨਾ ਸਭ ਕੁਝ ਬੰਦ ਕਿਉਂ ਨਹੀਂ ਕਰਦੇ ਸਭ ਕੁਝ ਬੰਦ ਕਰ ਦੋ ਕੁਝ ਵੀ ਨਹੀਂ ਹੋ ਚਾਹੀਦਾ ਭਾਈ ਗੁਰਦਾਸ ਦੀ 12 ਨਹੀਂ ਚਾਹੀਦੀ ਭਾਈ ਗੁਰਦਾਸ ਦੀ 12 ਕੰਨ ਰੇਤ ਅਕ ਆਹਾਰ ਕਰ ਰੋੜਾਂ ਦੀ ਗੁਰ ਕਰੀ ਵਿਛਾਈ ਵਿਛਾਈ ਪਾਰੇ ਕਰੀ ਤਪੱਸਿਆ ਵੱਡੇ ਭਾਗ ਹਰਸ ਬਣਾਈ ਕਿਹਦੀ ਤਪੱਸਿਆ ਕਰੀ ਉਹ ਤਾਂ ਆਪੇ ਗੁਰੂ ਹੈ ਇੱਕ ਪਾਸੇ ਤੁਸੀਂ ਗੁਰੂ ਗਏ ਜੋ ਇੱਕ ਪਾਸੇ ਨੇ ਤਪੱਸਿਆ ਕੀਤੀ ਹੈ ਤਪੱਸਿਆ ਦਾ ਬੰਦੇ ਕਰਦੇ ਹੁੰਦੇ ਉਹ ਗੁਰੂ ਨੂੰ ਤਪੱਸਿਆ ਦੀ ਕੀ ਲੋੜ ਹੈ ਝੂਠ ਬੋਲਣਾ ਸਮਾਰ ਕੇ ਬੋਲੋ ਝੂਠ ਬੋਲਣਾ ਵੀ ਸਿੱਖ ਲੋ ਕਿਵੇਂ ਬੋਲੀਦਾ ਤੁਹਾਨੂੰ ਤਾਂ ਝੂਠ ਵੀ ਨਹੀਂ ਬੋਲਣਾ ਆਉਂਦਾ ਇੱਕ ਤੋਂ ਕਹਤਾ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਦੁੱਧ ਜਗ ਹੋ ਇੱਥੇ ਤਪੱਸਿਆ ਕਰਾਤੀ ਝੂਠ ਬੋਲਣ ਵੀ ਅਕਲ ਚਾਹੀਦੀ ਹੈ ਨਹੀਂ ਝੂਠਾ ਕਵਾ ਫਸ ਜਾਂਦਾ ਕੋਰਟ ਜਾ ਕੇ ਦੂਆ ਵਕੀਲ ਕੱਢ ਲੈਂਦਾ ਪੈਰੋਂ ਆਪ ਤੁਸੀਂ ਪੜਾ ਰਹੇ ਹੋ ਸਿੱਖੀ ਕਿੱਥੇ ਰਹਿਣੀ ਸੀ ਸਿੱਖੀ ਤਾਂ ਤੁਸੀਂ ਆਪ ਖਤਮ ਕਰਤੀ ਯਾਰ ਤੁਸੀਂ ਆਪੇ ਬੁੱਧੀ ਹੋ ਜੇ ਤੁਹਾਨੂੰ ਪਛਾਣ ਨਹੀਂ ਆਈ ਸਿੱਖੀ ਕਰਨ ਵਰਤੀ ਫਿਰ ਤੁਸੀਂ ਫਿਰ ਤੁਸੀਂ ਕਾਬਲੇ ਨਹੀਂ ਪ੍ਰਚਾਰ ਦੇ ਗਾਵਲ ਨਹੀਂ ਫਿਰ ਤੁਸੀਂ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਬਾਰਾਂ ਕੀ ਕਹਿ ਰਹੀ ਹੈ ਰੋੜਾਂ ਦੀ ਗੁਰ ਕਰੀ ਵਿਛਾਈ ਰੇਤ ਅਕ ਆਹਾਰ ਕਰ ਅਕ ਤੇ ਧੂਰਾ ਹੁੰਦਾ ਨਾਲ ਨਸ਼ਿਆਂ ਦੇ ਖਰਾਬ ਹੋਣ ਵਾਲੇ ਭਾਈ ਗੁਰਦਾਸ ਜੀ ਬਾਰਾਂ ਪੜਦੇ ਭਾਈ ਗੁਰਦਾਸ ਨਹੀਂ ਲਿਖ ਸਕਦੀ ਨੋ ਉਹ ਭਾਈ ਗੁਰਦਾਸ ਦੀਆਂ 12 ਦੇ ਰੇਤ ਅੱਕ ਲਿਖਿਆ ਹੋਇਆ ਹੈ ਉਹਨੂੰ ਸੱਚ ਮੰਨਦੇ ਹੋ ਨਸ਼ਿਆਂ ਦੇ ਖਿਲਾਫ ਹੋ ਨਸ਼ਿਆਂ ਦੇ ਕਾਦੇ ਖਿਲਾਫ ਹੋ ਉਹ ਤਾਂ ਅਕਤ ਦੂਰਾ ਖਾਣ ਨੂੰ ਕਹਿੰਦਾ ਨਾਨਕ ਖਾਂਦਾ ਰਿਹਾ ਉਹ ਵੀ ਨਹੀਂ ਛੱਡਦੇ ਉਹ ਵੀ ਨਹੀਂ ਛੱਡਦੇ ਭਾਈ ਦਾ ਨੌ ਵਰਤਦਾ ਅਸਲ 'ਚ ਭਾਈ ਗੁਰਦਾਸ ਨੇ ਲਿਖਿਆ ਹੀ ਨਹੀਂ ਕੁਝ ਉਹ ਤਾਂ ਨੌ ਵਰਤਿਆ ਉਹਨਾਂ ਨੇ ਬਾਅਦ 'ਚ ਇਹ ਕਿਸ ਦੌਰਾਨ ਆਈ ਹੈ ਜੀ ਜਿਆਦਾ ਟੀਕਾ ਕੀਤਾ ਜਿਆਦਾ ਜਿਹੜੇ ਨੇ ਮਿਸਲਾਂ 'ਚ ਡੋਗਰਿਆਂ ਦਾ ਕੰਮ ਹੈ ਸਾਰੀ ਲੈਣ ਡੋਗਰਾਂ ਨੇ ਲਾਹੀ ਹੈ ਰਣਜੀਤ ਸਿੰਘ ਨਾਲ ਮਿਲ ਕੇ ਡੋਗਰਾਂ ਦੇ ਜ਼ਮਾਨੇ ਦੀ ਭਾਸ਼ਾ ਹੈ ਬਾਹਰੋਂ ਦੀ ਉਹ ਤੋਂ ਪਹਿਲਾਂ ਦੀ ਭਾਸ਼ਾ ਹੋਰ ਹੈ ਮਿਹਰਬਾਨ ਨੇ ਜੋ ਲਿਖਿਆ ਭਾਸ਼ਾ ਹੋਰ ਹੈ ਇਹ ਤਾਂ ਮਿਹਰਬਾਨ ਤੋਂ ਵੀ ਉਸ ਵੇਲੇ ਦੀ ਪੰਜਵੇਂ ਪਾਸ਼ਾ ਦੇ ਵੇਲੇ ਦੀ ਚਾਹੀਦੀ ਸੀ ਫਿਰ ਭਾਸ਼ਾ ਉਸ ਭਾਸ਼ਾ 'ਚ ਹੁੰਦਾ ਜੋ ਲਿਖਿਆ ਹੈ ਬਾਰਾਂ ਨੇ ਕੋਈ ਰਾਗ ਨਹੀਂ ਹੈ ਸਾਡੇ ਕੋਲ ਬਾਰਾਂ ਨੇ ਜਿਹੜੀਆਂ ਰਾਗ ਵਿੱਚ ਨੇ ਉਹਦਾ ਤੇ ਨਹੀਂ ਰਾਗ ਜੀ ਕਿਥੇ ਕੋਈ ਨਾਲ ਸ਼ਲੋਕ ਨਹੀਂ ਕੋਈ ਰਹਾ ਨਹੀਂ ਕੋਈ ਪੌੜੀ ਨਹੀਂ ਕੋਈ ਪੌੜੀ ਟੋਕਬੰਦੀ ਉਦਾਂ ਹੀ ਕੀਤੀ ਹੈ ਕਿਸੇ ਅਣਜਾਣ ਦੀ ਲਿਖਣ ਵਾਲੇ ਦਾ ਨਾਮ ਨਹੀਂ ਹਾਂ ਲਿਖਣ ਵਾਲੇ ਦਾ ਕੋਈ ਨਾਮ ਨਹੀਂ ਕੋਈ ਸੰਲੇਖ ਨਹੀਂ ਬੜੀ 21ਵੀਂ ਵਾਰ ਉਹ ਫਸ 48ਵੀਂ ਵਾਰ ਚ ਫਸ ਗਿਆ ਵਾਹ ਵਾਹ ਗੋਬਿੰਦ ਸਿੰਘ ਆਪੇ ਕੋਲ ਚੇਲਾ ਇਹਦਾ ਮਤਲਬ ਗੋਬਿੰਦ ਸਿੰਘ ਦੇ ਬਾਹਰ ਲਿਖੀਆਂ ਨੇ ਬਾਰਾਂ ਹੁਣ ਕਹਿਣ ਲੱਗੇ ਜੀ ਉਹ ਵਾਰਤਾ ਜੀ ਹੋਰ ਕਿਸੇ ਦੀ ਲਿਖੀ ਗਿਆ ਭਾਈ ਗੁਰਦਾਸ ਦੋ ਹੋਏ ਨੇ ਚਾਰ ਹੋਏ ਨੇ ਉਹ ਜਿਵੇਂ ਆ ਗਈ 41 ਨੰਬਰ ਕਿਵੇਂ ਆ ਗਿਆ ਜੇ 41 ਨੰਬਰ ਉਹਦਾ ਸ਼ਬਦ ਜਿਹੜੇ ਆਉਂਦੇ ਨੇ ਅੱਡ ਅੱਡ ਰਾਈਟਰ ਦੇ ਅੱਡ ਅੱਡ ਨੰਬਰ ਨੇ ਬਾਣੀ ਦੇ ਵਿੱਚ ਭਗਤਾਂ ਦੇ ਨੰਬਰ ਵੱਖਰੇ ਵੱਖਰੇ ਨੇ ਉਹ 41ਵਾਂ ਨੰਬਰ ਕਿਵੇਂ ਆ ਗਿਆ ਦਰੇ ਝੂਠੇ ਨੇ ਸਾਰੇ ਇਹ ਪੰਡਤ ਮਾਸ ਸਟੈਂਡ ਜਦੇ ਬਦਲ ਲੈਂਦੇ ਨੇ ਜਾਂ ਫਾਜ਼ਲ ਸਟੈਂਡ ਬਦਲ ਲੈਂਦੇ ਨੇ ਤੁਹਾਡਾ ਸਭ ਖੜਾ ਹੀ ਝੂੜਦੇ ਤੇ ਹੈ ਦੋਸ ਦੇ ਨੇ ਨੂੰ ਜੀ ਸਿੱਖ ਨਹੀਂ ਲੋਕ ਹੈ ਤੁਸੀਂ ਸਿੱਖੋ ਤੁਸੀਂ ਉਹ ਨਹੀਂ ਸਿੱਖ ਤਿੰਨ ਕੀ ਧੂੜ ਕੋ ਲਿਆ ਸੰਗਤੀ ਮੇਲ ਮਲਾਓ ਉਹਨਾਂ ਦੀ ਜਿਹੜੀ ਧੂੜ ਹੁੰਦੀ ਹੈ ਗੁਰਬਖਾਦੀ ਦੀ ਗੁਰਬਾਣੀ ਦੇ ਵਿੱਚ ਜਿਹੜੀ ਤਾਰਾ ਹੈ ਕਿਸੇ ਤਾਰਾ ਨਾਲ ਨਹੀਂ ਰਲਦੀ ਕੁੱਲੀਏ ਦਾ ਮਤਲਬ ਕੁਲਦੀ ਨਹੀਂ ਕਿਸੇ ਚ ਕੁਲਦੀ ਮਿਲਦੀ ਨਹੀਂ ਹੈ ਇਹ ਨਹੀਂ ਕਦੇ ਮਿਸ ਹੁੰਦੀ ਹੈ ਇਹ ਵਿਚਾਰਧਾਰਾ ਨਿਆਰੀ ਹੈ ਖਾਲਸਾ ਨਿਆਰਾ ਹੈ ਨਿਆਰਾ ਖਾਲਸਾ ਤਾਂ ਹੈ ਜੇ ਵਿਚਾਰਧਾਰਾ ਗੁਰਮਤ ਹੈ ਤੁਸੀਂ ਤਾਂ ਬੀਜੇਪੀ ਨਾਲ ਜੱਫੀ ਪਾਉਂਦੇ ਤਿਲਕ ਕੋਲੋਂ ਜਾ ਕੇ ਉਹ ਬਹਿ ਜਾਂਦੇ ਹੋ ਪੂਰਤੀ ਦੇ ਅੱਗੇ ਜਿਵੇਂ ਉਹ ਕਰਦੇ ਨੇ ਤੁਸੀਂ ਕਰੇ ਜਾਂਦੇ ਤੁਹਾਡੀ ਵਿਚਾਰਧਾਰਾ ਕਾਦੀ ਰਹੇਗੀ ਤੁਸੀਂ ਨਿਆਰੇ ਕਿਵੇਂ ਰਹੇਗੇ ਕਹਿੰਦੇ ਸੀ ਸਿਰ ਭੇਟ ਕਰਕੇ ਨਾ ਰਹਿ ਗਏ ਉਹਨਾਂ ਨੇ ਰਾਸ਼ਟਰੀ ਸਿੱਖ ਸੰਗਤ ਬਣਾਤੀ ਜੇ ਉਹ ਵੀ ਦਾੜੀਆਂ ਰੱਖ ਲੈਣ ਢੀਲੇ ਪੱਗ ਥੋੜੇ ਵਰਗੇ ਬੰਨਣ ਵਿਚਾਰਧਾਰਾ ਨਾ ਰਹੇ ਫਿਰ ਕੀ ਹੋਊਗਾ ਜਿਆਦਾ ਮੋਟਾ ਹੋ ਜਾਣ ਉਹਨਾਂ ਦੀਆਂ ਉਹ ਕਹਿਣ ਲਈ ਮੂਰਤੀਆਂ ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਦਾ ਮੂਰਤੀ ਰੱਖਣੀ ਨਾਨਕ ਦੀ ਉਹ ਰੱਖ ਲੈਣ ਚਾਹੇ ਮੂਰਤੀ ਪੂਜ ਕੇ ਬਣਾਉਣੇ ਨੇ ਕੋਈ ਨਹੀਂ ਜੀ ਗੁਰਬਾਣੀ ਜੀ ਨੇ ਲਿਖੀ ਹੈ ਉਹ ਚਾਹੀਦਾ ਗੁਰਬਾਣੀ ਦਾ ਕੀ ਹੈ ਗੁਰਬਾਣੀ ਦਾ ਉਹਦੀ ਕਿਰਤ ਹੈ ਉਹਦਾ ਦਲੀਲ ਲੱਗਣਗੇ ਦਲੀਲ ਹੈਗੀ ਆ ਗੁਰਬਾਣੀ ਚ ਵੇਦ ਵੱਡਾ ਕਿ ਜਹਾਂ ਤੇ ਆਇਆ ਵੇਦ ਵੱਡਾ ਗਿਆਨ ਵੱਡਾ ਜੀ ਦੋ ਜੀ ਨੇ ਪਹਿਲਾਂ ਕੀਤਾ ਗਿਆਨ ਉਹ ਵੱਡਾ ਬਾਣੀ ਦਾ ਵੱਡਾ ਭਾਜੂ ਨਾਲ ਦੱਸਦਾ ਬਾਣੀ ਦਾ ਵੱਡਾ ਨਾਲ ਨੂੰ ਬਣਾ ਦੇਣਗੇ ਉਹਦੀ ਮੂਰਤੀ ਰੱਖ ਦੇਣਗੇ ਉਹਦੀ ਮੂਰਤੀ ਰੱਖ ਦੇਣਗੇ ਇਹਨਾਂ ਕੋਲ ਤਾਂ ਜਵਾਬ ਹੈ ਨਹੀਂ ਇਹਨਾਂ ਕੋ ਕੀ ਜਵਾਬ ਹੈ ਜਿੰਨੇ ਇਹਨਾਂ ਨੂੰ ਅਗਲਾ ਤਾਂ ਪਤਾ ਸਾਨੂੰ ਵੀ ਕਿੰਨੀ ਅਕਲ ਹੈ ਇਹਨਾਂ ਕੋਲ ਤਾਂ ਕਿਸੇ ਗੱਲ ਦਾ ਵੀ ਜਵਾਬ ਨਹੀਂ ਜਣੇ ਖੜੇ ਨੂੰ ਸਿੱਖ ਬਣਾਉਣਾ ਸਿੱਖੀ ਵਾਸਤੇ ਖਤਰਨਾਕ ਹੈ ਜਣੇ ਖੜੇ ਨੂੰ ਬਾਣਾ ਪਹਿਨਣ ਦੇ ਦੇਣਾ ਸਿੱਖੀ ਵਾਸਤੇ ਖਤਰਨਾਕ ਹੈ ਇਸ ਸਿੱਖੀ ਦੇ ਵਿਚਾਰਧਾਰਾ ਨੂੰ ਬਚਾਉਣ ਵਾਸਤੇ ਪੂਰਾ ਟੈਸਟ ਲੈ ਕੇ ਤਾਂ ਉਹਨੂੰ ਬਾਣਾ ਦੇਣਾ ਚਾਹੀਦਾ ਵੀ ਸਿੱਖਾ ਜੇ ਇਹਨੂੰ ਤੁਸੀਂ ਬਚਾਉਣਾ ਜੜੇ ਘੜੇ ਨੂੰ ਬਚਾਉਣ ਵਾਸਤੇ ਬਾਣਾ ਨਹੀਂ ਦੇਣਾ ਚਾਹੀਦਾ ਗੁਰੂ ਅੱਗੇ ਨਹੀਂ ਦਿੰਦਾ ਤਿੰਨ ਤਿੰਨ ਸਾਲ ਨਾਲ ਫੇਰੀ ਜਾਂਦੇ ਕੋਈ ਨਹੀਂ ਛਕਾਉਂਦੇ ਅੰਮ੍ਰਿਤ ਛਕ ਲਿਓ ਕੋਈ ਨਹੀਂ ਕਾਲੀ ਹੈ ਅੰਮ੍ਰਿਤ ਨਹੀਂ ਛਕਾਉਂਦੇ ਸੀ ਤਿੰਨ ਤਿੰਨ ਸਾਲ ਪੈਦਲ ਤੋਰੀ ਜਾਂਦੇ ਸੀ ਬੁੱਢੇ ਦਾ ਨਾਲ ਜਦ ਜਦ ਦੇਖ ਲੈਣਾ ਨਾ ਪੱਕਾ ਹੈ ਫੇਰ ਬੋਲਦੇ ਸੀ ਵੀ ਪਿੱਛੇ ਰੂਣਾ ਵੜ ਮੁੜ ਜਵੇ ਕੋਈ ਇਹੋ ਜੀ ਗਲਤੀ ਨਾ ਕਰ ਲਵੇ ਜੀ ਚ ਬਦਨਾਮੀ ਹੋਵੇ ਕਾਲੀ ਪਈ ਹੋਈ ਹੈ ਇਹਦੀ ਕਾਲੀ ਕਾਲੀ ਹੈ ਜਿਹਦਾ ਲੈਣੀ ਹੁੰਦੀ ਉਹਨਾਂ ਨੇ ਵੋਟਾਂ ਫਿਰ ਤਾਂ ਕਰਦੇ ਇੱਥੇ ਤਾਂ ਸਿਰਫ ਵੋਟਾਂ ਦਾ ਸਿੱਖੀ ਦੇ ਇਹਨਾਂ ਨੇ ਕੀ ਲੈਣਾ ਸਿੱਖ ਤਾਂ ਆਪ ਵੀ ਨਹੀਂ ਜਾਣ ਸਿਰਫ ਵਿਚਾਰ ਧਾਰਾ ਬਦਲਨੀ ਸੀ ਸੰਸਾਰ ਦੀ ਵਿਚਾਰ ਧਾਰਾ ਇੱਕ ਕੀਤੀ ਹੈ ਜੋਗੀਆਂ ਨੂੰ ਕਹਿੰਦਾ ਤੁਸੀਂ ਜੋਗੀ ਹੋ ਰਹੋ ਪਰ ਸ਼ਬਦ ਆ ਹੁੰਦਾ ਐ ਸੁਣੀਦਾ ਉਹ ਗੱਲ ਦੱਸਦੀ ਬਾਣਾ ਜਾਂ ਮਰਜੀ ਰੱਖ ਲੋ ਕੋਈ ਗੱਲ ਨਹੀਂ ਸਮਾਧੀ ਐਵੇਂ ਲਾ ਕੇ ਬੈਠੇ ਰਹੋ ਪਰ ਉਪਦੇਸ਼ ਦੇ ਦਰਸ਼ਨ ਗੋਸ਼ਟ ਵਿੱਚ ਸਾਰੀ ਗੱਲ ਦੱਸੀ ਹੋਈ ਸ਼ਬਦ ਸਰੀਰ ਦਾ ਖੜਕਾ ਨਹੀਂ ਹੈ ਸ਼ਬਦ ਅੰਤਰਾਤਮਾ ਦੀ ਆਵਾਜ਼ ਹੈ ਜਦੋਂ ਉਹ ਸੁਣ ਲੱਗ ਜੂ ਤੁਹਾਨੂੰ ਫਿਰ ਮੰਨਿਓ ਸ਼ਬਦ ਉਹ ਕਿਵੇਂ ਸੁਣਦੀ ਹੈ ਸਾਰੀ ਗੱਲ ਦੱਸੀ ਹੋਈ ਤਨ ਕੀ ਧੂੜ ਘੁੱਲੀ ਹੈ ਸੰਗਤੀ ਮੇਲ ਮਿਲਾਓ ਉਹਨਾਂ ਦੀ ਤੋੜ ਵਿਪਸਪ ਨਹੀਂ ਹੁੰਦੀ ਨਾਮ ਦਾ ਰੰਗ ਸਾਰਿਆਂ ਤੇ ਛੜ ਜਾਂਦਾ ਇਹ ਉਪਦੇਸ਼ ਸਾਰਿਆਂ ਨੂੰ ਦਿੱਤਾ ਜਾਂਦਾ ਅਸਲ ਦੇ ਵਿੱਚ ਸਾਰੇ ਧਰਮ ਇੱਕੋ ਧਰਮ ਦੇ ਇੱਕੋ ਹੀ ਦਰਖਤ ਦੇ ਟਾਣੇ ਟਾਣੀਆਂ ਦੇ ਜਿੰਨੇ ਵੀ ਧਰਮ ਜੜਕ ਇੱਕ ਹੈ ਦਰਖਤ ਦੀ ਕਰਵਰ ਅਨੰਤ ਡਾਲ ਸਾਖਾ ਤਰ ਬਿਰਛ ਕੋਈ ਹੀ ਹੈ ਡਾਲ ਸਾਗਾ ਨੇ ਬਾ ਕੀਤਾ ਥੱਲਿਓ ਜੜਾ ਨੇ ਅੱਠ ਜੜਾ ਨੇ ਇੱਕ ਦਰਖਤ ਦੀਆਂ ਉਹ ਕਹਿੰਦਾ ਪ੍ਰਮਾਤਮਾ ਇੱਕ ਹੈ ਸਿੱਧਾ ਗਿਆ ਉੱਤੇ ਨੂੰ ਇੱਕ ਇੱਕ ਹੈ ਜੜਾ ਕੀ ਨੇ ਉਹ ਸਰਬ ਸ਼ਕਤੀਮਾਨ ਹੈ ਅੱਖਾਂ ਨੂੰ ਨਹੀਂ ਦਾ ਜਾਂਦਾ ਵਰਦਾ ਨਹੀਂ ਉਹਦਾ ਬਾਪ ਨਹੀਂ ਹੁੰਦਾ ਇਹ ਸ਼ਰਤਾਂ ਨੇ ਤੇ ਨਾਨਕ ਦਾ ਤਾਂ ਮਾਪਾ ਬਾਪ ਵੀ ਹੈ ਸਰੀਰ ਕਰਕੇ ਜੰਮਿਆ ਮਰਿਆ ਵੀ ਹੈ ਆਤਮਾ ਕਰਕੇ ਜਿਉਂਦਾ ਮਰਿਆ ਹੈ ਜਿਉਂਦਾ ਮਰ ਕੇ ਫਿਰ ਜਿਉਂਦਾ ਹੋਇਆ ਕੌਣ ਕਹੇ ਸਤਗੁਰ ਹੋਇਓ ਸੁਭਿਆਂ ਚ ਲਿਖਿਆ ਹੋਇਆ ਅੰਨੇ ਹੋ ਗਏ ਅੰਨੇ ਬਿਲਕੁਲ ਪਰਮੇਸ਼ਰ ਬਣਾਤਾ ਪਾਖੀ ਲਿਆ ਫਿਰ ਮਿਲਿਆ ਕੀ ਮਿਲਿਆ ਕਿ ਕੁਝ ਵੀ ਨਹੀਂ ਖਾਲੀ ਰਹਿ ਗਿਆ ਸਭ ਕਾਸੇ ਤੋਂ ਖਾਲੀ ਰਹਿ ਗਿਆ ਹੁਣ ਕਹਿੰਦੇ ਨੇ ਸਿੱਖ ਗੁਰਬਾਣੀ ਦਾ ਟੀਕਾ ਕਰੋ ਸਾਰੇ ਟੀਕੇ ਗਲਤ ਨੇ ਫਿਰ ਜੇ ਟੀਕੇ ਗਲਤ ਨੇ ਤੁਸੀਂ ਪ੍ਰਚਾਰ ਕਾਹਦਾ ਕਰਦੇ ਹੋ ਜੇ ਟੀਕੇ ਗਲਤ ਨੇ ਸਾਰੇ ਹੀ ਪ੍ਰਚਾਰ ਕਾਹਦਾ ਕਰਦੇ ਹੋ ਤੁਸੀਂ ਕਾਹਦਾ ਕੀਤਾ 2 ਸਾਲ ਤੱਕ ਪ੍ਰਚਾਰ ਦੀ ਗਲਤ ਕਰ ਰਹੇ ਗਲਤ ਕਿਉਂ ਕਰਦਾ ਚੁੱਪ ਕਰ ਜੋ ਬੰਦ ਕਰ ਦੋ ਵਿਆਖਿਆ ਬੰਦ ਕਰ ਦੋ ਬਾਣੀ ਪੜੀ ਜਾਓ ਇਹ ਫਿਰ ਪੁੱਛੋ ਸਾਰਿਆਂ ਨੂੰ ਇਕੱਠੇ ਕਰਕੇ ਦੱਸੋ ਭਾਈ ਕੀ ਇਹ ਪ੍ਰਚਾਰ ਪੁੱਛਣਾ ਵੀ ਜੇ ਕੋਈ ਦੱਸੇ ਮੰਨਣਾ ਵੀ ਕਿਉਂ ਰੌਲਾ ਪੈ ਜੂਗਾ ਜਾਂ ਪਬਲਿਕ ਨੂੰ ਪਤਾ ਲੱਗ ਗਿਆ ਰੌਲਾ ਪੈ ਜੂਗਾ ਇਹਨਾਂ ਨੂੰ ਪਤਾ ਹੈ ਨਹੀਂ ਕਿੰਨਾ ਵਜਰ ਰਹੇਗਾ ਤੁਸੀਂ ਕਰੋ ਝੂਠ ਨੂੰ ਕਿੰਨਾ ਵਜਰ ਛਪਾਇਆ ਜਾ ਸਕਦਾ ਹੈ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਕਿ ਇਹ ਤਾਂ ਵਜਾ ਜਾ ਸਕੂਗਾ ਇਹ ਫਰਮਾਨ ਦਰਗਾਹ ਦਾ ਇਹ ਤਲਵਾਰ ਤੋਂ ਨਹੀਂ ਬਚਣਾ ਗਿਆਨ ਕਣਕ ਤੋਂ ਨਹੀਂ ਬਚਿਆ ਜਾ ਸਕਦਾ ਸੱਚ ਰਹੂਗਾ ਕੂੜ ਖੁੱਟ ਜੂਗਾ ਜਾਣ ਕਿੰਨੀਆਂ ਮਤਾਂ ਖਤਮ ਹੋ ਗਈਆਂ ਤੇ ਕੂੜ ਦੀਆਂ ਕਿੰਨੀਆਂ ਨਵੀਆਂ ਪੈਦਾ ਹੋ ਜਾਂ ਕੂੜ ਦੀ ਆਖਰ ਸੱਚ ਨੇ ਪ੍ਰਗਟ ਹੋ ਜਾਣਾ ਤੁਸੀਂ ਜਿਹੜਾ ਜ਼ੋਰ ਹੈ ਲਾ ਲਿਓ ਮਨ ਦਿਆ ਗੁਰ ਆਪਣੇ ਪਾਇਆ ਨਿਰਮਲ ਨਾਉ ਮਨ ਦਿਆ ਗੁਰ ਆਪਣੇ ਜਿਹੜਾ ਆਪਣਾ ਮਨ ਹੈ ਮਨ ਵਿੱਚ ਸਤਗੁਰ ਕੇ ਪਾਸ ਮਨ ਸੋਚ ਇਹਦਾ ਮਤਲਬ ਹੈ ਮਨ ਸੋਚਣਾ ਬੰਦ ਕਰ ਦਵੇ ਪਾਣੇ ਜਾ ਜਵੇ ਜਿਹੜਾ ਪਾਣੇ ਜਾ ਗਿਆ ਸੋਚਣਾ ਬੰਦ ਕਰਤਾ ਚਿੰਤਾ ਫਿਕਰ ਛੱਡਤਾ ਉਹ ਮਨ ਵਿੱਚ ਆ ਗਿਆ ਗੁਰੂ ਦੇ ਤਮ ਮਨ ਸਮਝੇ ਸੋਚਣ ਦੇ ਨਾਲ ਕੁਝ ਨਹੀਂ ਫਰਕ ਪੈਣਾ ਸਮਝੇ ਸਮਝਣ ਦੀ ਲੋੜ ਹੈ ਸੋਚਣ ਦੀ ਲੋੜ ਨਹੀਂ ਸਮਝਣਾ ਹੈ ਸਮਝੇ ਤੇ ਕੁਝ ਪ੍ਰਾਪਤੀ ਹੈ ਸੋਚੇ ਤੇ ਪ੍ਰਾਪਤੀ ਹੈ ਹੀ ਨਹੀਂ ਕੁਝ ਸੋਚਦਾ ਮਾਇਆ ਵਾਸਤੇ ਮਾਇਆ ਮਿਲਣੀ ਉਹਦੀ ਮਰਜ਼ੀ ਤੋਂ ਜੈ ਪਾਵੇ ਤਾਂ ਤੇ ਸੋਚੇ ਤੇ ਤੁਹਾਨੂੰ ਮਿਲੀ ਦੋਗੇ ਫਿਰ ਇੱਕ ਹੋਰ ਵੀ ਕਹਿੰਦੇ ਨੇ ਜੈ ਕੱਚੀ ਬਣੀ ਹੈ ਤਜਰਬੇ ਚ ਆਈ ਹੋਈ ਗੱਲ ਹੈ ਕੁਝ ਸਿਆਣਿਆਂ ਨੇ ਇਹ ਗੱਲ ਕਹੀ ਹੈ ਔਰ ਇਹ ਵੀ ਮੰਨਦੇ ਨੇ ਬਿਨ ਮੰਗਾ ਮੋਤੀ ਮਿਲੇ ਮੰਗੇ ਮਿਲੇ ਨਾ ਭੀਖ ਫਿਰ ਜੇ ਮੰਗੇ ਤੇ ਭੀਖ ਨਹੀਂ ਮਿਲਦੀ ਤੁਸੀਂ ਕਿਉਂ ਮੰਗਦੇ ਹੋ ਮੰਗਦੇ ਬਾਜ਼ਾਰ 'ਚ ਫਿਰਦੇ ਨੇ ਭੀਖ ਮੰਗਦੇ ਕੋਈ ਪਾਉਂਦਾ ਕੋਈ ਨਹੀਂ ਪਾਉਂਦਾ ਕੋਈ ਉਲਟੀਆਂ ਦਿੱਤੀਆਂ ਵੀ ਸੁਣਾਉਂਦਾ ਜਿਹੜੇ ਨਹੀਂ ਮੰਗਦੇ ਉਹਨਾਂ ਨੂੰ ਜਿਹੜਾ ਵੇਚੜਦੇ ਨੇ ਇਹ ਵੀ ਮੰਨਦੇ ਨੇ ਬਿਨ ਮੰਗਾ ਮੋਤੀ ਮਿਲੇ ਮੰਗੇ ਮਿਲੇ ਨਾ ਭੀਖ ਜੇ ਇਹ ਗੱਲ ਮੰਨਦੇ ਹੋ ਫਿਰ ਮੰਗਦੇ ਕਾਤੇ ਹੋ ਛੱਡਦੇ ਵੀ ਨਹੀਂ ਮੁਕਣਾ ਛੱਡਦੇ ਵੀ ਨਹੀਂ ਸੰਤੋਖ ਹੈ ਨਹੀਂ ਵਿਸ਼ਵਾਸ ਕਿਸੇ ਗੱਲ ਤੇ ਨਹੀਂ ਵਿਸ਼ਵਾਸ ਨਹੀਂ ਮਨ ਖੜਦਾ ਹੀ ਨਹੀਂ ਮੂੰਹ ਮੂੰਹ ਹੈ ਸਾਰੇ ਗਿਆਨ ਦੀ ਗੱਲ ਮੂੰਹ ਹੈ ਜਿਨ ਮਨ ਹੋਰ ਬੁਖੋਰ ਮੂੰਹ ਦੇ ਵਿੱਚ ਬਾਣੀ ਪੜਦੇ ਨੇ ਮਨ ਵਿੱਚ ਬਾਣੀ ਦੇ ਵਿਸ਼ਵਾਸ ਹੈ ਕੀ ਕਿਵੇਂ ਦਾ ਬਣਦਾ ਕਿਲਾ ਉਹ ਬਣਦਾ ਕਿਹਦੇ ਨਾਲ ਠੱਗੀ ਕਰਦੇ ਹੋ ਕਿਹਨੂੰ ਧੋਖਾ ਦੇ ਰਹੇ ਹੋ ਆਪਣੇ ਆਪ ਨੂੰ ਧੋਖਾ ਦੇ ਰਹੇ ਹੋ ਕਿਸੇ ਨੂੰ ਨਹੀਂ ਧੋਖਾ ਦੇ ਰਹੇ ਜੇ ਕੋਈ ਸਕੂਲ ਜਾ ਕੇ ਨਹੀਂ ਪੜੂਗਾ ਜਾਂ ਪੜ ਕੇ ਕਿਤਾਬ ਬੈਠਾ ਉਹ ਘਰਦਿਆਂ ਨੂੰ ਦਿਖਾਉਣ ਵਾਸਤੇ ਰਿਜ਼ਲਟ ਆਉ ਪਤਾ ਲੱਗ ਜਾਊਗਾ ਨੁਕਸਾਨ ਹੋਊਗਾ ਪਤਾ ਲੱਗ ਜਾਊਗਾ ਨੁਕਸਾਨ ਕਿਹਦਾ ਹੋਊਗਾ ਉਹਦਾ ਹੀ ਹੋਊਗਾ ਮਨ ਦੀਆ ਗੁਰ ਆਪਣਾ ਪਾਇਆ ਨਿਰਮਲ ਨਾਮ ਜਿਹਨੇ ਮਨ ਜਿਹਨੇ ਪਾਣਾ ਮੰਨ ਲਿਆ ਆਪਣੇ ਗੁਰ ਨੂੰ ਦਿੱਤਾ ਦੇਤਾ ਮਨ ਦੇਤਾ ਪਾਣਾ ਜਿਹਨੇ ਮੰਨ ਲਿਆ ਉਹਨੂੰ ਨਾਮ ਮਿਲੇ ਬਸ ਸੱਚ ਮਿਲਿਆ ਸੰਤੋਖੀਆਂ ਸੰਤੋਖ ਦੇ ਬਿਨਾ ਸੱਚ ਨਹੀਂ ਮਿਲਦਾ ਸੱਚ ਨਹੀਂ ਮਿਲਦਾ ਪਾਇਆ ਨਿਰਮਲ ਨਾਮ ਨਿਰਮਲ ਹੈ ਨੋ ਨੋ ਹੁੰਦਾ ਹੀ ਨਿਰਮਲ ਹੈ ਸੱਚ ਹੁੰਦਾ ਹੀ ਨਿਰਮਲ ਹੈ ਦੁਨੀਆ ਦਾ ਸੱਚ ਕੀ ਹੈ ਧਰਮ ਦਾ ਸੱਚ ਕੀ ਹੈ ਅਸਲ ਧਰਮ ਕੀ ਹੈ ਧਰਮ ਛਟਕਾਰਾ ਕਰਾਉਣ ਵਾਲੀ ਚੀਜ਼ ਹੈ ਸੰਸਾਰ ਤੇ ਧਰਮ ਕਮਾਊਗਾ ਸੱਚ ਕਮਾਊਗਾ ਸੱਚ ਕਮਾਉਣਾ ਧਰਮ ਕਮਾਉਣਾ ਸੱਚੇ ਮਾਰਗ ਚੱਲਣਾ ਸੱਚ ਕਮਾਉਣਾ ਸੱਚੇ ਮਾਰਗ ਚੱਲਦੇ ਆ ਉਸ ਤਸਕਰੇ ਸਰੀਰ ਦੇ ਖਾਤਰ ਜ਼ਿੰਦਗੀ ਬਤੀਤ ਕਰਾਂਗੇ ਝੂਠੇ ਮਾਰਗ ਚੱਲਾਂਗੇ ਕੂੜੇ ਲਾਲਚ ਲੱਗ ਕੇ ਜਨਮ ਗਵਾਇਆ ਸਰੀਰ ਝੂਠ ਹੈ ਕੂੜਾ ਸਰੀਰ ਤੇ ਜਿਹਦਾ ਜੀਵਨ ਬੇਸ ਕਰੂਗਾ ਸਰੀਰ ਵਾਸਤੇ ਹੀ ਜਿਹੜਾ ਜੀਊਗਾ ਖਾਣ ਪੀਣ ਵਾਸਤੇ ਜੀਊਗਾ ਪਹਿਨਣ ਵਾਸਤੇ ਜੀਊਗਾ ਪਦਾਰਥ ਇਕੱਠੇ ਕਰਨ ਵਾਸਤੇ ਜੀਊਗਾ ਉਹ ਜੀਵਨ ਝੂਠਾ ਹੈ ਲਾਲਚ ਵਸ ਜੀਵਨ ਜੀਊਗਾ ਕੂੜੇ ਲਾਲਚ ਲੱਗ ਕੇ ਲਾਲਚ ਕੂੜਾ ਵੀ ਹੈ ਲਾਲਚ ਸੱਚਾ ਵੀ ਹੁੰਦੇ ਆ ਸੱਚੇ ਲਾਲਚ ਲੱਗ ਕੇ ਜਨਮ ਨਹੀਂ ਗੋਦਾ ਕੂੜੇ ਲਾਲਚ ਲੱਗ ਕੇ ਜਨਮ ਗੋਦਾ ਸੱਚਾ ਲਾਲਚ ਕੀ ਹੈ ਲਾਲਚ ਹੈ ਗੁਣ ਤੋਂ ਚਰੂ ਗੁਣ ਚਾਰਨ ਕਰਨ ਦਾ ਲਾਲਚ ਦੇ ਉਹ ਗੁਣ ਜਿਹੜੇ ਅੱਜ ਤੱਕ ਕਿਸੇ ਨੂੰ ਪਤਾ ਨਹੀਂ ਮੈਂ ਉਹ ਦੱਸਾਂ ਤੇਰੇ ਕੋਲ ਖੋਜੀ ਕੀ ਹੈ ਖੋਜ ਕੋ ਨਵੀਂ ਚੀਜ਼ ਦੀ ਖੋਜ ਕਰਦਾ ਹੁੰਦਾ ਜਿਹੜੀ ਚੀਜ਼ ਹੈਗੀ ਉਹਦੀ ਖੋਜ ਕੀ ਕਰਨੀ ਖੋਜ ਚੋਂ ਫੇਰ ਜਦੋਂ ਨਵੀਂ ਚੀਜ਼ ਨਿਕਲਦੀ ਜਿਹੜਾ ਖੋਜੀ ਹੈ ਉਹ ਕਹਿੰਦਾ ਮੈਨੂੰ ਕੋ ਨਵੀਂ ਚੀਜ਼ ਦੇ ਗੁਣ ਜਿਹੜੇ ਸੰਸਾਰ ਨੇ ਗੁਣ ਕਹਿਤੇ ਉਹ ਤਾਂ ਕਹਿਤੇ ਜਿਹੜੇ ਕਹੇ ਨਹੀਂ ਗਏ ਗ੍ਰੰਥਾਂ 'ਚ ਉਹ ਮੈਨੂੰ ਦੱਸ ਮੈਂ ਉਹ ਕਹਾਂ ਗੁਰਬਾਣੀ ਕਹਿੰਦੀ ਹੈ ਉਹਦਾ ਨਾਮ ਹੈ ਦਸਮ ਪਾਸ਼ਾ ਕਹਿੰਦਾ ਉਹਦਾ ਕੋਈ ਨਾਮ ਹੀ ਨਹੀਂ ਹੈ ਨਮਸਤਮ ਨਿਰਨਾਮੇ ਨਵੀਂ ਗੋਲ ਨਵੀਂ ਗੋਲ ਨਮਸਤਮ ਅਨਾਮੇ ਨਵੀਂ ਗੱਲ ਇਧਰ ਕਹਿੰਦੇ ਨੇ ਨਾਮ ਆ ਉਹ ਕਹਿੰਦਾ ਉਹਦਾ ਕੋਈ ਨਾਮ ਨਹੀਂ ਸੰਸਾਰੀ ਜਿਹੜਾ ਨਾਮ ਹੈ ਅਸੀਂ ਨਾਮ ਲੈਂਦੇ ਹਾਂ ਇਹ ਜਿਹੜਾ ਨਾਮ ਨਹੀਂ ਹੈ ਉਹਦਾ ਕੋਈ ਵੀ ਆਤਮਾ ਦਾ ਵੀ ਨਾਮ ਨਹੀਂ ਹੈ ਜਿੰਨਾ ਜਿੰਨੇ ਸਰੀਰ ਧਾਰਨ ਕੀਤੇ ਹਰੇਕ ਸਰੀਰ ਵੇਲੇ ਦਾ ਕੋਈ ਨਾਮ ਸੀ ਜੀ ਦਾ ਨਾਮ ਸੀ ਜਿਹੜੇ ਵੀ ਸਰੀਰ ਚ ਆਤਮਾ ਸੀ ਉਹ ਕੋੜਾ ਗਧਾ ਸੱਪ ਹਾਥੀ ਆਦਮੀ ਔਰਤ ਜੋ ਵੀ ਕੁਝ ਸੀ ਪਸ਼ੂ ਪੰਛੀ ਬਿਰਖ ਹਮੇਸ਼ਾ ਇਹਦਾ ਕੋਈ ਨਾ ਕੋਈ ਨਾ ਨਾਂ ਲੱਗਿਆ ਰਹੇ ਪਰ ਹੁਣ ਦਾ ਕੀ ਨਾਮ ਹੈ ਹੁਣ ਆਦਮੀ ਉਹਨਾਂ ਜਿਹੜੇ ਆਦਮੀ ਆ ਜਿਨ੍ਹਾਂ ਜਨ ਸਰੀਰ ਹੈ ਜੇ ਆ ਜੋਤ ਕੱਢ ਕੇ ਕੁੱਤੇ ਚ ਪਾਤੀ ਫਿਰੇ ਤਾਂ ਨਾ ਕੁੱਤਾ ਹੋ ਜੂ ਪਰ ਜੋਤ ਦਾ ਤਾਂ ਕੋਈ ਨਾਮ ਨਾ ਹੋਇਆ ਸਰੀਰ ਦਾ ਨਾਮ ਨੌ ਦਾ ਸਰੀਰ ਦਾ ਹੋ ਗਿਆ ਆਤਮਾ ਦਾ ਕੀ ਨਾ ਹੋਇਆ ਕੁਝ ਨਾ ਨਰਮ ਆਤਮਾ ਦਾ ਨਰਮ ਹੈ ਨਵਸਤੰਗ ਨਰਮ ਹੈ ਫਿਰ ਨੌ ਕੀ ਹੁੰਦਾ ਨੇ ਅਸਲ ਕਿਹਾ ਜਪਜੀ ਸਾਹਿਬ ਦੇ ਵਿੱਚ ਵੀ ਸੀ ਇਹ ਗੱਲ ਪਰ ਖੋਜ ਕੌਣ ਕਰੇ ਕਹਿੰਦੇ ਜੀ ਜਾਤ ਰੰਗਾਂ ਕੇ ਨਾਮ ਜੀ ਦਾ ਕੋਈ ਨਾਮ ਨਹੀਂ ਹੁੰਦਾ ਜਾਤ ਔਰ ਰੰਗ ਦਾ ਨਾਮ ਹੁੰਦਾ ਪਰ ਡਾਇਰੈਕਟ ਨੇ ਨਾਮ ਨਹੀਂ ਗਿਆ ਜੀ ਜਾਤ ਰੰਗਾਂ ਕੇ ਨਾਮ ਤਾਂ ਕਹਤਾ ਪਰ ਬੁੱਝੀ ਕੀ ਨਾ ਬੁਝਾਰਤ ਉੱਥੇ ਬੁਝਾਰਤ ਰੱਖ ਲਈ ਬੁਝਾਰਤ ਕਹਾ ਬੁਝਾਰਤ ਬੁਝਾ ਬੁਝਣਾ ਤਾਂ ਡੰਗਰ ਨੇ ਬੁਝਾਰਤ ਕਿੱਡੀ ਹੈ ਜੀ ਜਾਤ ਰੰਗਾ ਕੇ ਜੀ ਦਾ ਨਾਂ ਨਹੀਂ ਹੁੰਦਾ ਕੋਈ ਜਾਤ ਔਰ ਰੰਗ ਦਾ ਨਾਂ ਹੁੰਦਾ ਉਹ ਕਾਲਿਆ ਪੁਰਿਆ ਕਾਲਾ ਗੁੱਤਾ ਚਿੱਟਾ ਗੁੱਤਾ ਜੋ ਜੋ ਉਹਨਾਂ ਦਾ ਕਾਲੇ ਕਹਿੰਦੇ ਨੇ ਕੱਲਾ ਹੀ ਕਾਲਾ ਉਹ ਗੋਰੇ ਉਹ ਡੱਬਾ ਉਹ ਤਾਂ ਰੰਗ ਦਾ ਅਰਜਾਤ ਦਾ ਜੀ ਦਾ ਨੋ ਨਹੀਂ ਹੁੰਦਾ ਕਿਰਤਮ ਨਾਮ ਜਿਨੀ ਨਾਮ ਦੀਆ ਤਿਸ ਸੇਵਸਾਂ ਤਿਸ ਬਲੇ ਹਾਰੇ ਜਾਉ ਜਿਨ ਨਾਮ ਦੀਆ ਤਿਸ ਇਹ ਜਿਹੜਾ ਨਾਮ ਹੈ ਗੁਰਬਾਣੀ ਚ ਆਇਆ ਇਹ ਨਾਮ ਨਾਮ ਨਹੀਂ ਹੈ ਦੇਵ ਦੀ ਸੰਸ ਵਿੱਚ ਨਹੀਂ ਹੈ ਇਹ ਗਿਆਨ ਦੀ ਸੰਸ ਵਿੱਚ ਹੈ ਗਿਆਨ ਉਹਦੇ ਬਾਰੇ ਜਾਣਕਾਰੀ ਜਿਹਦਾ ਲੋ ਜਿਨੀ ਨਾਮ ਦਿਆ ਤਿਸ ਸੇਵਸਾਂ ਜਿਹਨਾਂ ਗਿਆਨ ਦਿੱਤਾ ਨਾਮ ਦਿੱਤਾ ਤਿਸ ਸੇਵਸਾਂ ਉਹਦੀ ਸੇਵਾ ਕਰਦੀ ਉਹਦੇ ਅੱਖ ਉਹਦੇ ਹੁਕਮ ਚ ਸੇਵਾ ਕਰਨੀ ਹੁਕਮ ਦੇ ਵਿੱਚ ਚੱਲਣਾ ਉਹਦੇ ਹੁਕਮ ਦੇ ਵਿੱਚ ਚੱਲਣਾ ਤਿਸ ਉਹਦੇ ਉਕਾਰ ਕਰਨੀ ਤਿਸ ਬਲੇ ਹਾਰੇ ਜਾਓ ਨੌਕਰ ਕਾਰ ਕਰਦਾ ਮਾਲਕ ਦੀ ਕਰਦਾ ਜਿਵੇਂ ਮਾਲਕ ਕਹਿੰਦਾ ਉਹ ਕਰਦਾ ਉਹਦੇ ਹੁਕਮ 'ਚ ਜੋ ਉਸਾਰੇ ਛੋਟਾ ਹਸੀ ਜਿਹੜਾ ਬਿਨ ਅਵਰ ਨਾ ਕੋਈ ਇਹਦਾ ਨਾਮ ਦਿੱਤਾ ਤੇ ਸੇਵ ਸਾਂ ਉਹਦੀ ਸੇਵਾ ਕਰਨ ਅਤੇ ਸ ਬਲਿਹਾਰੇ ਜਾਉ ਬਲਿਹਾਰੇ ਉਹਦੇ ਬਲਿਹਾਰੇ ਤਾਂ ਹੈ ਉਹਨੇ ਨਾਮ ਦਿੱਤਾ ਉਹਨੇ ਆਪਣੇ ਵਰਗਾ ਬਣਾ ਲਿਆ ਮੈਨੂੰ ਨਾਮ ਦੇ ਕੇ ਜਦ ਇੱਕ ਹੁੰਦਾ ਨਾ ਇੱਕ ਫਿਰ ਉਹਦੇ ਵਰਗਾ ਹੀ ਹੋ ਜਾਂਦਾ ਜੋ ਉਹ ਸਾਰੇ ਫੇਰ ਕੀ ਕਹਿੰਦੀ ਹੈ ਬਵੇ ਬੁੱਧੀ ਨੂੰ ਜੈਸਾ ਤੂੰ ਤੈਸਾ ਤੁਸੀਂ ਫੇਰ ਤਾਂ ਜੀਓ ਔਰ ਪੀਓ ਇੱਕੋ ਹੀ ਹੋ ਜਾਂਦੇ ਨੇ ਕਬੀਰ ਸਵਾਲ ਖੜਾ ਕਰਦਾ ਨਾ ਘਟਵੇਂ ਜੀਓ ਪੀਓ ਫੇਰ ਜੀਓ ਪੀਓ ਸੂਝੇ ਨਹੀਂ ਘਟਵੇਂ ਜੀਓ ਪੀਓ ਇਹ ਤਾਂ ਕੋਈ ਪਤਾ ਨਹੀਂ ਨੌਨ ਇੱਕ ਕੋਈ ਜਿੰਨਾ ਚਿਰ ਦਾਗੀ ਹੈ ਬਲ ਦਾਗੀ ਹੈ ਕਾਲਸ ਹੈ ਉਹਨਾਂ ਚਿਰ ਪਛਾਣ ਹੈ ਜਾਂ ਦਾਗ ਹਟ ਗਿਆ ਪਛਾਣ ਨਹੀਂ ਹੈ ਚਾਹੇ ਦਾਗ ਥੋੜਾ ਜਿਹਾ ਵੀ ਹੋਵੇ ਤਿਲ ਜਿੱਦੋਂ ਵੀ ਚਾਹੇ ਹੋਵੇ ਦਾਗ ਹੋਰਾ ਹੋਵੇ ਉੱਥੇ ਨਿਸ਼ਾਨੀ ਹੈ ਤਿਲ ਤਿਲ ਕੱਟਿਆ ਤਿਲ ਜਿੰਨਾ ਦਾਗ ਵੀ ਕੱਟਣਾ ਪਊਗਾ ਤਿਲ ਜਿੰਨਾ ਦਾਗ ਵੀ ਰਹਿ ਗਿਆ ਤਾਂ ਪਛਾਣ ਅੱਡ ਕਰੂਗਾ ਤੇਰੀ ਉਹ ਜੇ ਬਾ ਜਪੈ ਨਾ ਨਾਮ ਤਿਲ ਤਿਲ ਤਿਲ ਜਿੰਨੀ ਵੀ ਜਿਹੜੀ ਤੇਰੀ ਹੈ ਕਟਣੀ ਪਊਗੀ ਇਹ ਨਾਮ ਕਿਉਂ ਨਹੀਂ ਜਪਦੀ ਜੇ ਤਿਲ ਜਿੰਨਾ ਵੀ ਤੇਰਾ ਕਲੰਕ ਹੈ ਤੇਰੇ ਤੇ ਕੱਟਿਆ ਜਾਣਾ ਹੈ ਤਾਂ ਘਰ ਬੜਨ ਦੇਣ ਬਣ ਦੇਣਾ ਤਾਂ ਇੱਕ ਹੋਣਾ ਤਾਂ ਨਹੀਂ ਉਹ ਤਿਲ ਨੇ ਵੀ ਅੱਡ ਤੈਨੂੰ ਦੱਸੀ ਜਾਂਦਾ ਵੀ ਅੱਡ ਹੈ ਹੁਣ ਇਹ ਕਹਿੰਦੇ ਜੀਵ ਘਟੀ ਜਾਂਦੀ ਹੈ ਥੋੜੀ ਥੋੜੀ ਕਰਕੇ ਜੀਵ ਦਾ ਥੋੜੀ ਪਤੰਦ ਨਹੀਂ ਇੱਥੇ ਰਹਿ ਜਾਂਦੀ ਹੈ ਉਹ ਜੀਵ ਦਾ ਸਰੀਰ ਨਾਲ ਜਾਣਤੀ ਜੀਵ ਨਾਲ ਜਾਣੀ ਹੈ ਔਰ ਜੀਵ ਨਾਮ ਜਪਦੀ ਹੁੰਦੀ ਹੈ ਜਹਿਵਾ ਲਫ਼ਜ਼ ਹੈ ਜਹਿਵਾ ਜੀਵ ਨਹੀਂ ਹੈ ਜੀ ਭੱਬੇ ਨਾਲ ਹੁੰਦੀ ਹੈ ਜੀਵ ਆਤਮਾ ਦੀ ਗੱਲ ਹੈ ਜਪਣਾ ਆਤਮਾ ਨੇ ਅੰਤਰ ਨਵੇੜਾ ਤੇਰੇ ਜੀਪੇ ਲੀਜਾ ਨਵੇੜਾ ਜੀ ਨਾਲ ਕਟਿਆ ਹੋ ਜਾਣਾ ਸਰੀਰ ਨਾਲ ਸਰੀਰ ਨਾਲ ਕਾਹਦਾ ਨਵੇੜਾ ਇਹਨਾਂ ਨੂੰ ਇੰਨਾ ਪਤਾ ਨਹੀਂ ਬਾਹਰ ਜੀਵ ਦਾ ਫਰਕ ਕੀ ਹੈ ਤਾਂ ਹੀ ਗਾਇਲ ਰਹਾ ਜਬੀ ਰੰਗੀਲੇ ਜਿਹਬਾ ਬਾਹਰ ਕੇ ਰੰਗ ਕਦੇ ਮੇਰੀ ਜੀਵ ਨੂੰ ਰੰਗ ਚੜ ਗਿਆ ਜੀਵ ਦਾ ਫਿਰ ਰੰਗ ਬਦਲ ਗਿਆ ਉਹ ਨੀਲਾ ਹੋ ਗਿਆ ਉਹ ਲਾਲ ਹੋ ਗਿਆ ਉਹ ਪਹਿਲਾਂ ਕਾਲੀ ਸੀ ਜੀਵ ਕਿ ਪਹਿਲਾਂ ਕਾਲੀ ਹੋਣੀ ਚਾਹੀਦੀ ਹੈ ਪਹਿਲੇ ਜੀਵ ਕਾਲੀ ਨਾ ਕਾਲਾ ਪਿਆ ਸਿਆ ਪਹਿਲਾ ਕਾਲੀ ਜੀਵ ਹੈ ਕਾਲੀ ਜੀਵ ਵਾਲਾ ਦਾ ਮਾੜਾ ਹੁੰਦਾ ਹੈ ਜੀ ਪਹਿਲਾ ਕਾਲੀ ਸੀ ਫਿਰ ਤਾਂ ਰੰਗ ਬਦਲ ਕੇ ਰਾਮ ਦਾ ਚੜ ਗਿਆ ਕਹਿ ਜੇ ਅਰਥ ਕਰ ਲੈ ਇਹਦਾ ਮਤਲਬ ਹੈ ਜਿੰਨੇ ਇਹ ਮੂਰਖ ਨੇ ਨਾ ਵਿਦਵਾਨ ਇਹਨਾਂ ਦੀ ਮੂਰਖਤਾ ਸਾਰੀ ਉਜਾਗਰ ਹੋ ਜਾਣੀ ਹੈ ਹੁਣ ਜਦ ਕੱਲ ਉਜਾਗਰ ਹੋ ਜਾਣੀ ਹੈ ਇਹਨਾਂ ਦੀ ਬੋਲਤੀ ਬੰਦ ਹੋ ਜਾਣੀ ਹੈ ਸਾਰਿਆਂ ਦੀ ਮੂਰਖਤਾ ਉਜਾਗਰ ਹੋ ਜਾਣੀ ਸਾਰੀ ਕੀ ਜਵਾਬ ਦੇਣਗੇ ਰੰਗੀਲੇ ਜੇਬਾ ਹਰ ਕੇ ਨੋ ਸਾਹਿਬ ਸਭ ਵੀ ਇਹੀ ਲਿਖਦਾ ਜਿਹਦਾ ਰੌਲਾ ਪਾਉਂਦੇ ਨੇ ਉਹ ਚੇਲੇ ਸਾਹਿਬ ਸੁਣਦੇ ਹੁਣ ਮੂਰਖ ਦੇ ਕਰਨ ਦਸੂਗਰਾਂ ਤੇ ਟਿੱਪਣੀ ਦਸ ਮੁਗਰਾਂ ਤੇ ਟਿੱਪਣੀ ਕਰਨੇ ਮੂਰਖਾਂ ਦੇ ਜਿਹੜੇ ਸਾਫ ਜੋ ਖੁਦਰੀ ਵਿਚਾਰਾ ਦਾ ਸੁਗਰਨ ਤੇ ਖਿਲਾਫ ਹੈ ਕਾਨ ਸੁਨਾਵਾ ਖੁਦ ਖਿਲਾਫ ਨਹੀਂ ਇਹ ਕਿੱਥੋਂ ਜੰਪ ਜਿਹੜੀ ਖੜ ਚੋਂ ਨਿਕਲੇ ਨੇ ਉਸੇ 'ਚ ਵੜ ਜਾਣਗੇ ਜਾ ਕੇ ਉਹ ਮੱਕੜ ਨਿਕਲੇ ਉਹਦੇ ਅੰਦਰ ਨਾ ਬਰਸਾਤਾਂ ਬਰਸਾਤਾਂ ਜਾਂ ਥੋੜੇ ਜਿਹਾ ਵੱਟ ਗਿਆ ਹੁੰਦਾ ਇਹ ਬੱਕੜ ਨੇ ਇਹਦਾ ਜਾਨਵਰ ਚੁਗ ਲੈਣਗੇ ਇਹ ਤੇ ਮਾੜੀ ਮੋਟੀ ਲੈੜ ਤੇ ਫੰਬ ਫੁਕਾ ਕੇ ਬਹਿ ਜਾਣਗੇ ਜਿਹੜੇ ਖੱਡ 'ਚ ਨੇ ਉਹ ਖੱਡ 'ਚ ਰਹਿ ਜਾਣਗੇ ਬਾਹਰ ਨਹੀਂ ਨਿਕਲਦੇ ਫਿਰ ਲੈੜ ਤਾਂ ਅਲਰਜੀ ਵੀ ਹੁੰਦੇ ਨੇ ਲੈੜ ਨੂੰ ਤਾਂ ਵਿਆਣ ਹੁੰਦੇ ਨੇ ਲੈੜ ਤੋਂ ਤਾਂ ਉਹ ਅਲਰਜੀ ਹੁੰਦੀ ਹੋਈ ਹੈ ਲੈੜ ਦਾ ਵਜਾਉਂਦੇ ਹੁੰਦੇ ਨੇ ਬਵੱਕੜ ਲੈੜ ਥੋੜੀ ਪੈਦਾ ਕਰਦੇ ਨੇ ਇਹਦਾ ਬਵੱਕੜ ਵੀ ਲੈੜ ਕਿਉਂ ਜਲਦੀ ਹੈ ਰੋਸ਼ਨੀ ਕਿਉਂ ਹੁੰਦੀ ਹੈ ਜੋ ਸਾਰੇ ਸੋ ਢਾਸੀ ਤਿਸ ਬਿਨ ਅਵਰ ਨ ਕੋਏ ਜੋ ਸਾਰੇ ਸੋ ਢਾਸੀ ਗਿਆਨ ਅਸਾਰ ਦਾ ਵੀ ਹੋ ਢਾਉਂਦਾ ਵੀ ਹੋ ਆ ਜਿਹੜੇ ਦੂਏ ਨੇ ਗਿਆਨ ਇਹ ਦੇਖੋ ਨਾ ਸਾਰੀਆਂ ਜਮਾਤਾਂ ਉਹੀ ਪੜਾਉਂਦੇ ਨੇ ਸਕੂਲ 'ਚ ਪੜੀਆਂ ਜਾਂਦੀਆਂ ਨੇ 84 ਲੱਖ ਪੌੜੀ ਉਸ ਨੇ ਚੜਾਈ ਹੈ ਪਿਛਲੀਆਂ ਸਾਰੀਆਂ ਢਾਤੀਆਂ ਉੱਪਰ ਬੋਡੀ ਦੇ ਜਾਣ ਵਾਸਤੇ ਦੀਆਂ ਪਿਛਲੀਆਂ ਬੋਡੀਆਂ ਪਿਛਲੇ ਗੁੰਡਾ ਨਹੀਂ ਹੈਗਾ ਹਰ ਪੌੜੀ ਦੇ ਚੜ ਕੇ ਪਿਛਲੀ ਤੋੜ ਦੇਈਦੀ ਹੁੰਦੀ ਹੈ ਤਾਂ ਕਿ ਪਿਛੇ ਨੂੰ ਨਾ ਜੇ ਪਿਛੇ ਦਾ ਡੰਡਾ ਹੈਗਾ ਪਿਛੇ ਮੁੜ ਜੂ ਜੋ ਸਾਰੇ ਸੁਟਾ ਹਸੀ ਤੇ ਬੇਟਾ ਹਸੀ ਜੋ ਅਸੀਂ ਅਗਿਆਨਤਾ ਜੋ ਜਿੱਦੀ ਚੋਂ ਨਿਕਲੇ ਆਏ ਆ ਬਾਹਰ ਮੁੜ ਕੇ ਅਗਿਆਨਤਾ ਨੂੰ ਜਾਂਦੇ ਆ ਉਹਨੂੰ ਫਿਰ ਉਹ ਸਾਰੇ ਧਾਤੇ ਪਿਛਲੇ ਜਿਹੜਾ ਗਿਆਨ ਉਸਾਰਦਾ ਨਾ ਉੱਤੇ ਨੂੰ ਤੁਹਾਨੂੰ ਲੈ ਕੇ ਜਾਂਦਾ ਹੈ ਪਿਛਲੀਆਂ ਬੋੜੀਆਂ ਉਹੀ ਤੋੜਦਾ ਪਿਛਲੀਆਂ ਮਨੌਤਾਂ ਉਹੀ ਤੋੜਦਾ ਜਿਹੜੀਆਂ ਪਿਛਲੀਆਂ ਮਨੌਤਾਂ ਨੇ ਢਾਈਆਂ ਨੇ ਕਿ ਨਹੀਂ ਢਾਈਆਂ ਪਹਿਲਾਂ ਵੀ ਤਾਂ ਢੇਰੀ ਬੜੀ ਹੋਈ ਸੀ ਗਿਆਨ ਦੀ ਉਹ ਢਾਈ ਜਾਣੀ ਆ ਉੱਤੇ ਚੜੀ ਜਾਣਾ ਉਹ ਢੇਰੀ ਢਾਈ ਜਾਣੀ ਉੱਤੇ ਚੜੀ ਜਾਣਾ ਅਖੀਰ ਢੇਰੀ ਢਾਹੋ ਜਮੇ ਕੇਰੀ ਆ ਸਰੀਰ ਦੀ ਢੇਰੀ ਵੀ ਢਾ ਦੇਣੀ ਆਪੇ ਢਾ ਹੈ ਉਹਨੇ ਵੀ ਤਾਂ ਢੌਲੀ ਆ ਕੇ ਜੇ ਆਪ ਨਹੀਂ ਢਾ ਦਈਏ ਇਹ ਫਿਰ ਜਾਂ ਲੋੜ ਦੀ ਲੋੜ ਨਹੀਂ ਇਜ਼ਰਾਈਲ ਫਰੇਸ ਦਾ ਫੇਰ ਨਹੀਂ ਆਉਂਦਾ ਫਿਰ ਉਠਿਆ ਕਰਦੇ ਆਊਗਾ ਉਹ ਕੀ ਕਰਨਾ ਉਹ ਵਿਚਾਰਾ ਕਹੀ ਲੈ ਕੇ ਤੇਰੀ ਦਾਦੀ ਆਵੇ ਢਾਲੀ ਜੋ ਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ ਜਿਹੜੀ ਉਸਾਰੀਏ ਹੈ ਢੇਰੀ ਹੈ ਜੇ ਤੁਸੀਂ ਨਾ ਢਾਈ ਤਾਂ ਉਹਨੇ ਆਪ ਢਾ ਦੇਣੀ ਜਿਹੜੇ ਹੁਕਮ ਨੇ ਪੈਦਾ ਕੀਤਾ ਨੇ ਮਾਰ ਦੇਣਾ ਜਿਹੜਾ ਆਪ ਨਹੀਂ ਮਰਦਾ ਜੀ ਆਪਣੇ ਰਾਜੀ ਨਾਲ ਆਪਣੇ ਜੀਵਨ 'ਚ ਮਰਨਾ ਕਬੂਲ ਨਹੀਂ ਕਰਦਾ ਫਿਰ ਬਚੂਗਾ ਫਿਰ ਬਚੂ ਫਿਰ ਜੇ ਬਚਣਾ ਹੀ ਨਹੀਂ ਫਿਰ ਕਬੂਲ ਕਰਨ 'ਚ ਹਰਜਾ ਕੀ ਹੈ ਫਿਰ ਹਰਜਾ ਕੀ ਹੈ ਜਿਹਨੇ ਇਹ ਢੇਰੀ ਉਸਾਰੀ ਆ ਜਿਹਨੇ ਜਨਮ ਦਿੱਤਾ ਉਹਨੇ ਮਾਰ ਵੀ ਦੇਣਾ ਤੇ ਮਨ ਖਾਤਰ ਜਾਂ ਰਾਜੀ ਕਹਿੰਦਾ ਹੋ ਜੋ ਮਨ ਕਬੂਲ ਕਰ ਲੋ ਜੇ ਬਚਣਾ ਤਾਂ ਮਨ ਕਬੂਲ ਕਰ ਲੋ ਜੇ ਮਰਨਾ ਤਾਂ ਮਨ ਕਬੂਲ ਨਾ ਕਰੋ ਜਿਹਨੇ ਬਚਣਾ ਉਹ ਵੰਡ ਕਬੂਲ ਕਰ ਲਓ ਜਿਹਨੇ ਨਹੀਂ ਬਚਣਾ ਉਹ ਵੰਡ ਕਬੂਲ ਨਾ ਕਰੋ ਜਿਨ੍ਹਾਂ ਨੇ ਮਰਨ ਕਬੂਲ ਕੀਤਾ ਉਹ ਮਰੇ ਨਹੀਂ ਜਿਨ੍ਹਾਂ ਨੇ ਨਹੀਂ ਕੀਤਾ ਉਹ ਸਾਰੇ ਮਰ ਗਏ ਹੁਣ ਇਹਨੇ ਕੀ ਕਰਨਾ ਕੀ ਨਹੀਂ ਕਰਨਾ ਕਿੱਡਾ ਸਿਆਣਾ ਹੈ ਇਹ ਕਿੱਡਾ ਖਮੂਰਖ ਹੈ ਇਥੋਂ ਪਤਾ ਲੱਗੂਗਾ ਐਵੇਂ ਨਹੀਂ ਬਾਣੀ ਬੋਲ ਹੈ ਜੀ ਸਾਰਿਆਂ ਨੂੰ ਬਰੂਖਾ ਨੂੰ ਮਨੁੱਖ ਮੁਖ ਅੰਦਾ ਮੁਗਧ ਗਵਾਰ ਸਾਰੀ ਉਮਰ ਮਨ ਕਬੂਲ ਨਹੀਂ ਕਰਦਾ ਆਖਰ ਮਰਦਾ ਜਿਹੜਾ ਮਨ ਕਬੂਲ ਕਰਦਾ ਮਰਦਾ ਨਹੀਂ ਕਬੀਰ ਸਵਾਲ ਕਰਦਾ ਅਬ ਕੈਸੇ ਮਰੂ ਮਰਨ ਮਰ ਮੰਨਿਆ ਮਰਨ ਮਨ ਮੰਨਿਆ ਅੱਗੋ ਜਵਾਬ ਆਉਂਦਾ ਸੱਚਖੰਡ ਚੋਂ ਕਹਿੰਦਾ ਮਰ ਮਰ ਗਏ ਜਿਨ ਰਾਮ ਨਾ ਜਾਣਿਆ ਉਹ ਮਰ ਕੇ ਤਾਂ ਉਹ ਗਏ ਨੇ ਜਿਹਨੇ ਰਾਮ ਨਾਲ ਜਾਣਾ ਤੂੰ ਜਿਉਂਦਾ ਜਾਏਗਾ ਸਤਖੰਡ ਮਰ ਕੇ ਉਹ ਜਾਂਦੇ ਨੇ ਜਿਹਨਾਂ ਰਾਮ ਨਹੀਂ ਜਾਣਿਆ ਜਿਨ੍ਹਾਂ ਨੇ ਰਾਮਚੰਦਰ ਨੂੰ ਰਾਮ ਮੰਨਿਆ ਉਹ ਮਰ ਕੇ ਗਏ ਨੇ ਕਿਉਂ ਰਾਮਚੰਦਰ ਜੋ ਮਰ ਕੇ ਗਿਆ ਜਿਨ੍ਹਾਂ ਦਾ ਰਾਮ ਮਰ ਕੇ ਗਿਆ ਉਹ ਮਰ ਕੇ ਜਾਣਗੇ ਜਿਨ੍ਹਾਂ ਦਾ ਰਾਮ ਜਿਉਂਦਾ ਉਹ ਜਿਉਂਦੇ ਜਾਣਗੇ ਉਹਦੇ ਨਾਲ ਜੁੜ ਕੇ ਉਹ ਰਾਮ ਦੇ ਨਾਲ ਜਿਉਂਦੇ ਜਾਣਗੇ ਜਿਨ੍ਹਾਂ ਦਾ ਰਾਮ ਵਰਦਾ ਹੈ ਉਹ ਮਰ ਕੇ ਜਾਣਗੇ ਜਿਵੇਂ ਰਾਮ ਗਿਆ ਹੋਵੇ ਉਹ ਚਲੇ ਜਾਣਗੇ ਉਹਦਾ ਫਿਰ ਦੇਖੋ ਬੰਦਾ ਚੱਲਿਆ ਚੌ ਜਣੇ ਆ ਗਏ ਕੰਨ ਐ ਜਾਣਗੇ ਉਹਦਾ ਜੀਨੇ ਮਰਨਾ ਜੀਵਨ ਦੇ ਵਿੱਚ ਆਪਣੀ ਮਰਜ਼ੀ ਨਾਲ ਗੁਰੂ ਦੀ ਸਿੱਖਿਆ ਨਾਲ ਬਾਣੀ ਨਾਲ ਬਾਣੀ ਦੇ ਬਾਣਾ ਨਾਲ ਆਪਣੇ ਮਨ ਨੂੰ ਮਾਰਨਾ ਉਹ ਸਮਝੋ ਬਚ ਗਿਆ ਬਾਕੀ ਸਭ ਮਰ ਗਏ ਜੇ ਬਚਣਾ ਤਾਂ ਮਰ ਜੋ ਜੇ ਮਰਨਾ ਤਾਂ ਬਚੇ ਰਹੋ ਬਾਣੀ ਤੋਂ ਬਚੇ ਰਹੋ ਬਾਣੀ ਦੇ ਤੀਰਾਂ ਤੋਂ ਬਚੇ ਰਹੋ ਵਿਚਾਰੋ ਆਪਣੇ ਆਪ ਨੂੰ ਜਿਹੜਾ ਬਾਣੀ ਦੇ ਤੀਰਾਂ ਤੋਂ ਆਪਣੇ ਆਪ ਨੂੰ ਬਚਾਉ ਬਚ ਨਹੀਂ ਸਕਦਾ ਉਹਨੂੰ ਦਾ ਡਰ ਲੱਗ ਜੂਗਾ ਜਮਦਾ ਦਾ ਡੰਡ ਉਹਨੂੰ ਲੱਗਦਾ ਜਿਹੜਾ ਬਾਣੀ ਦੇ ਬਾਣਾ ਤੋਂ ਆਪਣੇ ਆਪ ਨੂੰ ਬਚਾਉਂਦਾ ਰਹਿੰਦਾ ਸਾਰੀ ਜ਼ਿੰਦਗੀ ਜਿਹੜਾ ਬਾਣੀ ਦੇ ਬਾਣਾ ਤੋਂ ਬਚਾਉਂਦਾ ਨਹੀਂ ਆਪਣੇ ਆਪ ਨੂੰ ਤੇ ਜਮ ਦਾ ਡੰਡ ਹੀ ਲੱਗਦਾ ਸਵਾਲੇ ਪੈਦਾ ਨਹੀਂ ਜਾਂ ਉਹ ਨੂੰ ਝਾਗ ਹੀ ਨਹੀਂ ਸਕਦਾ ਉਸ ਜੋਤ ਵੱਲ ਨੂੰ ਜਮ ਨਹੀਂ ਝਾਕਦਾ ਬਾਲਕ ਵੱਲ ਨੂੰ ਕੋਈ ਤਾਰੀ ਝਾਕਦਾ ਹੁੰਦਾ ਇਸ ਦੀ ਇਦਾਂ ਮੇਰੂ ਵੱਡਾ ਵੱਢਣ ਦੀ ਨੀਅਤ ਨਾਲ ਮਾਲਕ ਵੱਲੋਂ ਕੁੱਤਾ ਝਾਕਦਾ ਮਾਲਕ ਦੇ ਹੁਕਮ ਵੱਲੋਂ ਨੂੰ ਝਾਕਦਾ ਵੀ ਹੁਕਮ ਕੀ ਕਰਦਾ ਮੈਨੂੰ ਜੇ ਮਾਲਕ ਵੱਲੋਂ ਨੂੰ ਝਾਕਦਾ ਤਾਂ ਉਹਦੇ ਹੁਕਮ ਲੈਣ ਨੂੰ ਝਾਕਦਾ ਉਹਦੀ ਆਗਿਆ ਲੈਣ ਨੂੰ ਝਾਕਦਾ ਵੀ ਮੈਨੂੰ ਆਗਿਆ ਕੀ ਦਿੰਦਾ ਮੈਂ ਆਹ ਕੰਮ ਗਲਤ ਤਾਂ ਨਹੀਂ ਕੋਈ ਕਰਦਾ ਗੁਰਪ੍ਰਸਾਦੀ ਤੇ ਸੰਭਲਾ ਤਾਂ ਤਨ ਦੁੱਖ ਨਾ ਹੋਏ ਗੁਰ ਪ੍ਰਸਾਦੀ ਸਭਲਾ ਗੁਰ ਪ੍ਰਸਾਦੀ ਤਿਸ ਸੰਭਲਾ ਗੁਰ ਪ੍ਰਸਾਦੀ ਤਿਸ ਸਭਲਾ ਤਾ ਤਨ ਦੁੱਖ ਨ ਹੋਏ ਗੁਰ ਪ੍ਰਸਾਦੀ ਤਿਸ ਸਿਉ ਮਿਲਾ ਉਹਦੇ ਨਾਲੇ ਮਿਲ ਜੂ ਗਿਆਨ ਐਸਾ ਪ੍ਰਾਪਤ ਕਰ ਲਾ ਉਹਦੇ ਵਿੱਚ ਹੀ ਸਮਾ ਜਾ ਸ਼ਬਦ ਵਿੱਚ ਹੀ ਸੁਰਤ ਸਮਾ ਜੀ ਮਨ ਔਰ ਚਿੱਤ ਇੱਕ ਹੋ ਜਾਣ ਜਿਉ ਜਲ ਮੈਂ ਜਲ ਆਏ ਖਟਾਨਾ ਤੇ ਜੋਤੀ ਸਭ ਸੋ ਜੋਤੀ ਚ ਜੋਤ ਰਚ ਗਏ ਤਾਂ ਤਨ ਦੁੱਖ ਨਾ ਹੋਏ ਫਿਰ ਤਨ ਦੇ ਵਿੱਚ ਦੁੱਖ ਖੜਾ ਹਿਰਦੇ ਜੋ ਕੋਈ ਵੀ ਦੁੱਖ ਨਹੀਂ ਰਹਿੰਦਾ ਹਿਰਦੇ ਦੁੱਖ ਉਹਨਾਂ ਜਿਹੜਾ ਜਿੰਨਾ ਚਿਰ ਘਰ ਚ ਕਲੇਸ਼ ਹੈ ਜਿੰਨਾ ਚਿਰ ਕਲਪਨਾ ਕਲਪਨਾ ਕਲੇਸ਼ ਦੀ ਜੜ ਹੈ ਜਿੰਨਾ ਚਿਰ ਮਾਇਆ ਦੀ ਕੋਈ ਭੁੱਖ ਹੈ ਜਿੰਨਾ ਚਿਰ ਅੰਤਰਾਤਮਾ ਦੇ ਨਾਲ ਟਕਰਾਓ ਹੈ ਜਿੰਨਾ ਚਿਰ ਬਾਣੀ ਤੋਂ ਆਪਣੇ ਆਪ ਬਾਣੀ ਤੋਂ ਇਨਕਾਰੀ ਹੈ ਸੱਚ ਮੰਨਣ ਤੋਂ ਇਨਕਾਰੀ ਹੈ ਜਿੰਨਾ ਚਿਰ ਹੁਕਮ ਕੌੜਾ ਲੱਗਦਾ ਹੈ ਪਾਣਾ ਮਿੱਠਾ ਨਹੀਂ ਲੱਗਦਾ ਉਹਨਾਂ ਚਿਰ ਸਾਰਾ ਦੁੱਖ ਹੀ ਦੁੱਖ ਹੈ ਜਿੱਦਣੇ ਛੁੱਟ ਗਿਆ ਸੁੱਖੇ ਸੁੱਖ ਹੈ ਨਾ ਕੋ ਮੇਰਾ ਕਿਸ ਗਹੀ ਨਾ ਕੋ ਹੋਆ ਨਾ ਹੋਗ ਨਾ ਕੋ ਮੇਰਾ ਮੇਰਾ ਸੰਸਾਰ ਚ ਕੋਈ ਕਿਸ ਗਏ ਪਕੜਾਂ ਕੇ ਨੂੰ ਕਿਹਦਾ ਕਿਹਦੀ ਬਾਹ ਫੜਾਂ ਕਿਹਦੀ ਬਾਹ ਫੜਾ ਮੇਰਾ ਤਾਂ ਕੋਈ ਹੈ ਹੀ ਨਹੀਂ ਸੰਸਾਰ ਜਿਹਦਾ ਸੰਸਾਰ ਫਿਰ ਸੰਸਾਰ ਦੇ ਵਿੱਚ ਨਾਨਕ ਕਹਿੰਦਾ ਮੇਰਾ ਕੋਈ ਨਹੀਂ ਹੈ ਲੋਕਾਂ ਨੂੰ ਲੱਗਦਾ ਸ੍ਰੀ ਚੰਦ ਨਾਨਕ ਦਾ ਮੁੰਡਾ ਉਹ ਕਹਿੰਦਾ ਮੇਰਾ ਨਹੀਂ ਹੈ ਉਹ ਬੇਦੀ ਹੁਣ ਨਹੀਂ ਕਹੇਗਾ ਨਾਨਕ ਸਾਡਾ ਨਾਨਕ ਮੁਕਰਿਆ ਪਿਆ ਤੇ ਮੇਰਾ ਹੈ ਨਹੀਂ ਕੋਈ ਮੇਰਾ ਨਹੀਂ ਪਿਓ ਕੋਈ ਮੇਰਾ ਨਹੀਂ ਮੁੰਡਾ ਕੁੜੀ ਕੋਈ ਮੇਰਾ ਸੰਸਾਰ ਕੁਛ ਨਹੀਂ ਹੈ ਗੁਰਬਾਣੀ ਦੇ ਵਿੱਚ ਇਹ ਲਿਖਿਆ ਹੋਇਆ ਹੈ ਨਾਨਕ ਦਾ ਬਿਆਨ ਹੈ ਕਿਹੜੇ ਬੇਦੀ ਕਹਿੰਦੇ ਨੇ ਨਾਨਕ ਸਾਡਾ ਸੀ ਕਿਹੜੇ ਮੂਨਾ ਕਹਿੰਦੇ ਨੇ ਉਹ ਕਿਉਂ ਕਹਿੰਦੇ ਨੇ ਉਹ ਗੁਰਬਾਣੀ ਤੋਂ ਬਾਗੀ ਨੇ ਜੇ ਕਹਿੰਦੇ ਨੇ ਔਰ ਨਾਨਕ ਨੂੰ ਬੇਦੀਆਂ ਨਾਲ ਜੋੜ ਕੇ ਇੱਕ ਸਧਾਰਨ ਸੰਸਾਰੀ ਵਿਅਕਤੀ ਬਣਾਤਾ ਉਹਨੂੰ ਤਾਂ ਸੰਸਾਰੀ ਵਿਅਕਤੀ ਬਣਾਤਾ ਉਹਨਾਂ ਤਾਂ ਗੁਰੂ ਰਹਿਣਾ ਨਾ ਦਿੱਤਾ ਉਹਨੂੰ ਆਪਣੀ ਬੁੱਧੀ ਭ੍ਰਸ਼ਟਾਚਾਰ ਨਾਲ ਦੀ ਹੋਈ ਹੋਈ ਬੁੱਧ ਭ੍ਰਸ਼ਟ ਹੋਈ ਹੋਈ ਆ ਤਾਂ ਕਹਿੰਦੇ ਨੇ ਨਾਨਕ ਬੇਦੀ ਸੀ ਨਾਨਕ ਦਾ ਸਰੀਰ ਹੋਊਗਾ ਬੇਦੀ ਨਾਨਕ ਦੀ ਕੋਲ ਨਿਵਲ ਕੋਲ ਹੈ ਸਵਈਆਂ 'ਚ ਲਿਖੀ ਹੋਈ ਹੈ ਨਿਵਲ ਕੋਲ ਕਹਿੰਦੇ ਨੇ ਸ਼ਰੀਰ ਤੋਂ ਰਹਿਤ ਕੋਲ ਮਾਇਆ ਤੋਂ ਰਹਿਤ ਕੋਲ ਹੈ ਸਾਰਿਆਂ ਦੇ ਕੋਲ ਨਿਵਲ ਭਗਤਾਂ ਦੀ ਨਹੀਂ ਮੰਨਦੇ ਨਾ ਮੰਨੋ ਬਈ ਇੱਕ ਪਿਤਾ ਇੱਕ ਕਿਆ ਬਾਹਰ ਕਾ ਜਦ ਕੁਲ ਕਿਹੜੀ ਹੋਈ ਫਿਰ ਇਹ ਬੇਦੀ ਨਹੀਂ ਮੰਨਦੇ ਬਾਣੀ ਨੂੰ ਨਾਰਾਇਣ ਨੇ ਨਾਲ ਨਾਨਕ ਨੂੰ ਪਾਗਲ ਬੇਦੀ ਤਾਂ ਹੀ ਕਹਿੰਦੇ ਤੇ ਮੁੰਡੇ ਆ ਹੁਣ ਵਾਲਾ ਬੇਦੀ ਵੀ ਪਾਗਲੇ ਬੰਦਾ ਨਾਨਕ ਨੂੰ ਜੇ ਨਾਨਕ ਨੂੰ ਪਾਗਲ ਨਾ ਮੰਨਦਾ ਬਾਣੀ ਨਾ ਮੰਨਦਾ ਉਹ ਇਹਦੀ ਖੋਪੜੀ ਖਰਾਬ ਹੈ ਖੋਪੜੀ 'ਚ ਬਾਣੀ ਨਹੀਂ ਹੈ ਨਾਨਕ ਦੀ ਉਹ ਜਿਹੜਾ ਦਾ ਇਹ ਗਾਹਾਂ ਦੇ ਗਾਹਾਂ ਨੇ ਉਹਨਾਂ ਨੇ ਕਿਹੜਾ ਮੰਨੀ ਸੀ ਇਹ ਕਾਤੇ ਬੰਦੇ ਇਹ ਉਸੇ ਕੋਲ ਕਿਉਂ ਆਇਆ ਇਹ ਬਾਣੀ ਬੰਨਣ ਵਾਲੇ ਜੋ ਨਹੀਂ ਹਨ ਇਹਦਾ ਗੱਦੀ ਲਾਉਣ ਵਾਲੇ ਜੋ ਨੇ ਨਾਨਕ ਸਾਡਾ ਹੈ ਨੇ ਨਾਨਕ ਦਾ ਕਹਿੰਦਾ ਮੇਰਾ ਕੋਈ ਹੈ ਨਹੀਂ ਇੱਥੇ ਬਾਣੀ ਦੇ ਕਹਿੰਦੀ ਹੈ ਜਾਂ ਤਾਂ ਇਹ ਬਾਣੀ ਝੂਠ ਬੋਲਦੀ ਹੈ ਜਾਂ ਫਿਰ ਇਹ ਝੂਠੇ ਨੇ ਨਾ ਕੋ ਮੇਰਾ ਕਿਸ ਗਹੀ ਕਿਧਰ ਆ ਮੈਂ ਕਨੈਕਸ਼ਨ ਰੱਖਾਂ ਮੇਰਾ ਕੋਈ ਨਹੀਂ ਹੈ ਉਹ ਕਰ ਗਿਆ ਤੁਸੀਂ ਜ਼ਬਰਦਸਤੀ ਕਰੀ ਜਾਂਦੇ ਨਾ ਕੋ ਹੋਆ ਅੱਜ ਤੱਕ ਕੋਈ ਵੀ ਨਹੀਂ ਹੋਇਆ ਮੈਨੂੰ ਗਲਤੀ ਸੀ ਜਦ ਮੈਂ ਮੰਨਦਾ ਰਿਹਾ ਮਾਂ ਪਿਓ ਪਿਛਲੇ ਜਨਮਾਂ ਜੇ ਮੈਂ ਮੰਨਦਾ ਰਿਹਾ ਮੇਰੀ ਪਰਮ ਸੀ ਨਾ ਕੋ ਹੋਆ ਨਾ ਹੋ ਨਾ ਅੱਗੇ ਵਾਸਤੇ ਹੋਊਗਾ ਕਿੰਨੇ ਕਾਲ ਲੈ ਗਏ ਲੈ ਲੈਣਾ ਕਿੰਨੇ ਕਾਲ ਨਾ ਹੋਊਗਾ ਨਾ ਹੈਗਾ ਨਾ ਹੋਇਆ ਪਹਿਲਾਂ ਵੀ ਸੀ ਪਹਿਲਾਂ ਮੇਰਾ ਭਰਮ ਸੀ ਜੇ ਮੈਂ ਬੰਦਾ ਰਿਹਾ ਮੇਰੀ ਗਲਤੀ ਸੀ ਜੇ ਮੈਂ ਬੰਦਾ ਰਿਹਾ ਨਾ ਕੋ ਹੋਆ ਨਾ ਹੋ ਆਮਨੀ ਜਾਣ ਵੀ ਗੁੱਚੀ ਹੈ ਦੁਬਦਾ ਵਿਆਪੈ ਰੋਗ ਇਹ ਦੁਬਦਾ ਸੀ ਮੈਂ ਬੰਦਾ ਰਿਹਾ ਹੈ ਨਹੀਂ ਮੰਨਦੇ ਆ ਇਹ ਦੁਬਦਾ ਇਸੇ ਕਰਕੇ ਆਉਣ ਜਾਣ ਬਣਿਆ ਰਿਹਾ ਅਸੀਂ ਸੰਸਾਰੀ ਰਿਸ਼ਤਿਆਂ ਨੂੰ ਮਾਪਿਓ ਮੰਨਦੇ ਰਹੇ ਇਹ ਵੀ ਮੰਨਦੇ ਰਹੇ ਪਰਮੇਸ਼ਰ ਹੈ ਸਭ ਦਾ ਇਹ ਵੀ ਮੰਨਦੇ ਰਹੇ ਸੰਸਾਰੀ ਬਾਪ ਬਾਪ ਹੈ ਇਹ ਦੋਦਾ ਦੇ ਵਿੱਚ ਸਾਰੇ ਰੋਗ ਵਧੀ ਗਏ ਹੰਕਾਰ ਵੀ ਵਧੀ ਗਿਆ ਲੋਭ ਵੀ ਵਧੀ ਗਿਆ ਮੋਹ ਵੀ ਵਧੀ ਗਿਆ ਕ੍ਰੋਧ ਵੀ ਵਧੀ ਗਿਆ ਵੈਰ ਵਿਰੋਧ ਵੀ ਵਧੀ ਗਿਆ ਤ੍ਰਿਸ਼ਨਾ ਵੀ ਵਧੀ ਗਈ ਸਾਰੇ ਰੋਗ ਵਧੀ ਗਏ ਇਹ ਦੁਬਦਾ ਕਰਕੇ ਹੀ ਸਾਰੇ ਰੋਗ ਵਧੀ ਗਏ ਹੈ ਨਿਰੋਗ ਹੋਇਆ ਹੀ ਨਹੀਂ ਉਹ ਤਾਂ ਮੈਂ ਦੋਨੋਂ ਮੈਂ ਮੁਕਾਬਲੇ ਆਵਣ ਜਾਣ ਬਗੁੱਚੀ ਹੈ ਦੁਬਦਾ ਜਿਹੜੇ ਬੰਦੇ ਜੁੜੇ ਹੋਏ ਨੇ ਸਰੀਰ ਨਾਲ ਕੁੱਲ ਨਾਲ ਸੰਸਾਰੀ ਨਾਲ ਉਹ ਦੁਬਦਾ ਚ ਨੇ ਰੋਗੀ ਨੇ ਸਾਰੇ ਨਾਮ ਵਿੱਚ ਹੁਣੇ ਆਦਮੀ ਕੱਲਰ ਕੰਧ ਗ੍ਰੰਥ ਨਾਮ ਤੇ ਸਖਣੇ ਗੱਲ ਸੋਚਦੇ ਨੇ ਜਿਹਨਾਂ ਨੂੰ ਲੋਕ ਬੰਦੇ ਨੇ ਨਾਮ ਨਹੀਂ ਆਉਣਾ ਕੋਲ ਸੋਝੀ ਨਹੀਂ ਆਉਣਾ ਕੋਲ ਗੁਰਬਾਣੀ ਦੀ ਗੁਰਬਾਣੀ ਦੀ ਸੋਝੀ ਦਾ ਨਾਮ ਹੈ ਕਲਰ ਕੰਧ ਗ੍ਰੰਥ ਉਹ ਕਲਰ ਦੀ ਕੰਧ ਹੋ ਗਿਰ ਪੈਣਾ ਕਿ ਸਰੀਰ ਹੈ ਮਿੱਟੀ ਹੈ ਕਲਰ ਦੀ ਕੰਧ ਨੂੰ ਢਾਉਣ ਦੀ ਲੋੜ ਨਹੀਂ ਆਪੇ ਖੜ ਜਾਂਦੀ ਹੈ ਹੋਰ ਹੌਲੀ ਆਪੇ ਡਿੱਗੀ ਜਾਂਦੀ ਹੁੰਦੀ ਕਲਰ ਦੀ ਮਿੱਟੀ ਆਪੇ ਝੜੀ ਜਾਂਦੀ ਹੁੰਦੀ ਕਲਰ ਦੇ ਕਦਮਾ ਹੌਲੀ ਹੌਲੀ ਜਰਾ ਨੇ ਸਰੀਰ ਆਪੇ ਦਾ ਉਹ ਸਰੀਰ ਹੈ ਨਾ ਆਤਮਾ ਦਾ ਹਣੇ ਨਹੀਂ ਹੋ ਉਹਨਾਂ ਨੂੰ ਪਤਾ ਹੀ ਨਹੀਂ ਅਸੀਂ ਆਤਮਾ ਜੇ ਆਤਮਾ ਮੰਨਦੇ ਫਿਰ ਅਰਿਸ਼ਤੇ ਤੇ ਮੰਨਦੇ ਸਰੀਰ ਦੇ ਤਲ ਤੇ ਜਿਉਂਦੇ ਨੇ ਆਤਮਾ ਦੇ ਤਲ ਤੇ ਜਿਉਂਦੇ ਹੀ ਨਹੀਂ ਹੋ ਆਤਮਦਰਸ਼ੀ ਹਣੇ ਨਹੀਂ ਹੋ ਵੇਰ ਨਾਮ ਹੈ ਕਿਉਂ ਛੁੱਟੀ ਹੈ ਜਾਇਰ ਸਾਤਲ ਅੰਤ ਜਾਇਰ ਸਾਤਲ ਅੰਤ ਨਾਮ ਤੇ ਬਿਨਾ ਛੁਟਕਾਰਾ ਕਿਵੇਂ ਹੋ ਜਾਂਦਾ ਕਿਵੇਂ ਹੋ ਸਕਦਾ ਹੈ ਉਹਨਾਂ ਦਾ ਛੁਟਕਾਰਾ ਨਹੀਂ ਹੋਣਾ ਜਾਇਰ ਸਾਤਲ ਅੰਤ ਇਸ ਕਰਕੇ ਛੁਟਕਾਰਾ ਨਹੀਂ ਹੋਣਾ ਵੀ ਸਾਡੀ ਬੇਦੀ ਕੋਲ ਹੈ ਇਸ ਕਰਕੇ ਛੁਟਕਾਰਾ ਨਹੀਂ ਹੋਣਾ ਸਾਡੀ ਸੋਢੀ ਕੋਲ ਹੈ ਨਾਮ ਨਾਲ ਛੁਟਕਾਰਾ ਹੋਣਾ ਫਿਰ ਨਾਮ ਹੈ ਕਿਉਂ ਛੁੱਟੀ ਹੈ ਜਾਇ ਰਸਾਤਲ ਅੰਤ ਇਸ ਕਰਕੇ ਛੁਟਕਾਰਾ ਨਹੀਂ ਹੋਣਾ ਮੈਂ ਅੰਮ੍ਰਿਤ ਛਕ ਲਿਆ ਇਸ ਕਰਕੇ ਛੁਟਕਾਰਾ ਨਹੀਂ ਹੋ ਜਾਣਾ ਮੈਂ ਬਾਣਾ ਪਾ ਲਿਆ ਨਾਮ ਤੇ ਬਿਨਾ ਛੁਟਕਾਰਾ ਨਹੀਂ ਹੋਣਾ ਚਾਹੇ ਸਾਰਾ ਜੀਵਨ ਸੇਵਾ ਕਰਕੇ ਲਾਤਾ ਤੁਸੀਂ ਉਹ ਜਿਹੜੀ ਤੁਸੀਂ ਸੇਵਾ ਸਮਝਦੇ ਹੋ ਗੁਰਬਾਣੀ ਜੋ ਸੇਵਾ ਹੈ ਹੀ ਨਹੀਂ ਜਿਹਨੂੰ ਤੁਸੀਂ ਸੇਵਾ ਅਸੀਂ ਮੰਨਦੇ ਆ ਉਹ ਹਿੰਦੂ ਬਾਤ ਵਾਲੀ ਸੇਵਾ ਹੈ ਗੁਰਬਾਣੀ ਵਾਲੀ ਸੇਵਾ ਗੁਰ ਸੇਵਾ ਗੁਰ ਸ਼ਬਦ ਵਿਚਾਰ ਗੁਰਬਾਣੀ ਦੀ ਵਿਚਾਰ ਹੈ ਗੁਰ ਸੇਵਾ ਜੋ ਗੁਰ ਹੈ ਸਤਗੁਰ ਅੰਦਰ ਹੈ ਉਹ ਅੱਧਾ ਚੇਲਾ ਹੈ ਅੱਧਾ ਗੁਰ ਹੈ ਗੁਰ ਚੇਲੇ ਦੀ ਸੰਤ ਮਿਲਣੀ ਆ ਤਾਂ ਇੱਕ ਹੋਣਾ ਨੇ ਗੁਰ ਚੇਲੇ ਕੀ ਸੰਤ ਮਲਾਈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀ ਬਦੇ ਸਲਾਮਤ ਸਦਾ ਸਲਾਮਤ ਹੋ ਰਹਿੰਦੇ ਨੇ ਜਿਹੜੇ ਗੁਰ ਔਰ ਚੇਲਾ ਮਿਲ ਕੇ ਅਰਦਾਸ ਰਾਸ ਕਰਦੇ ਨੇ ਤਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ ਰਹਿੰਦਾ ਚਿੱਤ ਗੁਰ ਹੈ ਤੇ ਮਨ ਚੇਲਾ ਹੈ ਜੇ ਸ਼ਬਦ ਵਿਚਾਰ ਕਰਦੀ ਹੈ ਬੁੱਧੀ ਔਰ ਮਨ ਉਹਦੀ ਖੁਰਾਕ ਅਬਦਲੇ ਨੂੰ ਮਿਲਦੀ ਹੈ ਇਹਨਾਂ ਦੀ ਖੁਰਾਕ ਸਰੀਰ ਨਾਲ ਮਨ ਦੀ ਖੁਰਾਕ ਨਹੀਂ ਹੈ ਨਾ ਮਨ ਖੁਰਾਕ ਨਹੀਂ ਹੈ ਬਿਲਕੁਲ ਇਸੇ ਕਰਕੇ ਘੋੜਾ ਲੱਗਦਾ ਮਨ ਖੁਰਾਕ ਖੁਰਾਕ ਤਾਂ ਬਾਹਰਲੀ ਹੈ ਸਰੀਰ ਵਾਲੀ ਉਹ ਚਿੱਤ ਦੀ ਇੱਛਾ ਚਿੱਤ ਦੀ ਖੁਰਾਕ ਪੂਰਨ ਹੋਏ ਚਿੱਤ ਕੀ ਇੱਛਾ ਮਨ ਕੀ ਇੱਛਾ ਨਹੀਂ ਮਨ ਕੀ ਇੱਛਾ ਨਹੀਂ ਦਸ ਪਾਸ਼ਾ ਚਿੱਤ ਕੀ ਇੱਛਾ ਕਹਿੰਦੇ ਨੇ ਉੱਥੇ ਖਬਰੀ ਕਰੋ ਹੱਦ ਅੱਛਾ ਪੂਰਨ ਹੋਏ ਚਿੱਤ ਕੀ ਇੱਛਾ ਮੇਰੇ ਚਿੱਤ ਕੀ ਇੱਛਾ ਪੂਰੀ ਹੋਵੇ ਮਨ ਦੀ ਇੱਛਾ ਪੂਰੀ ਹੋਵੇ ਚਾਹੇ ਨਾ ਹੋਵੇ ਮਨ ਦੀ ਇੱਛਾ ਦਾ ਤੂੰ ਇਹਨੂੰ ਤਾਂ ਤੂੰ ਬਿਨਾਂ ਮੰਗੇ ਤੇ ਦੇਣ ਵਾਲਾ ਆਪੇ ਇਹਦੀ ਇੱਛਾ ਪੂਰੀ ਤੈਂ ਕਰਨੀ ਹੈ ਸਰੀਰ ਦੀ ਇੱਛਾ ਪੂਰੀ ਤੈਂ ਕਰਨੀ ਹੈ ਤੇ ਚਿੱਤ ਦੀ ਇੱਛਾ ਪੂਰੀ ਮੈਂ ਕਰਨੀ ਹੈ ਪਰ ਤੇਰੀ ਮਦਦ ਨਾ ਕਰਨੀ ਹੈ ਤੇਰੀ ਕਿਰਪਾ ਨਾ ਕਰਨੀ ਫਿਰ ਨਾਵਾ ਕਿਉਂ ਛੁੱਟੀ ਹੈ ਜਾਇਰ ਸਤ ਲੰਗ ਉਹ ਅੰਦਰਲਾ ਬ੍ਰਹਮ ਗਿਆਨੀ ਹੈ ਉਹਦਾ ਭੋਜਨ ਗਿਆਨ ਹੈ ਬ੍ਰਹਮ ਗਿਆਨੀ ਦਾ ਭੋਜਨ ਅੰਦਰ ਜਿਹੜਾ ਬ੍ਰਹਮ ਹੈ ਉਹਦਾ ਤਾਂ ਭੋਜਨ ਗਿਆਨ ਹੈ ਪਰ ਜੇ ਗਿਆਨੀ ਹੈ ਤਾਂ ਭੋਜਨ ਗਿਆਨ ਹੈ ਉਹ ਵੀ ਜੇ ਅਗਿਆਨੀ ਹੈ ਤਾਂ ਉਹਦਾ ਭੋਜਨ ਵੀ ਆਹੀ ਹੈ ਬਾਹਰ ਲਈ ਜਿੰਨਾ ਚਿਰ ਗਿਆਨੀ ਨਹੀਂ ਹੈ ਜੇ ਬ੍ਰਹਮ ਗਿਆਨੀ ਨਹੀਂ ਹੈ ਗੁਰਬਾਣੀ ਦੀ ਸੋਝੀ ਨਹੀਂ ਹੈ ਉਹਦਾ ਭੋਜਨ ਵੀ ਬਾਹਰ ਹੀ ਹੈ ਉਹਨਾਂ ਚਿਰ ਜਿੱਦਣ ਉਹਨੂੰ ਗਿਆਨ ਹੋ ਜਾਂਦਾ ਹੈ ਉਦੋਂ ਉਹਦਾ ਭੋਜਨ ਆ ਹੁੰਦਾ ਬ੍ਰਹਮ ਦਾ ਭੋਜਨ ਜਾਂ ਬਦਲਦਾ ਨਹੀਂ ਜਿੰਨਾ ਚਿਰ ਉਹਨਾਂ ਚਿਰ ਕਹਾ ਗੱਲ ਨਹੀਂ ਚੱਲਦੀ ਅੰਦਰਲਾ ਬਾਹਰਲੇ ਦੀ ਸਲਾਹ ਇੱਕੋ ਹੀ ਆ ਮਾਇਆ ਵਾਲੀ ਹੋਏ ਹਲੇ ਅਸਲ ਦੋ ਨਿਆਣ ਇੱਕੋ ਹੀ ਹੈ ਮੇਰਾ ਮਨ ਲੋਚੇ ਜੋ ਮੇਰਾ ਮਨ ਲੋਚੇ ਹੋਈ ਮੈਂ ਲੋਚਾ ਮੇਰਾ ਮਨ ਦੋ ਨੇ ਪਰ ਕਹਿਣ ਕੋ ਦੂਜਾ ਹੈ ਸਰ ਪਰ ਜਦੋਂ ਇਹਦਾ ਭੋਜਨ ਅਡਲ ਹੋ ਜਾਂਦਾ ਹੈ ਜੋ ਵਿਚਾਰ ਸਾਨੂੰ ਜੋ ਗੁਰਬਾਣੀ ਵਿਚਾਰ ਚੋਂ ਗਿਆਨ ਮਿਲਦਾ ਹੈ ਉਹਦੇ ਨਾਲ ਅੰਦਰਲਾ ਮਜ਼ਬੂਤ ਹੁੰਦਾ ਅੰਦਰਲਾ ਕਨਫੀਡੈਂਸ ਵੱਧਦਾ ਹੈ ਉਹਦੇ ਨਾਲ ਸਾਡਾ ਉਹਦਾ ਕਨਫੀਡੈਂਸ ਅਸੀਂ ਕਹਿੰਦੇ ਆ ਨਾ ਉਹ ਅੰਦਰਲਾ ਉਹਦਾ ਨਾਲ ਕਨਫੀਡੈਂਸ ਰੱਖਿਆ ਹੋਇਆ ਸੀ ਉਹ ਮਜ਼ਬੂਤ ਹੁੰਦਾ ਅੰਦਰਲਾ ਮਜ਼ਬੂਤ ਹੋ ਗਿਆ ਅੰਦਰਲਾ ਮਜ਼ਬੂਤ ਹੈ ਤਾਂ ਹਰ ਚੀਜ਼ ਨੂੰ ਫੇਸ ਕਰ ਲੈਂਦਾ ਵੱਡੇ ਤੇ ਵੱਡਾ ਨੁਕਸਾਨ ਫੇਸ ਕਰ ਲੈਂਦਾ ਅੰਦਰਲਾ ਕਮਜ਼ੋਰ ਹੈ ਹਾਰਟ ਅਟੈਕ ਹੋ ਕੇ ਮਰ ਜਾਂਦਾ ਅੰਦਰਲਾ ਮਜ਼ਬੂਤ ਹੈ ਵੱਡੇ ਤੇ ਵੱਡੇ ਨੁਕਸਾਨ ਨੂੰ ਵੱਡੇ ਤੇ ਵੱਡੇ ਦੁੱਖ ਨੂੰ ਫੇਸ ਕਰ ਲੈਂਦਾ ਅੰਦਰਲੇ ਨੂੰ ਮਜ਼ਬੂਤ ਕਰ ਰਹੀ ਹੈ ਬਾਣੀ ਅੰਦਰਲੇ ਦੀ ਖਰਾਕ ਹੈ ਨਾ ਦੀ ਨਹੀਂ ਹੈ ਨੂੰ ਦਾ ਮਾਇਆ ਦੇ ਵਿੱਚ ਚੌਰ ਰਹਿੰਦਾ ਇਹਨੂੰ ਗਣਤ ਜਾਇਰ ਸਤਲੰਤ ਬਿਨ ਬਿਨ ਨਾਮੇ ਕਿਉਂ ਛੁੱਟੀ ਹੈ ਜਾਇਰ ਸਤਲੰਤ ਬਸ ਅੰਤ ਫਿਰ ਕੀ ਹੈ ਰਸਤਲ ਜੀ ਜਾਣ ਜਿੱਤੀ ਚੜਿਆ ਸੀ ਉੱਚਾ ਉਦੋਂ ਥੱਲੇ ਆ ਗਿਆ ਰਸਾ ਤਲ ਦਾ ਮਤਲਬ ਹੁੰਦਾ ਜਿਹੜਾ ਨਾਮ ਦਾ ਰਾ ਛੱਡ ਕੇ ਥੱਲੇ ਦੇ ਰਸਾਂ ਤੇ ਆ ਗਿਆ ਮਾਇਆ ਦੇ ਰਸਾਂ ਤੇ ਆ ਗਿਆ ਰਸਾ ਤਲ ਥੱਲੇ ਦੇ ਰਸਤੇ ਜਿਹੜੇ ਨਾ ਨਾਮ ਤੋਂ ਥੱਲੇ ਦੇ ਸੱਚਖੰਡ ਵਾਲਾ ਰਾਜ ਛੱਡ ਕੇ ਆ ਜਿਹੜੇ ਰਾਸੀ ਨਾ ਭਵ ਸਾਗਰ ਦੇ ਰਸਾਂ ਦੇ ਵਿੱਚ ਫਸ ਗਿਆ ਸਰੀਰ ਦੇ ਰਸਾਂ ਤੇ ਆ ਗਿਆ ਨੀਵੇਂ ਪੱਧਰ ਦੇ ਰਸਾਂ ਤੇ ਆ ਗਿਆ ਨਰਕ ਦੇ ਰਸਾਂ ਤੇ ਆ ਗਿਆ ਸੁਰਗ ਦੇ ਰਸ ਛੱਡ ਕੇ ਨਰਕ ਦੇ ਰਸ ਹੋ ਗਿਆ ਨਰਕ ਦਾ ਕੀੜਾ ਬਣ ਗਿਆ ਵਿਸ਼ਟਾ ਦਾ ਕੀੜਾ ਬਣ ਗਿਆ ਵਿਸ਼ਟਾ ਦਾ ਕੀੜਾ ਗਣਤ ਵਿਸਤਾਰ ਦਾ ਕੀੜਾ ਹੀ ਰਹਿ ਗਿਆ ਐ ਕੋ ਕੀੜਾ ਹੀ ਰਹਿ ਗਿਆ ਵਿਸ਼ਟਾ ਦਾ ਕੀੜਾ ਹੀ ਬਣਦਾ ਰਹਿ ਗਿਆ ਅਗਲਾ ਜਨਮ ਫੇਰ ਹੋਊਗਾ ਵਿਸ਼ਟਾ ਦਾ ਕੀੜੇ ਵਿਸ਼ਟਾ ਬਣਦਾ ਸਮਝ ਗਣਤ ਗਨਾਵੇ ਅਖਰੀ ਅਗਣਤ ਸੱਚਾ ਸੋਏ ਜਿਹੜੇ ਗਿਣਤੀ ਮਿਣਤੀ ਕਰਦੇ ਨੇ ਲੋਕ ਪੁੰਨ ਪਾਪ ਦੀ ਉਹ ਤਾਂ ਫਿਰ ਅੱਖਰਾਂ ਦੇ ਵਿੱਚ ਆਊਗੀ ਕਿੰਨਾ ਘਾਟਾ ਕਿੰਨਾ ਵੱਡ ਬਈਆਂ ਨੇ ਲੇਖਾ ਅੱਖਰ ਨੇ ਲਿਖਿਆ ਉਹ ਤਾਂ ਅੱਖਰਾਂ ਚ ਗਣਤ ਗਨਾਵੇ ਅਖਰੀ ਅਗਣਤ ਅਗਣਤ ਸੱਚਾ ਸੋਏ ਉਹਦਾ ਅਗਣਤ ਤਾਂ ਗਿਣਤੀ ਦੇ ਬਾਹਰ ਹੈ ਫਿਰ ਗਿਣਤੀ ਦੇ ਬਾਹਰ ਵਾਲੇ ਨਾਲ ਜੇ ਜੁੜਨਾ ਹੈ ਤਾਂ ਗਿਣਤੀ ਛੱਡ ਕੇ ਜੁੜਿਆ ਜਾਊਗਾ ਜਿੱਥੇ ਪ੍ਰੇਮ ਹੁੰਦਾ ਉੱਥੇ ਗਿਣਤੀ ਨਹੀਂ ਹੁੰਦੀ ਜਿੱਥੇ ਕੋਈ ਦੁਆ ਹੁੰਦਾ ਉਹਨਾਂ ਗਣਤੀ ਗਿਣਤੀ ਹੁੰਦੀ ਹੈ ਗਿਣਤੀ ਹੁੰਦੀ ਹੈ ਪ੍ਰੇਮ ਵਾਲੇ ਨਾਲ ਔਲਾਦ ਨਾਲ ਕਹਦੇ ਨਹੀਂ ਗਿਣਤੀ ਕਰਦੇ ਕਿਉਂ ਨਹੀਂ ਕਰਦੇ ਹਾਲਾਂਕਿ ਮੋਹ ਹੈ ਪ੍ਰੇਮ ਹੈ ਨਹੀਂ ਪਰ ਅਸੀਂ ਨੂੰ ਪ੍ਰੇਮ ਦੀ ਬੈਠੇ ਕਿੰਨਾ ਤੈਨੂੰ ਦੁੱਧ ਪਿਲਾਤਾ ਕੀ ਭਾਸੀ ਸੀ ਜਾਣਿਆ ਨਾ ਸੀ ਕੀ ਭਾਅ ਸੀ ਫਿਰ ਮਹਿੰਗਾ ਹੋ ਗਿਆ ਕਿੰਨੇ ਦੇ ਤੈਨੂੰ ਕੱਪੜੇ ਪਲਾਏ ਕਿੰਨੇ ਦੇ ਤੈਨੂੰ ਘਟਾਉਣੇ ਲੈ ਕੇ ਦਿੱਤੇ ਕੋਈ ਗਿਣਤੀ ਹੈ ਹਿਸਾਬ ਤੋਂ ਨਹੀਂ ਰੱਖਦੇ ਉਤੇ ਲੈ ਲਿਓ ਫਿਰ ਬੜੇ ਹੋਏ ਤੇ ਪ੍ਰੇਮ ਸਮਝੇ ਪ੍ਰੇਮ ਗਿਣਤੀ ਨਹੀਂ ਅਗਣਤ ਸੱਚਾ ਜੇ ਉਹਦੇ ਨਾਲ ਗਿਣਤੀ ਹੈ ਸਾਡੀ ਤਾਂ ਪ੍ਰੇਮ ਹੈ ਨਹੀਂ ਜਿਹਦਾ ਪ੍ਰੇਮ ਸੀ ਨਾ ਕਹਿੰਦੇ ਸੀ ਬਹੁਤ ਪਾਪੀ ਹੈ ਬਈ ਇਹ ਸਦਨਾ ਪਾਪੀ ਹੈ ਉਹ ਚੁੱਪ ਕਰਕੇ ਸੁਣ ਜਾਂਦਾ ਸੀ ਉਹ ਕਹਿੰਦਾ ਇੱਕ ਪਾਸੇ ਤਾਂ ਕ੍ਰਿਸ਼ਨ ਕਹਿੰਦਾ ਵੀ ਪੁੱਤ ਪਾਪ ਹੁੰਦਾ ਨਹੀਂ ਆਤਮਾ ਵਰਦੀ ਨਹੀਂ ਹੈ ਕਹਿੰਦੇ ਨੇ ਜੀਵ ਹੱਤਿਆ ਕਰਦਾ ਪਾਗਲ ਨੇ ਕ੍ਰਿਸ਼ਨ ਭਗਵਾਨ ਹੈ ਭਗਵਾਨ ਦੀ ਗੱਲ ਮੰਨਦੇ ਨੇ ਬਾਣੀ ਗੁਰੂ ਹੈ ਗੁਰੂ ਦੀ ਗੱਲ ਅਸੀਂ ਮੰਨਦੇ ਨਹੀਂ ਇਹ ਸੁਭਾਅ ਹੈ ਸਾਰਿਆਂ ਦਾ ਉਹਨਾਂ ਦਾ ਵੀ ਭਗਵਾਨ ਹੈ ਕ੍ਰਿਸ਼ਨ ਮੰਨਦਾ ਨਹੀਂ ਹੁੰਦਾ ਕੋਈ ਗੱਲ ਉਹ ਕਹਿੰਦਾ ਜੀਵ ਹਤਿਆ ਹੁੰਦੀ ਰਹੀ ਹੈ ਕਹਿੰਦਾ ਜੀਵ ਹਤਿਆ ਹੁੰਦੀ ਹੈ ਅਰਜਨ ਮੰਨਦਾ ਜੀਵ ਹਤਿਆ ਹੋ ਜੂਗੀ ਮੇਤੇ ਪਾਪ ਹੋ ਜੂਗਾ ਕ੍ਰਿਸ਼ਨ ਕਹਿੰਦਾ ਤੂੰ ਪਾਗਲ ਹੈ ਪਾਪ ਹੁੰਦਾ ਹੁੰਦਾ ਜੀਵ ਕਿਤੇ ਮਰਦਾ ਹੁੰਦਾ ਉਹਨੂੰ ਉਪਦੇਸ਼ ਕਰ ਰਿਹਾ ਉਹ ਅਸੀਂ ਮੰਨ ਰਹੇ ਹਾਂ ਗੀਤਾ ਨੂੰ ਮੱਥਾ ਟੇਕ ਰਹੇ ਹਾਂ ਔਰ ਜੀਵ ਹਤਿਆ ਵੀ ਮੰਨ ਰਹੇ ਹਾਂ ਬੁੱਧੀ ਹੈ ਇਹਦਾ ਕ੍ਰਿਸ਼ਨ ਦੀ ਕਹੀ ਹੋਈ ਗੱਲ ਨਹੀਂ ਮੰਨ ਰਹੇ ਕ੍ਰਿਸ਼ਨ ਨੂੰ ਮੰਨ ਰਹੇ ਹਾਂ ਕ੍ਰਿਸ਼ਨ ਨੂੰ ਮੰਨ ਰਹੇ ਭਗਵਾਨ ਗੁਰੂ ਸਾਡੇ ਗੁਰੂ ਨੇ ਗੁਰੂਆਂ ਨੇ ਜੋ ਕਹਿਤਾ ਛੱਡੋ ਪਰ ਉਹ ਤੂੰ ਛੱਡੋ ਉਹਦਾ ਨਹੀਂ ਕਰ ਲਈ ਉਹਨੇ ਚਾਰੇ ਸਾਹਿਬਜ਼ਾਦੇ ਸ਼ਹੀਦ ਕਰਾ ਲਏ ਸਾਰਾ ਘਰ-ਬਾਰ ਫੂਕ ਲਿਆ ਆਪਣਾ ਉਜੜ ਗਿਆ ਅਸੀਂ ਉਹ ਜਿਹਾ ਕੰਮ ਨਹੀਂ ਕਰਨਾ ਉਹ ਸਾਡਾ ਗੁਰੂ ਸੀ ਉਹ ਕਿੱਥੇ ਖੜੇ ਹੋ ਤੁਸੀਂ ਖੜੇ ਕਿੱਥੇ ਹੋ ਇੱਥੇ ਖੜੇ ਸੀ ਅਸੀਂ ਵੀ ਮਹਾ ਕਪਟੀ ਇਧਰੋਂ ਕੌਣ ਨਹੀਂ ਜਾਣਦਾ ਇਸ ਕਪਟ ਨੂੰ ਕੌਣ ਨਹੀਂ ਪਛਾਣਦਾ ਇਸ ਕਪਟ ਨੂੰ ਇਹ ਜਿਹੀਆਂ ਗੱਲਾਂ ਅਸੀਂ ਇੱਕ ਦੂਜੇ ਨੇ ਆਪੇ ਜਾਣਦੇ ਹਾਂ ਸੁਧਾਰਨਾ ਵੀ ਜਾਣਦਾ ਗੱਲਾਂ ਤਾਂ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਦਾ ਸੀ ਪੜਦੇ ਹਾਂ ਭਲੇ ਬੁਰੇ ਕੀ ਪੀੜ ਪਛਾਣਦ ਨਾਲੇ ਇਹ ਪੜੀ ਜਾਂਦੇ ਆ ਨਾਲੇ ਕਪਟ ਵੀ ਕਰੀ ਜਾਂਦੇ ਅਗਿਆਨੀ ਮਤਹੀਨ ਹੈ ਗੁਰਬਿਨ ਗਿਆਨ ਨਾ ਹੋਏ ਅਗਿਆਨੀ ਮਤਹੀਨ ਮਤਹੀਨ ਹੈ ਨਾ ਅਗਿਆਨੀ ਨੇ ਗੁਰਬਿਨ ਗਿਆਨ ਨਾ ਗੁਰਬਿਨ ਗਿਆਨ ਨਾ ਹੋਏ ਗੁਰਬਾਣੀ ਦੀ ਸੋਚੀ ਲਓ ਫਿਰ ਪਤਾ ਲੱਗੂਗਾ ਅਸੀਂ ਕੀ ਆ ਅਸੀਂ ਕਿੱਥੇ ਖੜੇ ਆ ਗੁਰਦੁਆਰੇ ਰੋਜ਼ ਦੇ ਕਰਾਉਣ ਨਾਲ ਨਹੀਂ ਗੱਲ ਬਣਨੀ ਹੈ ਅੰਤਰਾਤਮ ਦੇ ਬਿਨਾਂ ਗਿਆਨ ਕਿਵੇਂ ਮਨ ਦਾ ਗਿਆਨ ਆਪਣੇ ਮਤਲਬ ਦਾ ਲੈਂਦਾ ਜਿੰਨਾ ਜਿਹੜੇ ਇੱਕ ਬਾਣੇ ਕਿਚਿਤ ਹੋ ਕੇ ਵਿਚਾਰਦਾਰੀ ਨਹੀਂ ਬਾਣੀ ਨੂੰ ਇਹਨੂੰ ਇਹਦੇ ਵਿੱਚੋਂ ਗਿਆਨ ਮਿਲੇ ਨਹੀਂ ਸਕਦਾ ਗੁਰਬਾਣੀ ਕੀ ਕਹਿੰਦੀ ਹੈ ਇਹ ਤਾਂ ਪੰਛੀ ਜਿਵੇਂ ਉੱਤੇ ਦੇਖਦਾ ਉੜਦਾ ਪੰਛੀ ਝਾਤ ਮਾਰਦੇ ਨੇ ਬਾਣੀ 'ਚ ਬਾਣੀ ਦੇ ਥੱਲੇ ਨੂੰ ਜਾ ਕੇ ਦੇਖਦੇ ਪੰਛੀ ਝਾਤ ਮਾਰ ਲੈਂਦੇ ਨੇ ਵਿਦਵਾਨ ਬਸ ਟੁੱਟੀ ਤੰਤਰ ਬਾਬ ਕੀ ਵਾਜੇ ਨਹੀਂ ਵਿਜੋਗ ਜਿਵੇਂ ਰਵਾਬ ਹੈ ਦੀ ਤੰਦ ਟੁੱਟ ਜਵੇ ਜੇ ਫਿਰ ਫਿਰ ਵਾਜੇ ਨਹੀਂ ਵਿਜੋਗ ਫਿਰ ਵਾਜਦੀ ਨਹੀਂ ਕਿਉਂ ਉਹ ਕਨੈਕਸ਼ਨ ਟੁੱਟ ਗਿਆ ਨਾ ਪਰਲੇ ਪਾਸੇ ਉਹ ਬਜੋ ਹੋ ਗਿਆ ਨਾ ਐਵੇਂ ਸੁਰਤ ਜੇ ਸ਼ਬਦ ਨਾਲ ਨਹੀਂ ਜੁੜੀ ਹੋਈ ਦੂਏ ਪਾਸੇ ਨਹੀਂ ਜੁੜੀ ਹੋਈ ਇਹ ਜੋ ਆਵਾਜ਼ ਕਿਵੇਂ ਨਿਕਲੇ ਇਹ ਜੋ ਸ਼ਬਦ ਪ੍ਰਗਟ ਕਿਵੇਂ ਹੋਵੇ ਸੁਰਤ ਸ਼ਬਦ ਜਦ ਪ੍ਰਗਟ ਹੋਊ ਜਦ ਇਧਰ ਤਾਂ ਮਨ ਨਾਲ ਜੁੜੀ ਹੋਈ ਹੈ ਉਹ ਤਾਂ ਚਿੱਤ ਨਾਲ ਜੁੜ ਕੇ ਟੈਟ ਹੋ ਜਵੇ ਨਾ ਗੁਰਮੁਖੀ ਗਿਆਨ ਡੋਰੀ ਪ੍ਰਭ ਪਕੜੀ ਜਦ ਪ੍ਰਭ ਦੇ ਹੱਥ ਡੋਰ ਦੇਤੀ ਨਾ ਇਧਰ ਆਪ ਹੈ ਆਪਣੇ ਨਾਲ ਬੰਨੀ ਹੋਈ ਹੈ ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੱਚਿਆ ਤਨ ਜਾਈਐ ਜਦ ਖਿੱਚ ਪਊਗੀ ਫਿਰ ਵਜੂਗੀ ਤਾਰ ਇਹ ਸ਼ਬਦ ਪ੍ਰਗਟ ਹੋਊਗਾ ਹੁਣ ਤਾਂ ਵਿਯੋਗ ਹੈ ਇੱਕ ਪਾਸੇ ਬੰਨੀ ਹੈ ਦੂਏ ਪਾਸੇ ਤਾਂ ਬੰਨੀ ਨਹੀਂ ਹੋਈ ਦੂਏ ਪਾਸੇ ਕਿਹਦੇ ਨਾਲ ਬੰਨੀ ਹੋਈ ਹੈ ਮਾਇਆ ਨਾਲ ਇੱਕ ਪਾਸੇ ਮਾਨੇ ਫੜੀ ਹੋਈ ਹੈ ਇੱਕ ਪਾਸੇ ਤ੍ਰਿਕੁਟੀ ਚ ਮਾਇਆ ਦਾ ਰਾਗ ਲੱਭਦੀ ਹੈ ਫਿਰ ਉਹ ਜੀ ਸੁਰ ਕੱਢੂ ਜਿਹੇ ਜੀ ਜਿੱਥੇ ਬੰਦੀ ਹੋਈ ਆ ਹੁਣ ਮਾਇਆ ਨਾਲ ਜੁੜੀ ਹੋਈ ਆ ਮਾਇਆ ਵਾਲੇ ਨਾਲ ਸੁਰ ਕੱਢਦੀ ਆ ਤੇ ਸੱਚ ਨਾਲ ਜੋੜਾਂਗੇ ਫਿਰ ਸੱਚ ਵਾਲੇ ਸੁਰ ਕੱਢੂ ਹੁਣ ਝੂਠ ਨਾਲ ਜੁੜੀ ਹੋਈ ਝੂਠ ਵਾਲੇ ਸੁਰ ਕੱਢਦੀ ਆ ਇੱਛਾ ਜੋ ਪੈਦਾ ਹੁੰਦੀ ਹੈ ਸਾਡੇ ਅੰਦਰ ਭੁੱਖ ਜੋ ਪੈਦਾ ਹੁੰਦੀ ਹੈ ਉਹ ਮਾਇਆ ਦੀ ਭੁੱਖ ਪੈਦਾ ਹੁੰਦੀ ਹੈ ਜੁੜੀ ਹੋਈ ਤਾਰ ਮਾਇਆ ਨਾਲ ਹੈ ਜੁੜੀ ਹੋਈ ਤਿਰਕੁਟੀ ਨਾਲ ਹੈ ਜੁੜੀ ਹੋਈ ਦਿਮਾਗ ਨਾਲ ਹੈ ਜੁੜੀ ਹੋਈ ਸੰਸਾਰ ਨਾਲ ਹੈ ਸੰਸਾਰ ਦੇ ਪਦਾਰਥਾਂ ਦੀ ਭੁੱਖ ਵਾਲੀ ਆਵਾਜ਼ ਪੈਦਾ ਹੁੰਦੀ ਹੈ ਜੇ ਤਾਰ ਇਥੋਂ ਖੋਲ ਕੇ ਝੂਠ ਨੂੰ ਸੱਚ ਨਾਲ ਜੋੜਦੀ ਹੈ ਅੰਦਰ ਫਿਰ ਫਿਰ ਦੂਜੀ ਚੀਜ਼ ਪੈਦਾ ਹੋਣ ਲੱਗੀ ਆਵਾਜ਼ ਫਿਰ ਕੀ ਹੋ ਸੱਚੇ ਨਾਮ ਕੀ ਲਾਗਾ ਫਿਰ ਇਹ ਆਵਾਜ਼ ਆਉਗੀ ਉਹ ਤਾਂ ਭੁੱਖੇ ਖਾਏ ਚੱਲੀ ਐ ਇਧਰੋਂ ਦਾ ਦੁੱਖ ਗਏ ਨਹੀਂ ਇਧਰ ਦੁੱਖ ਚਲੇ ਜਾਣਗੇ ਐਦਾਂ ਵਾਲੀ ਭੁੱਖ ਵੱਧਦੀ ਗਈ ਸ਼ਾਇਦ ਕਟੇ ਲੱਖ ਕੋਟ ਧਾਵੇ ਤੇਰੇ ਤਾਂ ਆਵੇ ਮਾਇਆ ਪਾਛੇ ਪਾਵੇ ਇਧਰ ਇਹ ਹੈ ਉਧਰ ਕੀ ਹੈ ਸਾਚੇ ਨਾਮ ਕੀ ਲੱਗਾ ਭੁੱਖ ਉਤ ਭੁੱਖਾ ਉਹ ਭੁੱਖੇ ਦੁੱਖ ਖਾ ਗਈ ਭੁੱਖੇ ਦੁੱਖ ਖਾ ਗਈ ਨਾਮ ਨੇ ਤਾਂ ਕੁਝ ਹੋਰ ਖਾਦਾ ਦੇਖੋ ਨਾਮ ਨੇ ਕੀ ਖਾਦਾ ਨਾਮ ਨੇ ਨਹੀਂ ਖਾਦਾ ਦੁੱਖ ਬਿਲਕੁਲ ਗਲਤ ਹੈ ਨਾਮ ਦੁੱਖ ਨਹੀਂ ਖਾਦਾ ਨਾਮ ਦੀ ਭੁੱਖੇ ਤੋਂ ਖਾ ਜਾਂਦੀ ਹੈ ਨਾਮ ਕੀ ਖਾਂਦਾ ਨਾਮ ਖਾਂਦਾ ਪਰ ਦੁੱਖ ਖਾਂਦੀ ਹੈ ਭੁੱਖ ਨਾਮ ਖਾਂਦਾ ਪਰ ਨਾਮ ਤਾਂ ਭਰਮ ਖਾਂਦਾ ਗੁਰਪ੍ਰਸਾਦ ਭਰਮ ਦਾ ਨਾਮ ਚਾਨਣ ਨੇ ਤਾਂ ਦੀਵਾ ਹੈ ਦੀਵਾ ਮੇਰਾ ਇੱਕ ਦੀਵਾ ਬੜੇ ਹਨੇਰਾ ਜਾਏ ਦੀਵਾ ਬੜੇ ਜਾਏ ਨਾਮ ਨੇ ਪਰਮ ਖਾਣਾ ਦੁੱਖ ਨਹੀਂ ਖਾਣੇ ਹਨ ਦੁੱਖ ਦਾ ਭੁੱਖ ਪੈਦਾ ਹੁੰਦੀ ਹੈ ਦੁੱਖ ਰਹਿੰਦੇ ਹੀ ਰੀਤਾਰ ਜਾਂ ਅੰਦਰ ਜੁੜ ਜਾਂਦੀ ਹੈ ਗੱਲ ਇਹ ਹੈ ਦੁੱਖ ਤਾਂ ਉਹਨਾਂ ਚ ਰਹਿ ਜਿਹਨਾਂ ਚਿਰ ਬਾਹਰ ਮੁਖੀ ਹੈ ਚਿੰਤਾਵਾਂ ਇੰਨਾ ਚਿਰ ਰਹਿਣਾ ਜਿਹਨਾਂ ਚਿਰ ਬਾਹਰ ਮੁਖੀ ਹੈ ਇਹਦੀ ਸੋਚੋ ਚਿੰਤਾ ਪੈਦਾ ਹੁੰਦੀ ਹੈ ਜੇ ਸੋਚਦਾ ਹੀ ਨਹੀਂ ਚਿੰਤਾ ਹੀ ਨਹੀਂ ਪੈਦਾ ਹੁੰਦੀ ਟੁੱਟੀ ਤੰਤਰ ਵਾਰ ਜਿੰਨਾ ਚਿਰ ਦੋਏ ਫੌਜਾਂ ਖੜੀਆਂ ਨੇ ਜੰਗ ਪੈ ਲੜਾਈ ਹੁੰਦੀ ਨਹੀਂ ਨਾ ਹੈ ਸ਼ੁਰੂ ਉਹਨਾਂ ਜਦ ਸੋਚਦਾ ਵੀ ਲੜਾਈ ਨਾ ਹੋਵੇ ਨਾ ਹੋਵੇ ਬੱਚਾ ਚੱਲ ਪੈਂਦੀ ਹੈ ਫਿਰ ਇਹ ਨਹੀਂ ਸੋਚਦਾ ਹੁਣ ਕੀ ਹੁੰਦਾ ਫਿਰ ਆਪਣਾ ਵਰਦਾ ਹੈ ਬਗਾਨਾ ਵਰਦਾ ਫਿਰ ਫੇਰ ਨਹੀਂ ਇਹ ਗੱਲ ਹੈ ਨੁਕਸਾਨ ਹੁੰਦਾ ਫਿਰ ਨੁਕਸਾਨ ਨਹੀਂ ਦੇਖਿਆ ਜਾਂਦਾ ਜਿਹੜਾ ਨੁਕਸਾਨ ਦੇਖੋ ਲੜ ਨਹੀਂ ਸਕਦਾ ਜੰਗ ਨਹੀਂ ਜਿੱਤ ਸਕਦਾ ਜਦ ਪਾਣਾ ਮੰਨ ਲੈਂਦਾ ਫਿਰ ਤਾਂ ਜੰਗ ਸ਼ੁਰੂ ਹੋ ਗਈ ਫਿਰ ਕਦਾ ਰੁਦਾ ਨਾ ਹੁੰਦਾ ਹੋਣ ਦਿਓ ਹੋਣਾ ਹੋਵੇ ਸੋ ਹੋਏਗਾ ਹੁਣ ਤਾਂ ਇਹਦਾ ਨੁਕਸਾਨ ਹੋਣਾ ਜਿੱਥੇ ਬੰਬ ਡਿਗਣਾ ਡਿਗੂਗਾ ਤੁਸੀਂ ਆਪ ਛੱਡੋ ਦੂਏ ਪਾਸੇ ਬਕਾਰਾਂ ਦੇ ਬਕਾਰਾਂ ਦੇ ਖਲੇਟਾ ਹੋ ਜਿਹੜੇ ਦੁਸ਼ਮਣ ਸੀ ਤੁਸੀਂ ਆਪਣੀ ਲੜਾਈ ਲੜਦੇ ਰਹੋ ਉਹਨਾਂ ਦੀ ਲੜਾਈ ਉਹਨਾਂ ਦੇ ਵਿਵਾਰ ਹੋਣਗੇ ਹੁੰਦੇ ਰਹਿਣ ਜਿਹਦੇ ਨਾਲ ਤੁਸੀਂ ਲੜੋਗੇ ਉਹ ਨਹੀਂ ਕਰੂਗਾ ਜੇ ਦੀ ਚਿੰਤਾ ਕਰੋਗੇ ਲੜਾਈ ਨਹੀਂ ਲੜ ਸਕਦੇ ਤੁਸੀਂ ਆ ਵੀ ਹੋਣਗੇ ਹਾਂ ਇਹਦੀ ਲੜਾਈ ਲੜ ਸਕਦੇ ਵੀ ਸਾਡੇ ਤੇ ਉਹਨਾਂ ਗਰਦਨ ਪਾਉਂ ਤ੍ਰਿਸ਼ਨਾ ਦੇ ਤੀਰ ਵੀ ਆਉਣਗੇ ਗਏ ਆਉਂਦੇ ਰਹਿਣ ਉਹਦੇ ਰਹਿੰਦੇ ਸੰਤੋਖ ਦੀ ਸਜੋ ਤਕੜੀ ਰੱਖੋ ਪਾ ਕੇ ਸਜੋ ਉਹ ਕਾਦੇ ਪਾ ਕੇ ਜਾਂਦੇ ਨੇ bullet proof bullet proof jacket ਚੋਂ ਪਾ ਕੇ ਜਾਂਦੇ ਨੇ ਉਹਨੇ ਵੀ ਤਾਂ ਅਗਲੇ ਨੇ ਮਾਰਨਾ ਹੀ ਹੈ ਬੁਲਬਰੂ ਗੱਡੀਆਂ ਕਿਉਂ ਰੱਖੀਆਂ ਹੋਈਆਂ ਨੇ ਤਾਂ ਹੀ ਰੱਖੀਆਂ ਹੋਈਆਂ ਨੇ ਜਿਹਨੂੰ ਤੁਸੀਂ ਮਾਰ ਜਾਓਗੇ ਉਹ ਕਹਾ ਸੁਗਤਾ ਕਰੂਗਾ ਉਹਨੇ ਗੋਲੀ ਚਲਾਊਗਾ ਚਲਣ ਦੋ ਚਲਦਾ ਹੀ ਹੁੰਦਾ ਫਿਰ ਜਦ ਮਾਰ ਮਚੀ ਦੋ ਔਰਨ ਤੇ ਨਾ ਰਹੋ ਪਰਮ ਸੂਰਨ ਕੇ ਮਨ ਵਿੱਚ ਉਹ ਵੀ ਚਲਾ ਲੈਣਦੇ ਉਹਨਾਂ ਨੂੰ ਕੋਈ ਨਹੀਂ ਫੇਰ ਨਹੀਂ ਸੋਚੀਦਾ ਹੁੰਦਾ ਨੁਕਸਾਨ ਕੀ ਹੁੰਦਾ ਫਿਰ ਉਹ ਸੋਚਦੇ ਵੀ ਕਲਾ ਛੱਡਣਾ ਪੈਂਦਾ ਇਹ ਨੁਕਸਾਨ ਹੁੰਦਾ ਇਹ ਮੁੰਡੇ ਬਚਾ ਲਈਏ ਹੁਣ ਇਹ ਸੋਚਦੇ ਇਹ ਨਹੀਂ ਸੋਚਦੇ ਹੁੰਦੇ ਇਹ ਨਹੀਂ ਸੋਚਿਆ ਜਾਂਦਾ ਫਿਰ ਤਾਂ ਇਹ ਸੋਚਿਆ ਜਾਂਦਾ ਜੰਗ ਜਿੱਤਣੀ ਕਿਵੇਂ ਬਸ ਵਿਛੜਿਆ ਮਿਲੇ ਪ੍ਰਭੂ ਨਾਨਕ ਕਰ ਸੰਜੋਗ ਵਿਛੜਿਆ ਮਿਲੇ ਪ੍ਰਭੂ ਪ੍ਰਭੂ ਵਿਛੜਿਆ ਨੂੰ ਮਿਲਣ ਵਾਲਾ ਹੁੰਦਾ ਚਿੱਤਰ ਮਨ ਦੋਏ ਵਿਛੜੇ ਹੋਏ ਨੇ ਵਿਛੜਿਆ ਮਿਲੇ ਪ੍ਰਭੂ ਵੇਲਣ ਵਾਲਾ ਹੋਈ ਹੈ ਨਾਨਕ ਖੰਡ ਤੋਂ ਵਿਛੜਿਆ ਆਇਆ ਹੈ ਉਹਨਾਂ ਨੂੰ ਵੀ ਵੇਲਣ ਵਾਲਾ ਨਾਨਕ ਘਰਦਿਆਂ ਤੋਂ ਵਿਛੜਿਆ ਹੋਇਆ ਨਾਨਕ ਕਰ ਸੰਜੋਗ ਨਾਨਕ ਕਰ ਸੰਜੋਗ ਵਿਛੜਿਆ ਮੇਲੇ ਪ੍ਰਭੂ ਨਾਨਕ ਕਹਿੰਦਾ ਵਿਛੜਿਆ ਨੂੰ ਮਿਲਦਾ ਸੰਜੋਗ ਕਰਕੇ ਵਿਛੜਿਆ ਕਿਹਦੇ ਨਾਲ ਸੀ ਆਪਣਿਆਂ ਨੂੰ ਵਿਛੜਿਆ ਸੀ ਆਪਣਿਆਂ ਨੂੰ ਵਿਛੜ ਕੇ ਮਾਇਆ ਨਾਲ ਜੁੜਿਆ ਸੀ ਬਗਾਨਿਆਂ ਨਾਲ ਨਹੀਂ ਜੁੜਿਆ ਬਿਲਕੁਲ ਨਹੀਂ ਜੁੜਿਆ ਬਗਾਨੇ ਨਾਲ ਮਾਇਆ ਨਾਲ ਜੁੜਿਆ ਸੀ ਆਤਮਿਕ ਲੈਵਲ ਤੇ ਤਾਂ ਕਿਸੇ ਨਾਲ ਜੁੜਿਆ ਹੀ ਨਹੀਂ ਜੁੜਿਆ ਸਵਾਰਥ ਦੇ ਲੈਵਲ ਤੇ ਜੇ ਕਿਤੇ ਜੁੜਿਆ ਵੀ ਹੈ ਸਵਾਰਥ ਦੇ ਲੈਵਲ ਤੇ ਜੁੜਿਆ ਆਪਣੇ ਦੇ ਲੈਵਲ ਤੇ ਨਹੀਂ ਜੁੜਿਆ ਪਰ ਕੀ ਕੋ ਆਪਣੀ ਕਹੇ ਆਪਣੋ ਨਹੀਂ ਪਾਇਆ ਆਪਣਿਆਂ ਨੂੰ ਤੇਰਿਆਂ ਨੂੰ ਤਾਂ ਦੇ ਤੂੰ ਚੰਗਾ ਲੱਗਿਆ ਤੂੰ ਜਿਹੜੀ ਮਾਇਆ ਇਹਨੂੰ ਆਪਣੀ ਕਹਿਣ ਲੱਗਿਆ ਪਰ ਕੀ ਹੈ ਮਾਇਆ ਤੇਰੀ ਨਹੀਂ ਹੈ ਮਾਇਆ ਕਿਸੇ ਆਤਮਾ ਦੀ ਨਹੀਂ ਹੈ ਜਿੰਨੇ ਇੱਥੇ ਆਤਮਾ ਨੇ ਜਿੰਨੇ ਵੀ ਇੱਥੇ ਜੀਵ ਨੇ ਇਹਨਾਂ ਚੋਂ ਕਿਸੇ ਦੀ ਵੀ ਨਹੀਂ ਹੈ ਮਾਇਆ ਪਰ ਜੇ ਤੂੰ ਮਾਇਆ ਦੇ ਉੱਤੇ ਘੇਰਾ ਬਣ ਕੇ ਆਪਣੀ ਕਹਿਤਾ ਵੀ ਜਿਹੜੇ ਆਪਣੇ ਨੇ ਫਿਰ ਉਹਨਾਂ ਨੂੰ ਚੰਗਾ ਲੱਗਿਆ ਸੱਚਖੰਡ ਵਾਲੇ ਨੂੰ ਕਿਸੇ ਨੂੰ ਨਹੀਂ ਚੰਗਾ ਲੱਗਿਆ ਨਾ ਸੰਸਾਰ ਨੂੰ ਚੰਗਾ ਲੱਗਿਆ ਨਾ ਐਸ ਲੋਕ ਨੂੰ ਚੰਗਾ ਲੱਗਿਆ ਨਾ ਪਰ ਲੋਕ ਨੂੰ ਚੰਗਾ ਲੱਗਿਆ ਨਾਨਕ ਕਰ ਸੰਜੋਗ ਵਿਛੜਿਆ ਜਦ ਵਿਛੜਿਆ ਨੂੰ ਮਿਲਦਾ ਹੈ ਨਾ ਆਤਮਾ ਦੇ ਲੈਵਲ ਤੇ ਮਿਲਦਾ ਵਰਨਾ ਨਹੀਂ ਮਿਲਦਾ ਜਿੱਦਣ ਆਤਮ ਲੈਵਲ ਤੇ ਜੀਵਨ ਜਿਉਂਦਾ ਉਦੋਂ ਸਾਰਿਆਂ ਨੂੰ ਮਿਲ ਜਾਂਦਾ ਫਿਰ ਨਾ ਕੋਈ ਬੈਰੀ ਨਾ ਕੋਈ ਉਦੜ ਫਿਰਦਾ ਹੈ ਸੰਜੋਗ ਉਦੜ ਹੁੰਦਾ ਵਰਨਾ ਸਜੋਗ ਨਹੀਂ ਹੈ ਜੇ ਨਾਨਕ ਬੇਦੀ ਹੈ ਵਿਜੋਗ ਹੈ ਬਾਕੀ ਦਾ ਆਪਣੇ ਹੈ ਨਹੀਂ ਨਾਨਕੇ ਆਪਣਾ ਇਹ ਗੁਰਮਤਿ ਖਿਲਾਫ ਹੈ ਗੱਲ ਫੇਦਾ ਦ੍ਰਿਸ਼ਟੀ ਦੇ ਵਿੱਚ ਕਾਰਨ ਹੈ ਫੇਦਾ ਸਰੀਰ ਤੇ ਖੜੇ ਨੇ ਆਤਮਾ ਤੇ ਕਿੱਥੇ ਖੜੇ ਨੇ ਸੰਜੋਗ ਕਿੱਥੇ ਹੋਇਆ ਸੰਜੋਗ ਨਹੀਂ ਕਿਸੇ ਨਾਲ ਵੀ ਹੋਇਆ ਸੰਜੋਗ ਉਹ ਆਤਮਾ ਦੇ ਲੈਵਲ ਤੇ ਆਤਮਾ ਦੇ ਲੈਵਲ ਤੇ ਜਿੱਦਣ ਜੀਵਨ ਜੀਊਗਾ ਉਦੋਂ ਸੰਜੋਗ ਹੈ ਜਿੰਨਾ ਚਿਰ ਮਾਇਆ ਦੇ ਲੈਵਲ ਤੇ ਸਰੀਰ ਦੇ ਲੈਵਲ ਤੇ ਜੀਵਨ ਜੀਊਗਾ ਉਹਨਾਂ ਚਿਰ ਵਿਜੋਗ ਹੈ ਮਨ ਮਾਇਆ ਦੇ ਨਾਲ ਜੁੜਿਆ ਹੋਇਆ ਹੈ ਮਨ ਮਾਇਆ ਨਾਲ ਜੁੜਿਆ ਰਹੂਗਾ ਚਿੱਤ ਆਪਣੇ ਮੂਲ ਨਾਲ ਜੁੜਿਆ ਚਿੱਤ ਦਰਗਾਹ ਨਾਲ ਜੁੜਿਆ ਰਹੂ ਸੱਚ ਨਾਲ ਜੁੜਿਆ ਰਹੂ ਇਹ ਝੂਠ ਨਾਲ ਜੁੜਿਆ ਰਹੋ ਦੋਹਾਂ ਦਾ ਵਿਯੋਗ ਰਹੂ ਹਾਂ ਦੋਹਾਂ ਦਾ ਵਿਯੋਗ ਰਹੂਗਾ ਆਪਣੇ ਅੰਦਰ ਵਿਯੋਗ ਰਹੂਗਾ ਕਿੰਨੇ ਮਿੰਟ